ਕੱਕਾ ਕਾਰਨ ਕਰਤਾ ਸੋ ਕੱਕਾ ਕਾਰਨ ਕਰਤਾ ਸੋ ਦੇਖੋ ਲੇਖ ਨੂੰ ਮੇਟ ਕੋ ਲਿਖਿਓ ਲੇਖ ਅਸਲ ਤੇ ਜਲੇ ਲੇਖ ਹੋ ਲਿਖਣ ਨਾਲ ਲੇਖ ਅਸੀਂ ਆਪ ਲਿਖੀ ਜਾਂਦੇ ਆ ਗਲਤ ਲਿਖੀ ਜਾਂਦੇ ਆ ਫੱਟੀ ਗਲਤ ਲਿਖੀ ਜਾਂਦੇ ਆ ਫੱਟੀ ਜਦੋਂ ਪਤਾ ਲੱਗਿਆ ਨਾ ਕੁਝ ਫੱਟੀ ਲਿਖ ਲਈ ਸੀ ਸੱਲਾ ਫਿਰ ਪੰਡਤ ਕੋ ਪੜਾਉਣ ਭੇਜਤਾ ਉਹਦਾ ਲਗਾਤੀ ਸੀਗੀ 25 ਬਚਪਨ ਦੇ ਵਿੱਚ ਨਾਰਦ ਪੜਾਈ ਪੜਾਤੀ ਬ੍ਰਹਮ ਗਿਆ ਹੁਣ ਜਦੋਂ ਪੰਡਤ ਪੜਾਉਣ ਲੱਗਿਆ ਪੜਾਈ ਉਹ ਪੜਾਉਣ ਲੱਗਿਆ ਸਮੁੰਦਰ ਸ਼ਾਸਤਰ ਦੀ ਕਿਉਂਕਿ ਉਹਨੇ ਰਾਜਾ ਪੜਾਉਣਾ ਸੀ ਰਾਜਾ ਕਿਵੇਂ ਰਾਜ ਕਿਵੇਂ ਕਰਦਾ ਉਹ ਪੜਾਈ ਜਦ ਪੜਾਉਣ ਲੱਗਿਆ ਰਾਜੇ ਦਾ ਮੁੰਡਾ ਜੋ ਥਾ ਉਹ ਕਹਿੰਦਾ ਇਹ ਪੜਾਈ ਨਾ ਮੈਨੂੰ ਪੜਾ ਮੈਨੂੰ ਉਹੀ ਪੜਾਈ ਪੜਾ ਜਿਹੜੀ ਬਚਪਨ ਤੋਂ ਪਹਿਲਾਂ ਪੜਾਈ ਹੈ ਮੇਰੀ ਪੜੀਆ ਲਿਖਦੇ ਸ੍ਰੀ ਗੋਪਾਲ ਉਹੀ ਲਿਖ ਉਦੋਂ ਤੋਂ ਬੈ ਉਦੋਂ ਮੈਨੂੰ ਪੜਾਇਆ ਮਾਂ-ਬਾਪ ਹੈ ਨਹੀਂ ਇਹ ਰਾਜ ਹੈ ਨਹੀਂ ਸੰਸਾਰ ਕੁਛ ਹੈ ਇਹਦੇ ਜੀ ਹੁਣ ਤੋਂ ਕਹਿ ਰਿਹਾ ਹੈ ਜ਼ਿੰਮੇਵਾਰੀ ਸਾਹਮਣੀ ਇਹ ਨਹੀਂ ਪੜਾਈ ਨੂੰ ਲਿਖੀ ਜਾਂਦੀ ਪਹਿਲਾਂ ਕੁਝ ਹੋਰ ਲਿਖਿਆ ਯਾ ਤਾਂ ਉਹਨੂੰ ਦੋਵਾਂ ਯਾ ਤਾਂ ਗੁਰਮਤਿ ਦੋਵਾਂ ਗੁਰਮਤਿ ਲਿਖਾਂ ਸਾਰੀ ਉਹ ਨਹੀਂ ਮੈਨੂੰ ਉਹ ਫਿੱਟ ਹੈ ਉਹ ਨਹੀਂ ਮੈਂ ਤੋੜੀ ਇਹ ਨਹੀਂ ਲਿਖ ਇਹ ਗੱਲ ਉਹਦੇ ਵਿਰੁੱਧ ਹੈ ਜੇ ਤਾਂ ਇਤਿਹਾਸ ਲਿਖਦਾ ਹੁਣ ਮੈਂ ਆਉਣ ਵਾਲਾ ਜੀਵਨ ਦੇ ਬਾਰੇ ਸੰਸਾਰ ਨਾਲ ਮੈਂ ਜ਼ਿੰਮੇਵਾਰੀ ਸਮਝਦਾ ਕਿ ਮੇਰੀ ਕੋਈ ਜ਼ਿੰਮੇਵਾਰੀ ਹੈ ਫਿਰ ਉਹ ਗੱਲ ਗੱਲ ਤਾਂ ਸਾਰੀ ਪਰਮੇਸ਼ਰ ਦੀ ਜ਼ਿੰਮੇਵਾਰੀ ਕੋਈ ਰਹੀ ਹੋਈ ਨਾ ਫਿਰ ਤਾਂ ਕਰਤਾ ਮੈਂ ਹੋ ਗਿਆ ਨਾ ਮੰਨ ਦੇ ਜਨੇ ਕਰਤਾ ਹੋਇਆ ਇਹ ਉਲਟ ਪੜਾਈ ਨਾ ਪੜਾ ਹੁਣ ਮੈਨੂੰ ਕਰਤਾ ਮੈਨੂੰ ਨਾ ਪੜਾ ਜਦ ਮੈਂ ਹੈ ਹੀ ਨਹੀਂ ਕਰਤਾ ਕੀ ਮੇਰੇ ਕੀਤੇ ਆਦਮੀ ਨੇ ਕੀਤੇ ਕੁਝ ਹੋ ਸਕਦਾ ਪੜਨ ਸੇ ਨਹੀਂ ਹੋ ਸਕਦਾ ਸੱਚੀ ਝੂਠ ਕਦੇ ਬੋਲਦਾ ਉਹ ਕਦੇ ਕਹਿੰਦੇ ਤੈਨੂੰ ਇਹ ਕਰਨਾ ਹੋਵੇ ਜੇ ਨਾ ਆਪਾਂ ਕਰੀ ਨਹੀਂ ਹੋਵੇ ਪਰਸੇ ਕਹਿੰਦੇ ਆਪਣਾ ਕੀਤਾ ਹੋਣਾ ਨਹੀਂ ਕੁਝ ਇੱਕ ਪਾਸੇ ਕਹਿੰਦੇ ਜੇ ਨਾ ਕੀਤਾ ਤਾਂ ਸਰਨਾ ਨਹੀਂ ਆਲ ਜਾਲ ਨਾ ਜੇ ਜਿਹੜਾ ਨਾ ਪੜਾ ਕੋਈ ਕਾਇਆ ਪੜਾਓ ਆਲ ਜਾਲ ਆਲ ਜਾਲ ਉਹ ਤਾਂ ਤੇਰ ਪਾਸ ਸਰਕਾਰ ਤਾਂ ਵੀ ਗੱਲ ਝੂੜ ਹੈ ਗਲਤ ਪੜਾਈ ਤੋਂ ਠੀਕ ਠੀਕ ਹੋ ਗਿਆ ਹੈ ਠੀਕ ਜਿਹੜੀ ਪੜਾਉਂਦੇ ਠੀਕ ਹੈ ਮੇਰੀ ਪਟੀਆ ਲਿਖਦੇ ਸ੍ਰੀ ਗੋਪਾਲ ਉਹ ਹੀ ਲਿਖਦਾ ਸੱਚ ਲਿਖ ਝੂਠ ਝੂਠਾ ਝੂਠ ਕਿਵੇਂ ਪੜਾਉਂਦੇ ਸੰਸਾਰ ਝੂਠ ਹੈ ਸੰਸਾਰ ਵਾਸਤੇ ਪੜਾਈ ਪੜਾਉਣੀ ਝੂਠ ਪੜਾਉਣੀ ਯੂਨੀਵਰਸਿਟੀਆਂ ਚ ਸਕੂਲਾਂ ਕਾਲਜਾਂ ਸਭ ਝੂਠ ਪੜਾਇਆ ਜਾਂਦਾ ਸਾਡੀ ਬੋਲੀ ਉਹ ਝੂਠ ਦੇ ਇਹ ਗੱਲ ਦੀ ਸਮਝ ਨਹੀਂ ਹੈ ਸੰਸਾਰ ਨੂੰ ਵਿਦਵਾਨਾਂ ਨੂੰ ਯੂਨੀਵਰਸਿਟੀ ਵਾਲਿਆਂ ਨੂੰ ਵੀ ਤੁਸੀਂ ਲੈ ਕੇ ਹੁਣ ਤੱਕ ਤਾਂ ਝੂਠੇ ਬੜਿਆ ਝੂਠ ਬੋਲਦੇ ਹੋ ਬਹਿ ਗਏ ਸੱਚੀ ਬਾਣੀ ਨੂੰ ਅਰਥ ਹੋਰ ਤੁਸੀਂ ਅਗਲ ਤੇ ਉਦਾਂ ਹੀ ਖਾਲੀ ਇਹ ਲੈਂਗੁਏਜ ਹੋਰ ਤੁਹਾਡੀ ਬੋਲੀ ਹੋਰ ਤੁਹਾਡੀ ਸੋਚ ਹੋਰ ਇਹ ਸੋਚ ਹੋਰ ਯਾਦ ਆਪਣੀ ਸੋਚ ਬਦਲ ਲੋ ਨਹੀਂ ਇਹਨੂੰ ਆਪਣੀ ਨੂੰ ਰੱਖੋ ਇਹਨੂੰ ਬੰਦ ਕਰ ਲੋ ਵੀ ਸਾਡੇ ਵਾਸਤੇ ਨਹੀਂ ਜਿੰਨਾ ਚਿਰ ਆਪਣੀ ਨਹੀਂ ਬਦਲਦੇ ਪਹਿਲਾਂ ਸਾਰੀ ਫੱਟੀ ਲਿਖੀ ਹੋਈ ਨਾ ਇਹ ਨਹੀਂ ਸਮਝ ਆਉਂਦੀ ਉਹ ਆਪਣੇ ਵਾਲੀ ਰਹਿਣ ਬੁਲਾਉਂਦੇ ਆਪਣੇ ਵਾਲੇ ਨਾਲ ਇਹਦੇ ਕਰਦੇ ਨੇ ਜਿਹੜੀ ਲਿਖੀ ਹੋਈ ਹੈ ਉਹਨੇ ਮੇਲ ਕਿਵੇਂ ਖਾਵੇ ਵੇਲੇ ਨਹੀਂ ਖਾਂਦੀ ਸ੍ਰੀ ਗੋਪਾਲ ਵਾਲੀ ਗੱਲ ਮੈਂ ਨਹੀਂ ਇਹ ਯਾਦਾ ਸ੍ਰੀ ਗੋਪਾਲ ਫਿਰ ਕ੍ਰਿਸ਼ਨ ਨੂੰ ਮੰਨਣਾ ਨੂੰ ਫਿਰ ਤਾਂ ਤੁਹਾਨੂੰ ਪਤਾ ਮੇਲ ਖਾ ਜਾਂਦੀ ਹੈ ਫਿਰ ਵੀ ਪੂਰਾ ਨਹੀਂ ਖਾਂਦੀ ਮੇਲ ਫਿਰ ਵੇੜਾ ਜਰ ਦਾ ਫੂਟੇ ਛੇਕ ਹਜ਼ਾਰ ਹਜ਼ਾਰਾਂ ਸਵਾਲ ਖੜੇ ਹੁੰਦੇ ਨੇ ਫਿਰ ਵੀ ਫਿਰ ਕਹਿੰਦੇ ਨੇ ਸ਼ਰਦਾ ਨਹੀਂ ਕਰਦਾ ਦੂਰ दोनों पता ਸਵਾਲ ਕਰਦਾ ਜਵਾਬ ਕੋਈ ਨਹੀਂ ਧਰਮ ਦੇ ਕਿੰਦੂ ਪਰੰਤੂ ਨਹੀਂ ਕਰੀਦਾ ਆਪੇ ਨਹੀਂ ਕਰੀਦਾ ਝੂਠੇ ਧਰਮ ਦੇ ਕਿੰਦੂ ਪਰੰਤੂ ਕਰਾਂਗੇ ਉੱਥੇ ਹੀ ਕੱਖ ਵਿੱਚ ਰਹਿਣਾ ਕੀ ਝੂਠ ਦੇ ਉੱਤੇ ਕਿੰਦੂ ਪਰੰਤੂ ਹੋ ਗਿਆ ਝੂਠ ਦਾ ਵਜਦਾ ਹੀ ਕੱਖ ਨਹੀਂ ਹੁੰਦਾ ਇਸ ਕਰਕੇ ਭਗਤ ਕਹਿੰਦੇ ਨੇ ਸਰਕਨਾ ਚ ਜੇ ਤੁਹਾਨੂੰ ਕੋਈ ਧਰਮ ਪੜਾਉਣ ਲੱਗਿਆ ਸਾਰੇ ਆਪਣੇ ਤਰਕਾਂ ਨਾਲ ਪਰਖ ਕਰੋ ਸੱਚ ਹੈ ਨਹੀਂ ਜਿੰਨੇ ਤੁਹਾਡੇ ਕੋਲ ਤਰਕ ਹੈ ਉਹਨੂੰ ਪਰਖ ਕੇ ਦੇਖੋ ਵੀ ਇਹ ਕਿਤੇ ਗੜੀ ਦਾ ਨਹੀਂ ਹੁੰਦੀ ਜੇ ਇਥੋਂ ਰਗੜਾ ਮਾਰੇ ਤਾਂ ਥੱਲੇੋਂ ਪੱਥਰ ਨਿਕਲਿਆ ਉੱਤੇ ਉੱਤੇ ਸੋਨੇ ਵਾਲਾ ਜਾ ਉੱਤੋਂ ਤੋਂ ਤਾਂ ਲੱਗਦਾ ਘਰ ਹੋਏ ਸੱਚ ਉਹ ਕਸਾਇਆ ਜਾਂ ਮੜ ਜਾ ਥੱਲੇ ਉਹ ਪਿੱਤਲੇ ਹੀ ਉੱਤੇ ਤਾਂ ਹੀ ਕੁਝ ਨਹੀਂ ਉਹ ਡੁਪਲੀਕੇਟ ਕੇ ਡਬਲ ਸਾਰਾ ਹੀ ਹੋ ਜਾਣਾ ਉਹ ਕਹਿੰਦੇ ਅਸੀਂ ਤਰਕ ਜਿਹੜਾ ਛੋਟਾ ਜੋ ਹੈ ਸੱਚ ਹੋਵੇ ਤਾਂ ਤਰਕ ਕਰ ਲੋ ਕੋਈ ਰੋਣਾ ਹੀ ਥੱਲੇ ਦੇ ਸੋਣਾ ਜਿੰਨੀ ਮਨ ਮਰਜੀ ਕਸੋਟੀ ਦੇ ਲਾ ਇਹ ਮਸਲਾ ਸੱਚ ਧਰਮ ਕਹਿੰਦਾ ਹਰੇਕ ਨੂੰ ਕਸੌਟੀ ਦੇ ਲਾਓ ਭਾਈ ਸਾਡੇ ਵਾਲੇ ਨੂੰ ਵੀ ਲਾਓ ਸਾਰਿਆਂ ਨੂੰ ਲਾਓ ਉਹ ਕਹਿੰਦੇ ਨੇ ਕਿਸੇ ਝੂਠੇ ਕਹਿੰਦੇ ਨੇ ਕਿਸੇ ਧਰਮ ਤੇ ਕੋਈ ਕਸੌਟੀ ਲੋੜੀ ਹੋਣੀ ਚਾਹੀਦੀ ਜਿੱਥੇ ਧਰਮ ਹੈ ਉੱਥੇ ਕਿੰਤੂ ਪ੍ਰੰਤੂ ਨਹੀਂ ਚਾਹੀਦਾ ਕਿਉਂਕਿ ਧਰਮ ਝੂਠੇ ਨੇ ਤਾਂ ਨਹੀਂ ਚਾਹੀਦਾ ਸੈਟੀਸਫਾਈ ਦੁਨੀਆ ਨਹੀਂ ਹੋ ਰਹੀ ਧਰਮ ਨਾਲ ਬਸ ਸ਼ਰਧਾ ਨਾਲ ਬਚੇ ਹੋ ਜ਼ਰੂਰ ਸ਼ਰਧਾ ਨਾਲ ਬਚੇ ਹੋ ਨੇ ਸੈਟੀਸਫਾਈ ਕੋਈ ਨਹੀਂ ਹੈ ਕਿਸੇ ਤਰ੍ਹਾਂ ਸੈਟੀਸਫਾਈ ਹੋਣ ਵਾਸਤੇ ਤੁਹਾਨੂੰ ਸੱਚਾਈ ਚਾਹੀਦੀ ਸਤ ਸਰੂਪ ਹੈ ਮਨ ਜੀਵਾਤਮਾ ਹੀ ਰਹਿ ਮਨ ਇਹਦੀ ਕਸੌਟੀ ਇੰਨੀ ਤਕੜੀ ਹੈ ਝੂਠਤਾ ਇਹਦੇ ਖੜਦਾ ਨਹੀਂ ਸਮਝਦੇ ਹੀਰੇ ਦੇ ਸਾਹਮਣੇ ਕਿਹੜੀ ਚੀਜ਼ ਹੀਰੇ ਨੂੰ ਹੀਰਾ ਹੀ ਕੱਢ ਸਕਦਾ ਹੋਰ ਕੁਝ ਨਹੀਂ ਕੱਢ ਸੱਚ ਧਰਮ ਤੇ ਜਾ ਕੇ ਇਹ ਲਾਜਵਾਬ ਹੁੰਦਾ ਸੱਚ ਨਹੀਂ ਇਹਨੇ ਕੱਟਿਆ ਜਾਂਦਾ ਬਾਕੀ ਸਭ ਕੁਝ ਕੱਢ ਦਿੰਦਾ ਆ ਵੀਰਾ ਜੋ ਹੈ ਸੱਚ ਜਾ ਕੇ ਬਚਦਾ ਇਹਦੇ ਕੋਲੋਂ ਘਟਾਈ ਤੋਂ ਵਰਨਾ ਨਹੀਂ ਬਚਦਾ ਕੁਝ ਵੀ ਇਹ ਸੱਚ ਧਰਮ ਹੈ ਨਾਨਕ ਨੇ ਸੱਚ ਲਿਖਿਆ ਆਦ ਸੱਚ ਜਾਂ ਸੱਚ ਬਚਣਾ ਸੱਚ ਨੇ ਦੁਨੀਆ 'ਚ ਕੁਝ ਨਹੀਂ ਬਚਦਾ ਸਭ ਅੱਜ ਨਹੀਂ ਕੱਲ ਇਹ ਅੱਜ ਲੋਕ ਸਿਆਣੇ ਨਹੀਂ ਹੈ ਕੱਲ ਨੂੰ ਕੋਈ ਸਿਆਣਾ ਪੈਦਾ ਹੋ ਜੂ ਉਹ ਝੂਠ ਨੰਗਾ ਕਰ ਦੂਗਾ ਝੂਠ ਨੰਗਾ ਹੋਈ ਜਾਂਦਾ ਕਾ ਕਾਰਨ ਕਰਤਾ ਸੂ ਕੱਕਾ ਕਾਰਨ ਕਰਤਾ ਸੂ ਅਸਲ ਚ ਸੰਸਾਰ ਦਾ ਕਾਰਨ ਕਰਤਾ ਕਰਵਾਇਆ ਜਾਏ ਤੇ ਤੋਂ ਕਰਵਾਉਣਾ ਜੀਵਾਂ ਤੋਂ ਹੀ ਹੈ ਪਰ ਕਾਰਨ ਕਰਤਾ ਜਿਹੜਾ ਅੰਦਰ ਲੈ ਨਾ ਕਾਰਨ ਹੋਇਆ ਨੁਕਸੋਦੇ ਪਹੁੰਚੇ ਉਹਨੇ ਠੀਕ ਹੋਣ ਗਿਆਨ ਭੋਜਨ ਕੀ ਦਾ ਉਹਦਾ ਪਰਮ ਕੀ ਦਾ ਉਹ ਕਮਜ਼ੋਰ ਕੌਣ ਹੈ ਉਹ ਹੱਥ ਵਧਾਉਨੇ ਆ ਕੋਈ ਚੀਜ਼ ਤੋੜਨ ਵਾਸਤੇ ਜਾਂ ਲੈਣ ਵਾਸਤੇ ਕਿਉਂਕਿ ਹੱਥ ਨੂੰ ਭੁੱਖ ਲੱਗੀ ਹੈ ਭੁੱਖ ਲੱਗੀ ਹੱਥ ਤਾਂ ਕੋਈ ਚੀਜ਼ ਨਹੀਂ ਰੱਖਦੀ ਹੱਥ ਵਧਾਉਣੇ ਲੈਣ ਵਾਸਤੇ ਕੋਲੇ ਪਏ ਮੰਤਾ ਸੁਰਤਾ ਇਹ ਜੀ ਚੀਜ਼ਾਂ ਨੇ ਜਿਵੇਂ ਹੱਥ ਪੈਰ ਨੇ ਸਾਡੇ ਸਰੀਰ ਦੇ ਅੰਗ ਨੇ ਪਰ ਲੋੜ ਤਾਂ ਪੇਟ ਵਿੱਚ ਹੈ ਹੱਥ ਵਿੱਚ ਰੱਖ ਫੜ ਕੋਲ ਰੋਟੀ ਦੇਖੀ ਵੀ ਪੇਟ ਦੀ ਭੁੱਖ ਜੇ ਸੰਤੋ ਜੁੜਿਆ ਹੋਇਆ ਅੱਜ ਇੱਕ ਸਾਧਨ ਨਹੀਂ ਨਿਗਾਹ ਸੁਰਤ ਮਨ ਇਹ ਗਿਆਨ ਅੰਦਰ ਇਹ ਤਾਂ ਸਾਧਨ ਹੈ ਬੁੱਧ ਦਾ ਇਹ ਤਾਂ ਸਾਧਨ ਹੈ ਪੇੜ ਦੀ ਪੂਰਤੀ ਵਾਸਤੇ ਗਿਆਨ ਦੀ ਪੂਰਤੀ ਵਾਸਤੇ ਸਾਧਨ ਹੈ ਕਮੀ ਕਿੱਥੇ ਹੈ ਕਮੀ ਅੰਦਰ ਹੈ ਅੰਦਰ ਕਮੀ ਦੀ ਪੂਰਤੀ ਵਾਸਤੇ ਸਾਧਨ ਆ ਸਰੀਰ ਬਾਡੀ ਹੈ ਇਹਦੇ ਵਿੱਚ ਇਹ ਮਸ਼ੀਨ ਲੱਗੀ ਹੈ ਅੱਜ ਦਾ ਵਾਧੂ ਲਾਇਆ ਪੈਰ ਵਧੂ ਲਾਇਆ ਇਹਨਾਂ ਨਾਲ ਚੱਲਦਾ ਫਿਰਦਾ ਇਹਨਾਂ ਨਾਲ ਖਾਂਦਾ ਇਹਨਾਂ ਨਾਲ ਕੰਮ ਕਰਦਾ ਐਸੇ ਤਾਂ ਇਹਦੇ ਨੂੰ ਲੋੜ ਹੈ ਨਾ ਬਿਜਲੀ ਦੇ ਵਿੱਚ ਇਹਦੇ ਵਿੱਚ ਵੀ ਚਾਹੇ ਤਾਂ ਆ ਜਾਂਦੀ ਹੈ ਪੈਰ ਨੂੰ ਵੀ ਅਗਰ ਇਹਦੇ ਵਿੱਚ ਵੀ ਜਾਂਦੀ ਹੈ ਸਪਲਾਈ ਇਹੋ ਜਿਹੇ ਸਰੀਰ ਜਿਹੇ ਜਿਹੇ ਸਰੀਰ ਬਾਹਰ ਹੈ ਇਹ ਜਿਹੇ ਸਰੀਰ ਅੰਦਰ ਨਾ ਵਿਚਾਰਨਾ ਦੋਏ ਕਰ ਜੋੜ ਕਰਮ ਅਰਦਾਸ ਦੋ ਹੱਥ ਜੋੜਨੇ ਹੱਥ ਤਾਂ ਹੀ ਗਿਆ ਨਾ ਮਾਨਤ ਤੇ ਹੱਥੇ ਨਾ ਦੋਏ ਪੇੜ ਹੋਣਾ ਦਾ ਵੀ ਇਕੱਠਾ ਇਹ ਤਾਂ ਮੈਂ ਕਾਰਨ ਹੋਰ ਕਾਰਨ ਹੋਰ ਕਾਰਨ ਕਰਤਾ ਹੀ ਹਾਂ ਕਾਰਨ ਕਰਤਾ ਹੀ ਹੈ ਹੱਥ ਪੈਰ ਕੰਮ ਕਰਦੇ ਕੰਨ ਕੰਨ ਪੇਟ ਹੱਥ ਪੈਰ ਕੰਮ ਨਹੀਂ ਕਰਦੇ ਕੰਨ ਕੀ ਹੈ ਪੇਟ ਕੰਨ ਤਾਂ ਪੇਟ ਹੈ ਇੰਨਾ ਹੀ ਫਰਕ ਹੈ ਆਪਾਂ ਕਹਿੰਦੇ ਭਾਈ ਪੇਟ ਕਰਾਉਂਦਾ ਪੇਟ ਕਰਾਉਂਦਾ ਨਾ ਫਿਰ ਉਹ ਪੇਟ ਹੈ ਕਰਤਾ ਉਹ ਖੋਥੇ ਹੈ ਸਤਨ ਭੁੱਖ ਹੈ ਉਹ ਵੀ ਸਰੀਰ ਦਾ ਹੀ ਅੰਗ ਸਰੀਰ ਦਾ ਅੰਗ ਉਹ ਇੱਕ ਸਰੀਰ ਇੱਕ ਦੇਹ ਬਣ ਕੇ ਚੱਲਦੇ ਹੁਣ ਮਨ ਕੋਈ ਵੱਖਰਾ ਨਹੀਂ ਕਰਦਾ ਨਾ ਕਰਤਾ ਵੱਖਰਾ ਨਹੀਂ ਕਰਦਾ ਸਾਇ ਵੱਖਰਾ ਕਰ ਲੈਂਦੇ ਜੀ ਜੇ ਵੱਖਰਾ ਕਰ ਲਾਂਗੇ ਫਿਰ ਨਹੀਂ ਸਮਝ ਗੱਲ ਕੀ ਸਰੀਰ ਦੇ ਅੰਦਰ ਉਹ ਅੰਦਰੇ ਸਾਰੇ ਜੀ ਕੰਮ ਕਰਦੇ ਆ ਖਾਣਾ ਕਰਦੇ ਆ ਭੁੱਖ ਕਿੱਥੇ ਹੈ ਭੁੱਖ ਜਦ ਹੁੰਦੀ ਹੈ ਤਾਂ ਹੱਥ ਵੀ ਨਹੀਂ ਕੰਮ ਕਰਦੇ ਫਿਰ ਤਾਂ ਇਹਨਾਂ ਨੂੰ ਤਾਕਤ ਥੇ ਮਿਲਦੀ ਹੈ ਉੱਥੇ ਨਾ ਕੋਈ ਜਾਵੇ ਇਹਨਾਂ ਨੂੰ ਵੀ ਕਮਜ਼ੋਰੀ ਪੈਂਦੀ ਹੈ ਜੁੜੇ ਵੀ ਉੱਥੇ ਹੋਏ ਨੇ ਪਰ ਫਿਰ ਵੀ ਪੇਟ ਆਪਣੀ ਚੀਜ਼ ਇੱਕ ਅਲੱਗ ਹੈ ਬ੍ਰਹਮ ਗਿਆਨੀ ਦਾ ਭੋਜਨ ਇਹਨਾਂ ਨੇ ਕੀ ਭੋਜਨ ਕਰਦਾ ਤਾਂ ਫਿਰ ਬ੍ਰਹਮ ਗਿਆਨੀ ਅੱਡ ਕਰਦਾ ਨਾ ਉਹਦਾ ਨਾਮ ਅੱਡ ਗਿਆ ਬਸ ਇਹਨਾਂ ਦੇ ਵਿੱਚ ਹੀ ਗਿਆ ਨਹੀਂ ਹੈ ਥੋੜਾ ਪੇਟ ਹੈ ਨਾ ਜਿਵੇਂ ਪੇਟ ਦਾ ਭੋਜਨ ਹੁੰਦਾ ਹੈ ਉਹ ਪੇਟ ਦਾ ਨਾਮ ਬ੍ਰਹਮ ਗਿਆ ਕਾਰਨ ਕਰਤਾ ਸੋ ਲਿਖਿਓ ਲੇਖਨ ਮਿਟਤ ਕੋ ਉਹਦਾ ਲਿਖਿਆ ਹੋਇਆ ਨਹੀਂ ਕੋਈ ਮੇਰ ਦਾ ਸੱਚ ਹੁਕਮ ਨੇ ਕਾਰਨ ਕੀਤਾ ਸਾਰਾ ਸ੍ਰਿਸ਼ਟੀ ਜੋ ਰਚਨਾ ਕੀਤੀ ਉਹ ਹੋਈ ਜੇ ਆਪਾਂ ਪੂਰੀ ਸ੍ਰਿਸ਼ਟੀ ਦੀ ਗੱਲ ਕਰੀਏ ਉਹ ਹੁਕਮ ਨਾਲ ਹੋਈ ਹੋਈ ਹੈ ਕਾਰਨ ਫਿਰ ਵੀ ਇਹੀ ਹੈ ਜੀ ਉਹ ਜੀਵ ਕਾਰਨ ਇਹਦੇ ਖਾਤਰ ਕੀਤੀ ਹੈ ਜੇ ਬਿਮਾਰ ਸੀ ਤਾਂ ਹਸਪਤਾਲ ਦੀ ਲੋੜ ਪਈ ਜੇ ਬਿਮਾਰ ਨਹੀਂ ਹੁੰਦਾ ਹਸਪਤਾਲ ਦੀ ਲੋੜ ਨਿਆਣੇ ਨੇ ਸਕੂਲਾਂ ਦੀ ਲੋੜ ਪਈ ਜੇ ਬਿਮਾਰ ਸੀਗੇ ਤਾਂ ਹੈ ਸੰਸਾਰ ਦੀ ਰਚਨਾ ਦੀ ਲੋੜ ਰਚਨਾ ਦੇ ਵਿੱਚ ਜੀਵ ਸਾਰੇ ਕੱਲੇ ਕੱਲੇ ਸਾਰੇ ਸਾਰੇ ਕਾਰਨ ਨੇ ਇਹ ਤਾਂ ਜਦ ਇਹ ਸਾਰੇ ਸਵਤ ਹੋ ਜਾਂਦੇ ਨੇ ਨਾ ਫਿਰ ਸੰਸਾਰ ਦੀ ਲੋੜ ਨਹੀਂ ਰਹਿੰਦੀ ਜਿੰਨਾ ਜੇ ਤੰਦਰੁਸਤ ਲੋੜ ਨਹੀਂ ਸੀ ਇਹ ਬਿਮਾਰ ਹੋਏ ਤਾਂ ਲੋੜ ਹੋਈ ਕਾਰਨ ਕਰਤੇ ਨਹੀਂ ਕੀਤਾ ਪਰਮੇਸ਼ਰ ਨੇ ਕੀਤਾ ਸ੍ਰਿਸ਼ਟੀ ਦੀ ਰਚਨਾ ਪਰ ਇਹਦਾ ਕਾਰਨ ਰਚਨਾ ਦਾ ਕਾਰਨ ਇਹ ਆਪੇ ਹੈ ਜੀਵੇ ਹੈ ਇਹਦੇ ਕਰਕੇ ਕੀਤੀ ਹੈ ਲਿਖੋ ਲੇਖਨ ਮਿਟਤ ਕੋ ਉਹ ਜੋ ਲਿਖਵੇਂ ਦਾ ਮੰਨ ਲੈਂਦਾ ਜੋ ਅੰਦਰਲਾ ਮੰਨ ਲੈਂਦਾ ਉਹਨੂੰ ਦੁਆ ਨਹੀਂ ਬਣਾ ਜਿਹੜੇ ਦੁਰਮਤ ਮੰਨ ਲਈ ਨਹੀਂ ਬਟਾ ਸਕਦਾ ਇਹਨੂੰ ਸਮਝਾ ਸਕਦਾ ਵੀ ਬਟਾ ਲੈ ਜੇ ਕੋਈ ਮਿਟਾ ਸਕਦਾ ਹੋਵੇ ਜਨਮ ਦੀ ਲੋੜ ਹੈ ਫੇ ਜਨਮ ਦੇ ਕੀ ਕਰੋ ਫੇ ਧਰਮ ਦੇ ਕੀ ਕਰੋ ਕੋਈ ਨਹੀਂ ਮਿਟਾ ਇਹਦਾ ਗਲਤ ਲਿਖਿਆ ਹੋਇਆ ਗਲਤ ਮੰਨਿਆ ਹੋਇਆ ਗਲਤ ਮਨੋਸ ਕੀਤੀ ਉਹ ਆਪੇ ਛੱਡਣੀ ਪੈਣੀ ਪਰਮੇਸ਼ਰ ਦਾ ਹੁਕਮ ਨਹੀਂ ਕੋਈ ਮੋੜ ਸਕਦਾ ਪਰਮੇਸ਼ਰ ਦਾ ਹੁਕਮ ਮਹਿਜ਼ ਮਾਇਆ ਦੇ ਉੱਤੇ ਲੱਗੂ ਮਹਿਜ਼ ਮਾਇਆ ਇਹਨੂੰ ਸਿਰਫ ਸੇਧ ਦਿੰਦਾ ਇਹਨੂੰ ਸੇਧ ਦਿੰਦਾ ਇੱਥੋਂ ਕੇ ਫਸਣ ਮਾਇਆ ਦੇ 100% ਲੱਗੂ ਸੂਰਜ ਤੇ ਚੰਦ ਹਵਾ ਪਾਣੀ ਤੇ ਸਭ ਲੱਗੂ ਉਹ ਸਰੀਰ ਸਰੀਰ ਤੇ ਵੀ ਲੱਗੂ ਮਾਇਆ ਜਿੱਦ ਤੱਕ ਮਾਇਆ ਪਰ ਮਾਇਆ ਆਗਿਆਕਾਰੀ ਜੀਵਤ ਹੁੰਦੀ ਮਾਇਆ ਦੀ ਪ੍ਰਕਿਰਤੀ ਦੇ ਡਰ ਨਾਲ ਮਾਇਆ ਦੀ ਪ੍ਰਕਿਰਤੀ ਹੈ ਬਦਲ ਬਦਲਣਾ ਸਰੀਰ ਨੇ ਬਦਲਣਾ ਜਿਉਂਦਾ ਆਖਰੀ ਕੋਈ ਨਹੀਂ ਚਾਹੁੰਦਾ ਬਿਮਾਰ ਹੋ ਜੀ ਫਿਰ ਵੀ ਹੋ ਜਾਂਦੇ ਬਿਮਾਰ ਕੋਈ ਨਹੀਂ ਚਾਹੁੰਦਾ ਹੋ ਜੀ ਫਿਰ ਵੀ ਹੋ ਜਾਂਦੇ ਆ ਡਿਫੈਕਟ ਕੋਈ ਨਹੀਂ ਚਾਹੁੰਦਾ ਮੇਰੇ ਪੈ ਫਿਰ ਵੀ ਪੈ ਜਾਂਦੇ ਨੇ ਪ੍ਰਕਿਰਤੀ ਦੇ ਵਿੱਚ ਹਵਾ ਖਰਾਬ ਹੈ ਪਾਣੀ ਖਰਾਬ ਹੈ ਕਿਸੇ ਦੀ ਖੁਰਾਕ ਖਰਾਬ ਹੈ ਉਹਦਾ ਅਸਰ ਸਰੀਰ ਤੇ ਪੈਣੀ ਪੈਣੀ ਚੰਗੀ ਦਾ ਚੰਗਾ ਪੈਣਾ ਹੋਣੀ ਦਾ ਬੜਾ ਪੈਣਾ ਉਹ ਪ੍ਰਕਿਰਤੀ ਜਾਂ ਉਹ ਪ੍ਰਕਿਰਤੀ ਅਲੱਗ ਜਿਹੜੇ ਤੋਂ ਕੰਮ ਲੈਣਾ ਸਰੀਰ ਤੋਂ ਪਤਾ ਨਾ ਹਾਂ ਕੰਮ ਜੇ ਗਲਤ ਲੈਂਦਾ ਉਹ ਸੜੇ ਨਾ ਚੜ ਲੈਣਾ ਉਹ ਪ੍ਰਕਿਰਤੀ ਉਹ ਜੀ ਅਸੀਂ ਇਹਦਾ ਕੰਮ ਕੋਈ ਕਰਨਾ ਚਾਹਿਆ ਤੀਰ ਮਾਰਿਆ ਗੋਲੀ ਮਾਰੀ ਲੱਗਣ ਉਹਨੇ ਨਹੀਂ ਦਿੱਤੀ ਉਹਨੇ ਉਹਨੂੰ ਬਚਾ ਲਿਆ ਤੂੰ ਤਾਂ ਵੀ ਵੇਣ ਮਾਰੂ ਤੂੰ ਇਹੋ ਜਾ ਜੋ ਉਹ ਜੋ ਸਿਸਟਮ ਹੈ ਬਚਾਉਣਾ ਉਹਦੇ ਵਿੱਚ ਉਹਦੀ ਸ਼ਕਤੀ ਹੈ ਹੁਣ ਇੱਥੇ ਦੋ ਚੀਜ਼ਾਂ ਜਿਹੜਾ ਇਹਨੇ ਮੰਨ ਲਿਆ ਹੁਕਮ ਲਿਖ ਲਿਆ ਆਪਣੇ ਅੰਦਰ ਲੇਖ ਬਨਾਉਤ ਕਰ ਲਈ ਉਹ ਮਟਾਈ ਨਹੀਂ ਜਾ ਸਕਦੀ ਐਨੇ ਦੁਨੀਆ 'ਚ ਧਰਮ ਨੇ ਚੱਲਦੇ ਕਿਉਂ ਚੱਲਦੇ ਅੱਡ ਅੱਡ ਬਣਾਓ ਤਾਂ ਨਹੀਂ ਦੂਏ ਦੀ ਬਣਾਓ ਦੂਆ ਨਹੀਂ ਬਣਾਓ ਬਟਾ ਨਹੀਂ ਬਣਾ ਨਹੀਂ ਸਕਦਾ ਆਪ ਇਹਨੇ ਲਿਖ ਲਈ ਆਪ ਮੰਨ ਲਈ ਜਿਹੜੀ ਗੱਲ ਆਪੇ ਛੱਡਣੀ ਇਹ ਦੇਖੋ ਲੈਣ ਵਾਲਾ ਕੋ ਦੂਜਾ ਨਹੀਂ ਹੁੰਦਾ ਦੂਜਾ ਨਹੀਂ ਆਪਣੇ ਲੇਖ ਨੂੰ ਆਪ ਬਣਾ ਸਕਦਾ ਆਪਣਾ ਪੁੱਲ ਬਾਬੇ ਨੇ ਮੰਨਿਆ ਹੋਇਆ ਨਾ ਆਪੇ ਛੱਡ ਛਡਾ ਨਹੀਂ ਸਕਦਾ ਕੋਈ ਦੱਸ ਸਮਝਾ ਸਕਦਾ ਛੜਾ ਨੂੰ ਆਪੇ ਛੜਾ ਆਵੇ ਕੋ ਸਮਝ ਕੇ ਵੀ ਨਾ ਛੱਡੇ ਮੰਨ ਕੇ ਵੀ ਮੈਂ ਨਾ ਮੰਨੂ ਕਹਿ ਲਵੇ ਇਹ ਪ੍ਰੋਬਲਮ ਆਈ ਹੈ ਇੱਕ ਗੁਰੂ ਪੀਰਾਂ ਦੇ ਕੋਲ ਜਿਹੜਾ ਨੇ ਆ ਕੇ ਧਰਮ ਪੜਾਏ ਨੇ ਸੱਚ ਦੇ ਧਰਮ ਵਾਲੇ ਕੋਲ ਆਏ ਉਹਨਾਂ ਨੇ ਗੱਲ ਕੀਤੀ ਦੂਜਿਆਂ ਨੇ ਹੋਰ ਤਰੀਕੇ ਨਾਲ ਕਹੀ ਉਹ ਕਹਿੰਦੇ ਜੋ ਅਸੀਂ ਪੜਾਤਾ ਪੜਾਤਾ ਦੂਜੇ ਕੋਲ ਜਾਇਓ ਜੀ ਬਸ ਕਿ ਕਹਿੰਦੇ ਤੁਹਾਡਾ ਗੱਲ ਤਾਂ ਅਸੀਂ ਪੜਾਇਆ ਦੱਸਣਾ ਨਾ ਗੱਲ ਅਸੀਂ ਤਿਆਰ ਕਰਦੇ ਹਾਂ ਸਾਰਿਆਂ ਨੂੰ ਸ਼ੇਰ ਆਪਣੇ ਬੱਚੇ ਪਾਲਦਾ ਆਜ਼ਾਦ ਕਰਨ ਵਾਸਤੇ ਆਜ਼ਾਦ ਕਰ ਤੇ ਤੂੰ ਆਪਣਾ ਜੰਗਲ ਬੰਦ ਕਿਤੇ ਜਿੱਥੇ ਤੇਰੀ ਜੰਗਲ ਵੱਲ ਕੋ ਆਜ਼ਾਦ ਕੋ ਮੁਕੱਲਾ ਹਾਥੀ ਆਜ਼ਾਦ ਨਹੀਂ ਘੁੰਮ ਕੱਲਾ ਕੋਈ ਨਹੀਂ ਝੁੰਡ ਕੋ ਮੁੱਲ ਬਾਕੀ ਸਾਰੇ ਜਾਨਵਰਾਂ ਦੇ ਝੁੰਡ ਕੋ ਸ਼ੇਰ ਦੀ ਗੱਲ ਕਰਦਾ ਮੈਂ ਸ਼ੇਰ ਮਦੀਨ ਦੀ ਗੱਲ ਨਹੀਂ ਕਰਦਾ ਸੀ ਉਹ ਨਹੀਂ ਉਹ ਝੁੰਡਾ ਹੀ ਹੋਣੀ ਪ੍ਰਕਿਰਤੀ ਤੋਂ ਆਦਮੀ ਬਾਹਰ ਜਾ ਰਿਹਾ ਪ੍ਰਕਿਰਤੀ ਦੇ ਕਰ ਗੱਲ ਜਾਨਵਰਾਂ ਦੇ ਵਿੱਚ ਨਰ ਕੱਲਾ ਹੋਊਗਾ ਨਰ ਹੋ ਜਿਹੜਾ ਕੱਲਾ ਉਹਦੀ ਕਦੇ ਕਦੇ ਹੈ ਜੀ ਉਹ ਵੀ ਛੁੱਟ ਜਾ ਰਹਿੰਦੇ ਉਹਨਾਂ ਦੀ ਕੋਈ ਨਾ ਕੋਈ ਨਾਰ ਜ਼ਰੂਰ ਹੁੰਦਾ ਉਹਨਾਂ ਦੀ ਸਿੱਖ ਹਫਾਜ਼ਤ ਉਹ ਉਹਦੇ ਸਾਰੇ ਤੇ ਆਸ਼ਰਿਤ ਰਹਿ ਕੇ ਸੇਫਟੀ ਸਮਝਣਗੇ ਹੈ ਕੋਈ ਜਾਨਵਰ ਹੋਰ ਵੀ ਤਾਂ ਹੋ ਸਕਦਾ ਹੋਣਾ ਜਾਨਵਰਾਂ ਜੀ ਇਹ ਗੱਲ ਨਰ ਜਿਹੜਾ ਹੋਊਗਾ ਲੜਾਈ ਵੀ ਲੜਨ ਜੂ ਹੋਰ ਗਿਆ ਤੋਂ ਲੈ ਕੇ ਸ਼ੇਰਾਂ ਤੋਂ ਲੈ ਕੇ ਇਹਨਾਂ ਦੀ ਲੜਾਈ ਇਹ ਪ੍ਰਕਿਰਤੀ ਹੈ ਪ੍ਰਕਿਰਤੀ ਤੋਂ ਤੁਸੀਂ ਆ ਕੇ ਆਦਮੀ ਤੇ ਆ ਕੇ ਕਿਵੇਂ ਤੁਸੀਂ ਅਲੱਗ ਤੁਸੀਂ ਰਿਸ਼ਤੇ ਹੋਗੇ ਪ੍ਰਕਿਰਤੀ ਦੇ ਵਿੱਚੋਂ ਆਈ ਹੋਈ ਹੈ ਸਾਡੇ ਜਿਹੜਾ ਪ੍ਰਕਿਰਤੀ ਜਿਹੜਾ ਤੋਂ ਆਈ ਹੋਈ ਹੈ ਐਸੇ ਤੁਸੀਂ ਬਦਲ ਲਾਂਗੇ ਕਿਉਂ ਬਦਲ ਦੋਗੇ ਬਦਲ ਦਾ ਜਦਨ ਕੀਤਾ ਤਜਰਬਾ ਕਰਕੇ ਦੇਖਿਆ ਜਾਂਦਾ ਵਿਦਵਾਨ ਤਜਰਬੇ ਕਰਦੇ ਨੇ ਤਜਰਬੇ ਵੀ ਕਰਦੇ ਹੁੰਦੇ ਉਹ ਭੂਭਾਰ ਵੀ ਕਰਦੇ ਹੁੰਦੇ ਬਸ ਵੀ ਤਾਂ ਤਜਰਬੇ ਕਰ ਰਹੇ ਆ ਜੰਨੀਆਂ ਉਹਦਾ ਗਲਤ ਕੀਤੀਆਂ ਤੇ ਕਿੰਨਾ ਨੁਕਸਾਨ ਉਠਾਇਆ ਕਦੇ ਕੁਛ ਕਰ ਲਾ ਕਦੇ ਟੈਂਕਾ ਬਣਾਈਆਂ ਸੀ ਇਹਨਾਂ ਨੇ 9 ਇੰਚੀ ਮੋਟੀ ਪਰਤ ਬਣਾਈ ਸੀ ਉਹਦੀ ਲੋਹੇ ਦੀ ਉਹਨਾਂ ਨੂੰ ਪੁੱਛੋ ਕੋਈ ਚਲੋ ਅੱਜ ਦੀ ਚੀਜ਼ ਬਣਾਈ ਗੱਲ ਨੂੰ ਹੈਲੋ ਹੋ ਜਾਂਦੀ ਹੈ ਨਾ ਨਵੇਂ ਤੇ ਯਾਰ ਬਈ ਕੋਈ ਐਸੀ ਚੀਜ਼ ਨਹੀਂ ਕਦੇ ਹੈ ਵੀ ਅੱਜ ਬਣਾਈ ਗੱਲ ਨੂੰ ਫੇਲ ਨਹੀਂ ਹੋਣੀ ਘੱਟ ਬੁੱਧੀ ਵਾਲਿਆਂ ਦੀ ਪਰਮੇਸ਼ਰ ਨੇ ਹਵਾ ਬਣਾਈ ਸੀ ਉਹੀ ਚਲੀ ਜਾਂਦੀ ਉਹੀ ਚਲੀ ਜਾਂਦੀ ਹੈ ਆਕਸੀਜਨ ਹੀ ਚੱਲੂਗੀ ਜਿੱਦਣ ਇਹਨਾਂ ਨੇ ਖਰਾਬ ਕਰ ਲਈ ਪੈਰ ਘੋੜਾ ਆਪਣੇ ਬਾਗ ਲੈਣ ਪਾਣੀ ਬਣਾਇਆ ਨਹੀਂ ਹੋਈ ਚੱਲੀ ਜਾਂਦਾ ਸੂਲ ਚੰਦ ਬਣਾਇਆ ਹੋਈ ਚੱਲੀ ਜਾਂਦਾ ਉਹ ਇਹ ਚੀਜ਼ ਬਣਾਉਂਦੇ ਨਹੀਂ ਉਲੂ ਦੀ ਇਹ ਉਲੂ ਦੇ ਚਾਹੇ ਜੀ ਉਲੂ ਦੇ ਵਜੇ ਚੀਜ਼ਾਂ ਬਣਾ ਲੈਂਦੇ ਰਹਿਣਾ ਇਹਨਾਂ ਨੇ ਆਪ ਨਹੀਂ ਇਹਨਾਂ ਦੇ ਚੀਜ਼ਾਂ ਵੀ ਰਹਿਣ ਵਾਲੀ ਨਹੀਂ ਇਹਦੀ ਅਕਲ ਵੀ ਰਹਿਣ ਵਾਲੀ ਰੋਜ਼ ਬਦਲਦੀ ਹੈ ਆਦਮੀ ਦੀ ਅਕਲ ਰੋਜ਼ ਬਦਲਦੀ ਹੈ ਨਿਆਣਾ ਹੁੰਦਾ ਅਕਲ ਹੋਰ ਹੈ ਸਿਆਣਾ ਹੁੰਦਾ ਹੋਰ ਹੈ ਰੋਜ਼ ਬਦਲਦੀ ਹਰ ਚੀਜ਼ ਪ੍ਰਕਿਰਤੀ ਬਦਲਦੀ ਹੈ ਇਹ ਜਿਹੜੀ ਚੀਜ਼ਾਂ ਜੁੜਿਆ ਆਪ ਬਦਲ ਵਾਲੀ ਹੈ ਇਹਨੇ ਵੀ ਬਦਲ ਲਈ ਇਹ ਬਦਲਣ ਵਾਲੀ ਚੀਜ਼ ਤੇ ਖੜਾ ਹੈ ਮਾਇਆ ਦੇ ਉੱਤੇ ਖੜਾ ਹੈ ਮਾਇਆ ਬਦਲਦੀ ਹੈ ਖੜਾ ਮਾਇਆ ਤੇ ਬਦਲਣ ਵਾਲੀ ਚੀਜ਼ ਤੇ ਬਦਲਦਾ ਹੈ ਜਿਹੜਾ ਆਪਣਾ ਸ਼ਰੀਰ ਹੈ ਬਦਲਦਾ ਰਹੇ ਜਿੱਥੇ ਖੜਾ ਸ਼ਰੀਰੇ ਬਦਲਦਾ ਰੋਜ਼ ਜਦੋਂ ਬਦਲਣ ਵਾਲੀ ਚੀਜ਼ ਨੂੰ ਛੱਡ ਕੇ ਉਹਦੇ ਤੇ ਖੜ ਗਿਆ ਜਿਹੜੀ ਬਦਲਦੀ ਨਹੀਂ ਜਿਹੜਾ ਗਿਆਨ ਬਦਲਦਾ ਨਹੀਂ ਉਹਦੇ ਤੇ ਖੜ ਗਿਆ ਨਾ ਫਿਰ ਇਹਦੇ ਚ ਬਦਲਾਅ ਖਤਮ ਹੋ ਜਾਂਦਾ ਇੱਕ ਵਾਰ ਤਾਲੇ ਦੋ ਗ੍ਰੰਥ ਨਹੀਂ ਦੋ ਬੰਦਿਆਂ ਦਾ ਲਿਖਿਆ ਕੋਈ ਗ੍ਰੰਥ ਨਹੀਂ ਇੱਕ ਦੋ ਬੰਦੇ ਵੱਧ ਬੰਦਿਆਂ ਦੇ ਤੂੰ ਬਹੁ ਇੱਕ ਮਤ ਵਾਲਾ ਨਾਮ ਜੇ ਸਿਰਫ ਹੈ ਕੋਈ ਗਿਆਨ ਹੈ ਤੋ ਆਹੀ ਆਤਮ ਗਿਆਨ ਹੈ ਪ੍ਰਭ ਗਿਆਨ ਇਹ ਹਜ਼ਾਰਾਂ ਲੱਖਾਂ ਬੰਦਿਆਂ ਨੇ ਲਿਖਿਆ ਇਹੀ ਹੈ ਲੋਈ ਨਹੀਂ ਹੈ ਨਾ ਜੀ ਬਦਲੋ ਅੱਜ ਨਾ ਪਹਿਲਾਂ ਸੀ ਨਾ ਗਾਹ ਨੂੰ ਹੋਣਾ ਇਹ ਇਹੀ ਰਹੂਗਾ ਦੁਆਰ ਦੋ ਚਾਰੇ ਇੱਕ ਇੱਕੋ ਹੀ ਰੂਪ ਇਹ ਇੱਕ ਹੈ ਇਹ ਗੱਲ ਵੀ ਇੱਕੇ ਰਹੂਗੀ ਜਿੱਥੇ ਆ ਕੇ ਇੱਕ ਹੋ ਜਾਂਦਾ ਹੈ ਸਾਰੇ ਜਿੱਥੇ ਆ ਕੇ ਤਾਰਾ ਸਭ ਦੀ ਇੱਕ ਹੋ ਜਾਂਦੀ ਹੈ ਉੱਥੇ ਡਿਫਰੈਂਸਸ ਖਤਮ ਹੋ ਜਾਂਦੇ ਜਿੱਥੇ ਬੁੱਧ ਪੂਰੀ ਹੋ ਜਾਂਦੀ ਹੈ ਉੱਥੇ ਆ ਕੇ ਵਿਚਾਰ ਫਿਰ ਇੱਕ ਹੋ ਜਾਂਦਾ ਹੈ ਸਾਰੇ ਜਿੰਨਾ ਜਰ ਆਪਣੀ ਆਪਣੀ ਬੁੱਧ ਰਹਿੰਦੀ ਹੈ ਉਹਨਾਂ ਜਰ ਵਿਚਾਰ ਹੁੰਦੇ ਨਹੀਂ ਪਰ ਅਸੀਂ ਜੇ ਮੰਨ ਲਿਆ ਵੀ ਵਿਚਾਰ ਆਪਣੇ ਮਿਲਨੇ ਹੀ ਨਹੀਂ ਜਿਹੜੇ ਲੋਕ ਇਹ ਮੰਨਦੇ ਨੇ ਵਿਚਾਰ ਮਿਲ ਸਕਦੇ ਨਹੀਂ ਉਹ ਭਵ ਸਾਗਰ ਦੀ ਕੋਟੇ ਕਾਰਨ ਵਿਦਵਾਨ ਨੇ ਮੂਰਖ ਨੇ ਉਹ ਜਿੰਨਾ ਜਰ ਵਿਚਾਰ ਮਿਲਦੇ ਨਹੀਂ ਉਹਨਾਂ ਜਰੇ ਝਗੜੇ ਨੇ ਝਗੜਾ ਖਤਮ ਉੱਥੇ ਜਾ ਕੇ ਹੁਣ ਜਦੋਂ ਡਿਫਰੈਂਸਿਸ ਖਤਮ ਹੋ ਜਾਣੇ ਯਾਰ ਹੋ ਸਕਦੇ ਨੇ ਡਿਫਰੈਂਸਿਸ ਇਹ ਮੰਨ ਕੇ ਚੱਲਣਾ ਕਿ ਡਿਫਰੈਂਸ ਖਤਮ ਹੋਣਾ ਹੀ ਨਹੀਂ ਵੱਡੀ ਮੂਰਖਤਾ ਹੈ ਉਹ ਲੀਡਰ ਵੱਡੇ ਮੂਰਖ ਨੇ ਜਿਹੜੇ ਮੰਨ ਕੇ ਚੱਲਦੇ ਨੇ ਡਿਫਰੈਂਸ ਖਤਮ ਹੋਣਾ ਹੀ ਨਹੀਂ ਤੁਸੀਂ ਚਾਹੁੰਦੇ ਨੇ ਡਿਫਰੈਂਸ ਖਤਮ ਹੋ ਜਾਣਾ ਕਿਉਂਕਿ ਪਾਰਟੀ ਬਾਜੀ ਛੱਡਣੀ ਪਊਗੀ ਤੁਹਾਨੂੰ ਔਗਣ ਕੇ ਆਪਣੇ ਪੈਣਗੇ ਆਪਣੀ ਮਰਜ਼ੀ ਛੱਡਣੀ ਪਊਗੀ ਉਹ ਤੁਸੀਂ ਛੱਡਣੀ ਹੋ ਸਕਦੇ ਨਹੀਂ ਹਨ ਇਹ ਗੱਲ ਹੋਰ ਹੈ ਅਸੀਂ ਕਰਨੇ ਨਹੀਂ ਇਹ ਗੱਲ ਹੋਰ ਹੈ ਕਰਨੇ ਨਹੀਂ ਨੂੰ ਕਹਿੰਦੇ ਨੇ ਹੋ ਸਕਦੇ ਨਹੀਂ ਅਜਿਹਨਾਂ ਦੇ ਹੋਇਆ ਨਹੀਂ ਨੇ ਉਹ ਜਿਨ੍ਹਾਂ ਦੇ ਮਤਭੇਦ ਖਤਮ ਹੋਏ ਹੋਏ ਨੇ ਭਗਤਾਂ ਨੇ ਕਰਕੇ ਦਿਖਾਏ ਨੇ ਤੁਸੀਂ ਕਿਉਂ ਨਹੀਂ ਕਰ ਸਕਦੇ ਅਸੀਂ ਕਰਨੇ ਨਹੀਂ ਇਹ ਕਹੋ ਇਹ ਨਹੀਂ ਕਹੋ ਨਹੀਂ ਸਕਦੇ ਕੋਈ ਹਿਮਾਲਾ ਦੀ ਚੋਟੀ ਤੇ ਨਹੀਂ ਚੜ ਸਕਦਾ ਮਾਉਂਟ ਐਵਰੈਸਟ ਤੇ ਕਿਸੇ ਜ਼ਮਾਨੇ 'ਚ ਕਿਹਾ ਜਾਂਦਾ ਸੀ ਫਿਰ ਕੁੱਤਲ ਨੇ ਚੜ ਗਿਆ ਹੁਣ ਲਗਾਤਾਰ ਚੜੀ ਜਾਂਦੇ ਨੇ ਹੁਣ ਇਹ ਗੱਲ ਨਹੀਂ ਕੋਈ ਕਹਿੰਦਾ ਉੱਥੇ ਕੋਈ ਚੜ ਨਹੀਂ ਸਕਦਾ ਚੜਨਾ ਬਹੁਤ ਔਖਾ ਹੈ ਅਲੱਗ ਹੈ ਪਰ ਇਹ ਨਹੀਂ ਕੋਈ ਕਹਿ ਸਕਦਾ ਚੜ ਨਹੀਂ ਸਕਦਾ ਇਹ ਨਹੀਂ ਕੋਈ ਜਿਹੜਾ ਕੋਈ ਇਹ ਕਹੇ ਕਿ ਭਗਤ ਨਹੀਂ ਕੋਈ ਬਣ ਸਕਦਾ ਇਹ ਮੂਰਖ ਹੀ ਹੈ ਬਹੁਤ ਵੱਡਾ ਮੂਰਖ ਹੈ ਭਗਤ ਬਣਦੇ ਰਹੇ ਨੇ ਔਰ ਬਣਦੇ ਰਹਿਣਗੇ ਰੋਲਾ ਦੀ ਚੋਟੀ ਦੇ ਲੋਕ ਚੜਦੇ ਰਹਿਣਗੇ ਹਾਂ ਔਖੀ ਹੈ ਗੱਲ ਮੰਨਦੇ ਹੋ ਉਹ ਕਾ ਕੰਮ ਕਰਨ ਵਾਲੇ ਮਿਲਦੇ ਹੁੰਦੇ ਥੋੜੇ ਹੁੰਦੇ ਐਨ ਮਿਲਦੇ ਨਹੀਂ ਕਣੇ ਇਹ ਉਦੋਂ ਵੀ ਔਖੀ ਹੈ ਜਿੰਨੇ ਸੰਸਾਰ ਦੇ ਕੰਮ ਨੇ ਸਭ ਤੋਂ ਔਖਾ ਇਹ ਕੰਮ ਹੈ ਮਤ ਪੇੜ ਖਤਮ ਕਰ ਲੈਂਦੇ ਆਪਣੀ ਮਰਜ਼ੀ ਨੂੰ ਖਤਮ ਕਰ ਲੈਣਾ ਆਪਣੇ ਵਿਚਾਰਾਂ ਨੂੰ ਤਿਆਗ ਦੇਣਾ ਸੱਚ ਨੂੰ ਮੰਨ ਲੈਣਾ ਸੰਸਾਰ ਸੱਚ ਤੋਂ ਖਿਲਾਫ ਨਹੀਂ ਉੱਪਰੋਂ ਮੂੰਹ ਦੇ ਵਿੱਚ ਆ ਜੇ ਬੋਲਦਾ ਨਾ ਫਿਰ ਕੋਈ ਸਾਡੇ ਦੇ ਖਿਲਾਫ ਨਹੀਂ ਅੰਦਰੋਂ ਸਾਰੇ ਖਿਲਾਫ ਅੰਦਰੋਂ ਸੱਚ ਤੋਂ ਖਿਲਾਫ ਨੇ ਬਾਹਰੋਂ ਸੱਚ ਰੋੜਦੇ ਨੇ ਸਾਰੇ ਫੋਕ ਸੱਚ ਦੀ ਹੈ ਨਹੀਂ ਗੱਲਾਂ ਸਾਰੇ ਸੱਚ ਦੀਆਂ ਗੱਲਾਂ ਸੱਚ ਨੂੰ ਕੋਈ ਮਾੜਾ ਨਹੀਂ ਕਹਿੰਦਾ ਪਰ ਜੇ ਸੱਚ ਮੂਰੇ ਆਉਂਦਾ ਤੇ ਸਾਰੇ ਕੰਨੀ ਕਤਰਾ ਜਾਂਦੇ ਨੇ ਤੇ ਸਾਰੇ ਕੰਨੀ ਕਤਰਾਉਂਦੇ ਨੇ ਜਦੋਂ ਇਹ ਕਿਹਾ ਸੀ ਜਦੋਂ ਗੁਰਬਾਣੀ ਦਾ ਸੱਚ ਮੂਰੇ ਆਊਗਾ ਕੋਈ ਬਿਰਲੇ ਬਿਰਲੇ ਬੰਦੇ ਨੇ ਜਿਹੜੇ ਨਹੀਂ ਕੰਨੀ ਕਤਰਾਉਣਗੇ ਵੇਦ ਨੂੰ ਸਾਰਾ ਹਿੰਦੂ ਮਤ ਬੰਦਾ ਸੀ ਸੱਚ ਦੀ ਗੱਲ ਕਰਦੇ ਸੀ ਉਹ ਸੱਚ ਔਰ ਸੱਚ ਦੇ ਵਿੱਚ ਕੀ ਫਰਕ ਹੈ ਹੁਣ ਵੀ ਸਤਿਮੇਵ ਤੇ ਲਿਖਿਆ ਹੋਇਆ ਪਾਰਲੀਮੈਂਟ ਦੇ ਮੂਹਰੇ ਸੱਚ ਦੀ ਜਿੱਤ ਰਹੂਗੀ ਸੱਚ ਤੇ ਖੜਾ ਹੋਣਾ ਖੜੇ ਨੇ ਸਾਰੇ ਝੂਠ ਦੇ ਲਿਖਿਆ ਹੋਇਆ ਹੋਰ ਉਹ ਜੇ ਸੱਚ ਹੋਵੇ ਸੱਚ ਟੋਲਣਾ ਹੋਵੇ ਤੁਸੀਂ ਉੱਥੇ ਬਹਿਸ ਕਰਦੇ ਕਰਦੇ ਵਿਚਾਰ ਕਰੋਗੇ ਉੱਥੇ ਸੱਚ ਕੀ ਹੈ ਸੱਚ ਵਿਚਾਰ ਨਾਲ ਲੱਭਦਾ ਹੁੰਦਾ ਹੈ ਬੈਸ ਨੂੰ ਨਹੀਂ ਲੱਭਦਾ ਹੁੰਦਾ ਬੈਸ ਨਾਲ ਤਾਂ ਸੱਚ ਰੁਲ ਜਾਂਦਾ ਹੁੰਦਾ ਸੱਚ ਰੁਲ ਜਾਂਦਾ ਬੈਸ ਜਿੰਨੀ ਜੇ ਪਾਣੀ ਦੀ ਗਰਪੀ ਉਹ ਤੋਂ ਪਾਣੀ ਨਿਕਾਲ ਲਈਏ ਸਕਾ ਲਈਏ ਜਾਂ ਕਰ ਲਈਏ ਤੇ ਚੀਨੀ ਫਿਰ ਉਹ ਮਿੱਠਾ ਬਣ ਜੂਗਾ ਚੀਨੀ ਨਾਲ ਮਿੱਠਾ ਤਾਂ ਬਣ ਜੂਗਾ ਤੁਹਾਡੀ ਉਹ ਵਧਾਣੀ ਫਿਰਦੀ ਹੈ ਸਾਰੀ ਉਹ ਉਹ ਤਾਂ ਐਸੇ ਵਧਾਣੀ ਫਿਰਦੇ ਉਹ ਸੱਚ ਲੱਭਦਾ ਹੀ ਕੁਝ ਨਹੀਂ ਝੂਠ ਜਾਇਆ ਸੱਚ ਬਸ ਕਰਤਾ ਲੱਭਦਾ ਹੀ ਕੁਝ ਨਹੀਂ ਉੱਥੇ ਉਹ ਵੈਸਾ ਤਾਂ ਵਧਾਣੀ ਹੈ ਵਿਚਾਰ ਦੀ ਵਧਾਣੀ ਹੋਰ ਹੁੰਦੀ ਹੈ ਵੈਸੇ ਦੀ ਵਧਾਣੀ ਵਿਚਾਰ ਜਦ ਹੁੰਦੀ ਹੈ ਜਦ ਵਿੱਚ ਪਾਇਆ ਹੋਇਆ ਕੀ ਹੈ ਜਿਹਨੂੰ ਤੁਸੀਂ ਢਕਦੇ ਹੋ ਉੱਥੇ ਪਾਇਆ ਹੋਇਆ ਕੀ ਹੈ ਵਿਚਾਰ ਕਰਦੇ ਕਰਦੇ ਤੇ ਉਹ ਤੂੰ ਤਾਂ ਤੇ ਝੂਠ ਦੇ ਵਿਚਾਰ ਕਰ ਰਿਹਾ ਥੋੜੀ ਬਣਾਣੀ ਪਈ ਉਹਦਾ ਮਖਣ ਕਿੱਥੇ ਉਹ ਉਹਦਾ ਬਾਣੀ ਦੀ ਵਧਾਣੀ ਹੈ ਤਾਂ ਸੱਚ ਨਿਕਲੂਗਾ ਵਿਦਵਾਨਾਂ ਦੀ ਸਭ ਪਾਣੀ ਚ ਵਧਾਣੀ ਹੁੰਦੀ ਹੈ ਇਹ ਰਾਹ ਰੜਕਦੇ ਹੁੰਦੇ ਨੇ ਇਤਿਹਾਸਕ ਗੱਲਾਂ ਨਾਲ ਇਤਿਹਾਸਕ ਗੱਲਾਂ ਨਾਲ ਇਹ ਗੁਰਬਾਣੀ ਪੜਾ ਰਹੇ ਨੇ ਦਰਸ਼ਨ ਸ਼ਾਸਤਰ ਵਾਲਿਆਂ ਦਾ ਇਹ ਹੈ ਕਿ ਫਲਾਣਾ ਧਰਮ ਕਿਹਨੇ ਬਣਾਇਆ ਦਾ ਇਹ ਦਰਸ਼ਨ ਸ਼ਾਸਤਰ ਬੁੱਧ ਧਰਮ ਕਿਹਨੇ ਬਣਾਇਆ ਦਾ ਕਿਹੜੇ ਇਹ ਦਰਸ਼ਨ ਸ਼ਾਸਤਰ ਹੈ ਬੁੱਧ ਨੇ ਕੀ ਕਿਹਾ ਸੀ ਗਿਆਨ ਕੀ ਹੈ ਬੁੱਧ ਇਹ ਦਰਸ਼ਨ ਸ਼ਾਸਤਰ ਹੈ ਗੁਰਮਤ ਪੜਾਉਣ ਲੱਗੇ ਪੰਜ ਪਿਆਰਿਆਂ ਦੇ ਨਾਮ ਦੱਸੋ ਗੁਰੂ ਦਾ ਨਾਮ ਦੱਸੋ ਗੁਰੂਆਂ ਦੇ ਕਿਹੜੇ ਜਨਮ ਹੋਏ ਕਿ ਇਹ ਗੁਰਮਤ ਹੈ ਤਾਂ ਹਿਸਟਰੀ ਹੈ ਹਿਸਟਰੀ ਨੂੰ ਤੁਸੀਂ ਗੁਰਮਤ ਬਣਾ ਲਿਆ ਤਾਂ ਗੁਰਮਤ ਕਦੋਂ ਪੜੋਗੇ ਹੁਣ ਪੜੂਗਾ ਇਹ ਗੁਰਮਤ ਹੈ ਹੁਣ ਜੁਮਲਾ ਜੇ ਤੁਸੀਂ ਇਹੀ ਪੜਾਓਗੇ ਇਹਨੂੰ ਗੁਰਮਤ ਮੰਨ ਲੈ ਗੁਰਮਤ ਤਾਂ ਫਿਰ ਤੁਸੀਂ ਛੱਡਤੀ ਛੜਾਤੀ ਗੁਰਮਤਿ ਗੁਰ ਕਹਿਆ ਗੁਰਮਤਿ ਗੁਰ ਨੇ ਜੋ ਕਿਹਾ ਹੈ ਉਪਦੇਸ਼ ਦਿੱਤਾ ਬੋਲੋ ਉਹਨੂੰ ਸਮਝਣਾ ਉਹਦੇ ਤੇ ਚੱਲਣਾ ਉਹਨੂੰ ਧਾਰਨ ਕਰਨਾ ਸਿੱਖੀ ਕੀ ਹੈ ਇਹ ਜਾਣਨਾ ਗੁਰਮਤਿ ਹੈ ਉਹਦੇ ਚੱਲਣਾ ਧਾਰਨ ਕਰਨਾ ਸਿੱਖ ਬਣਨਾ ਉਹਦੇ ਛੱਡਦਾ ਤੁਸੀਂ ਤੂੰ ਤਾਂ ਪੰਜ ਪਿਆਰਿਆਂ ਦੇ ਨਾਂ ਸਿੱਖੀ ਦਾ ਟੀਚਾ ਬਣਾ ਲਿਆ ਤੁਸੀਂ ਨਿਆਣੇ ਨੂੰ ਸਿਖਾਉਣ ਜਿਹੜੇ ਤੁਸੀਂ ਸਿਖਾ ਰਹੇ ਹੋ ਗੁਰਬਾਣੀ ਬਾਰੇ ਤੁਸੀਂ ਆਪ ਛੱਡੀ ਹੋਈ ਗੁਰਬਾਣੀ ਦੀ ਕੋਈ ਕੀ ਲੋੜ ਹੈ ਇਹਨਾਂ ਗੱਲਾਂ ਬਣਾਉਣ ਦੀ ਕੀ ਲੋੜ ਹੈ ਇਹਨਾਂ ਗੱਲਾਂ ਬਣਾਉਣ ਦੀ ਗੁਰਬਾਣੀ ਉਲਟਾ ਹੀ ਪੜਾਓ ਗੁਰਬਾਣੀ ਕੀ ਕਹਿੰਦੀ ਹੈ ਇੱਕ ਕੀ ਹੈ ਕਿੱਥੋਂ ਲੱਭੂਗਾ ਇੱਕ ਜਿਹੜਾ ਇੱਕ ਓਕਾਰ ਹੈ ਓਕਾਰ ਦਾ ਬਾਅਦ ਪੜਾ ਦੇ ਪਹਿਲੇ ਇੱਕ ਨੂੰ ਪੜਾਓ ਤੁਸੀਂ ਹੋਰਾ ਇੱਕ ਦੇ ਜਾਈ ਇੱਕ ਭਜਾਓ ਲੈਣੇ ਨੂੰ ਕਹਿੰਦਾ ਇੱਕ ਕੀ ਹੈ ਇਹ ਦੱਸੋ ਕੀ ਹੈ ਇਹ ਜੜਤਾ ਕੌਣ ਕੌਣ ਕਹੇ ਇੱਕ ਕੀ ਹੈ ਗੁਰਮਤਿ ਇਹ ਹੈ ਜੇ ਪੜਾਉਣੀ ਹੈ ਪੜਾ ਇਹ ਤਾਂ ਰੂਹ ਨੂੰ ਬਚਪਨ ਚ ਪੜਾਤੀ ਸੀ ਦੂਈ ਪੜਾਈ ਨਹੀਂ ਸੀ ਪੜਦਾ ਫਿਰ ਤਾਂ ਨਹੀਂ ਜੇ ਤਾਂ ਇਹ ਪੜਾ ਲੋਗੇ ਇਹਨੇ ਦੂਈ ਪੜਾਈ ਆਪੇ ਛੱਡ ਜਾਂਦੇ ਦੂਈ ਛੱਡ ਜਾਣਗੇ ਆਪੇ ਛੱਡ ਜਾਣਗੇ ਪੜਾਵੇ ਕੌਣ ਉਹਦਾ ਉਹ ਆਪ ਨਹੀਂ ਪੜੀ ਉਹਨਾਂ ਨੇ ਤਾਂ ਨਾ ਵਣ ਨਾ ਨੂੰ ਲੋੜ ਨਹੀਂ ਹੋ ਤਾਂ ਕੁਛ ਦੋ ਵਾਰਾ ਕਰਨੇ ਹਾਰ ਨਾ ਭੁੱਲਣ ਹਾਰ ਜਿਹੜਾ ਅਸੀਂ ਕੁਝ ਮੰਨ ਲਿਆ ਪਹਿਲੀ ਪੰਕਤੀ ਸੀ ਕੱਕਾ ਕਾਰਨ ਕਰਤਾ ਸੂਰ ਕੱਕਾ ਕਾਰਨ ਕਰਤਾ ਇਹ ਕਰਤਾ ਹੀ ਕਾਰਨ ਸਰੀਰ ਦਾ ਕਰਤਾ ਇਹ ਆਪ ਜਿਨ ਗੜ ਗੜੇ ਉਸ ਗੜ ਮੈਂ ਪਾਵਾ ਜਿਹਨੇ ਸਰੀਰ ਬਣਾਇਆ ਉਹ ਸਰੀਰ ਤੇ ਮਿਲਿਆ ਕਬੀਰ ਕਹਿੰਦਾ ਜਿਹਨੇ ਸਰੀਰ ਕਰਤਾ ਕੌਣ ਜਿਹਨੇ ਗੜ ਗੜਿਓ ਜਿਹਨੇ ਸਰੀਰ ਬਣਾਇਆ ਸੀ ਨਾ ਸੋ ਗੜਵੇਂ ਬਾਬਾ ਤਾਂ ਸਰੀਰ ਦੇ ਵਿੱਚੋਂ ਹੀ ਮਿਲਿਆ ਬਾਹਰੋਂ ਨਹੀਂ ਰੋੜਾ ਇਹਦੇ ਵਿੱਚੋਂ ਜੋੜਨਾ ਇਹ ਸਰੀਰ ਦੇ ਵਿੱਚੋਂ ਆਤਮਾ ਕੋਲ ਜੋੜਨਾ ਸਰੀਰ ਕਿਉਂ ਬਣਾਇਆ ਇਸੇ ਨੂੰ ਲੋੜ ਸੀ ਸਰੀਰ ਇਹਨੂੰ ਲੋੜ ਸੀ ਕਾਰਨ ਆ ਪਈ ਹੈ ਇਹਨੂੰ ਲੋੜ ਸੀ ਸਰੀਰ ਸਰੀਰ ਕਾਪੜਾ ਲੋੜ ਸੀ ਜਿਹੜੀ ਇਹਦੇ ਕਮੀ ਹੈ ਉਹ ਇਹਨੇ ਆਪਣੀ ਪੂਰੀ ਕਰਨੀ ਹੈ ਜੋ ਇਹਨੇ ਆਪਣੀ ਕਮੀ ਪੂਰੀ ਕਰ ਲਈ 80 ਲੱਖ ਜੂਨ ਤੋਂ ਤਾਂ ਕਰ ਲਈ ਆਦਮੀ ਨੂੰ ਚ ਜੋ ਕਮੀ ਰਹਿ ਗਈ ਉਹ ਸਾਰੀ ਪੂਰੀ ਇਹਦੀ ਹੋ ਸਕਦੀ ਹੈ ਗੁਰਬਾਣੀ ਜੋ ਹੋ ਸਕਦੀ ਹੈ ਪੜ੍ਹ ਕੇ ਸਮਝ ਤਾਂ ਕਰਕੇ ਨੇ ਸਰੀਰ ਤਾਂ ਕੀਤਾ ਤਾਂ ਕਰਕੇ ਸਿੱਖੀ ਪੜ੍ਹ ਰਹੇ ਕਮੀ ਪੂਰੀ ਕਰਨ ਵਾਸਤੇ ਜਦ ਇਹਦੀ ਕਮੀ ਪੂਰੀ ਹੋ ਜੂਗਾ ਹੋ ਜੂਗੀ ਫਿਰ ਇਹ ਦਾਲ ਤੋਂ ਇੱਕ ਬਣ ਜੂਗਾ ਦਾਲ ਤੋਂ ਜਦ ਇੱਕ ਬਣ ਜੂਗਾ ਫਿਰ ਇਹ ਹੋਊਗਾ ਉਹ ਕੇ ਬਿਰਸ਼ਰੂਪ ਧਾਰਨ ਕਰੂਗਾ ਜੜਾਂ ਵੀ ਭਰਮ ਤੋਂ ਪਾਰ ਹੋ ਜਾਣਗੀਆਂ ਭਵ ਸਾਗਰ ਤੋਂ ਪਾਰ ਹੋ ਜਾਣਗੇ ਤੇ ਉਤਲਾ ਸਰੀਰ ਵੀ ਇਹਨਾਂ ਵੱਧ ਜੂਗਾ ਇਹਦਾ ਭਵ ਸਾਗਰ ਤੋਂ ਉੱਪਰ ਬਸ ਆ ਦੇ ਦੇ ਭਵ ਸਾਗਰ ਚ ਰਹਿ ਜੂਗੀ ਆਤਮਾ ਭਵ ਸਾਗਰ ਤੋਂ ਪਾਰ ਹੋ ਫਲ ਵੀ ਭਵ ਸਾਗਰ ਤੋਂ ਪਾਰ ਦੇ ਲੱਗਣਗੇ ਫਲ ਕੀ ਲੱਗਦਾ ਹੁੰਦਾ ਗਿਆਨ ਫਲ ਲੱਗਦਾ ਆਤਮਾ ਦੇ ਦਰਖਤ ਨੂੰ ਕੀ ਲੱਗਦਾ ਹੁੰਦਾ ਗਿਆਨ ਫਲ ਲੱਗਦਾ ਹੁੰਦਾ ਨਾਨਕ ਗੁਰ ਸੰਤੋਖ ਰੁਖ ਜਦੋਂ ਸੰਤੋਖੀ ਹੋ ਜਾਂਦਾ ਹੈ ਆਤਮਾ ਇਹਨੂੰ ਮਾਇਆ ਦੀ ਭੁੱਖ ਨਹੀਂ ਰਹਿੰਦੀ ਗਿਆਨ ਪੂਰਾ ਕਰਦਾ ਫਿਰ ਸੰਤੋਖੀ ਹੋ ਕੇ ਗਿਆਨ ਪੂਰਾ ਕਰਦਾ ਗਿਆਨ ਦੀ ਭੁੱਖ ਪੂਰੀ ਕਰਦਾ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਜਦ ਇਹਦਾ ਗਿਆਨ ਪੂਰਾ ਹੋ ਜਾਂਦਾ ਫਿਰ ਇੱਕ ਹੋ ਜਾਂਦਾ ਸਾਬਤ ਹੋ ਜਾਂਦਾ ਸਾਬ ਦਸੂਰਤ ਹੋਵੇ ਦਸਤਾਰ ਸਰਾ ਹੋਵੇ ਪਰਮੇਸ਼ਰ ਦਾ ਹੱਥ ਹੋ ਜਾਏ ਹੁਕਮ ਇਹਦੇ ਸੱਤੇ ਹੋ ਜਵੇ ਫਿਰ ਹੁਕਮ ਹੈ ਹੱਥ ਦਾ ਮਤਲਬ ਹੈ ਇਹਨੂੰ ਪਾਣੀ ਮਿਲ ਜਵੇ ਰੁੱਤ ਹੋ ਜਵੇ ਰੁੱਤ ਰੁੱਤ ਹੱਥ ਦੀ ਹੈ ਸੱਤੇ ਹੱਥ ਹੋਵੇ ਰੁੱਤ ਹੁੰਦੀ ਰਹੋ ਵੇਖੇ ਰੂ ਫਰਮਾਨ ਹੋਵੇ ਵਰਸੋ ਕਿਰਪਾ ਧਾਰ ਫਿਰ ਉੱਤੇ ਇਹਨੂੰ ਧੁਲਕੀ ਬਾਣੀ ਜਾਵੇ ਸੁਣ ਬਰਖਾ ਹੋ ਜਵੇ ਫਿਰ ਉਹ ਪੈਂਦਾ ਉਹ ਕਹਿੰਦਾ ਜੜਾਂ ਵੀ ਪਰੇ ਨਿਕਲ ਜਾਂਦੀਆਂ ਨੇ ਮਾਇਆ ਤੋਂ ਪਰੇ ਜੋ ਇਹਨੂੰ ਸੁਣਦਾ ਉਹ ਵੀ ਮਾਇਆ ਤੋਂ ਪਰੇ ਹੈ ਜੋ ਬੋਲਦਾ ਉਹ ਵੀ ਮਾਇਆ ਤੋਂ ਜੋ ਸੁਣਦਾ ਉਹ ਵੀ ਮਾਇਆ ਤੋਂ ਪਰੇ ਹੈ ਜੋ ਬੋਲਦਾ ਉਹ ਵੀ ਮਾਇਆ ਤੋਂ ਪਰੇ ਜੋ ਬੋਲਦਾ ਉਹ ਇਹਦਾ ਫਲ ਹੈ ਜੋ ਸੁਣਦਾ ਉਹ ਇਹਦਾ ਰਸ ਹੈ ਜੋ ਮਿਲਦਾ ਰਸ ਮਿਲਦਾ ਤਾਂ ਫਲ ਦਿੰਦਾ ਹੈ ਦਰਖਤ ਨੂੰ ਕੀ ਮਿਲਦਾ ਰਸ ਦਿੰਦਾ ਕੀ ਹੈ ਫਲ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫਲ ਧਰਮ ਦਾ ਫੁੱਲ ਹੈ ਗਿਆਨ ਫਲ ਬਸ ਧਰਮ ਕੋਈ ਵੀ ਚਾਹੇ ਫੁੱਲ ਕਬੀਰ ਕੋ ਵੀ ਫੁੱਲ ਫੁੱਲੇ ਹਰ ਲੈ ਸੀ ਜਿਹੜਾ ਬੀਜ ਕੇ ਲਿਖਿਆ ਫੜ ਲੈ ਸੀ ਪਹਿਲਾ ਤੋਂ ਪੂਰਾ ਪੜ ਮਾਇਆ ਦਾ ਹੀ ਫਲ ਸੀ ਗੁਰੂ ਹੋ ਕੋ ਕੀ ਹੋਈ ਖੁੱਲ ਸੀ ਫੜ ਲੱਗਣ ਦੇ ਕਾਬਲ ਹੋ ਸੀ ਖੁੱਲੀ ਚੜਿਆ ਉਹਨਾਂ ਜਿਹੜੇ ਫੜ ਨਹੀਂ ਲੱਗੇ ਫੜ ਦੇਣ ਵਾਲਾ ਨੂੰ ਮਿਲਿਆ ਨਹੀਂ ਨਾ ਧਰਮ ਫੁੱਲ ਧਰਮ ਫੁੱਲ ਕੀ ਹੁੰਦਾ संतोष फुल संतोष फल नहीं है संतोष संतोष फुल वो तो धर्म भूल गया था धर्म संतोष संतोष कैसे धर्म क्यों भूल जाता फुल आ जाता लेकिन फल ज्ञान है ज्ञान फल गुणवत्ता बिना नहीं मिलता इतने ठीक है और नहीं करता कबीर किधरों आया ਕੋਈ ਕਿਧਰੋਂ ਆਇਆ ਚਾਹੇ ਨਾਮਦੇਵ ਕਿਧਰੋਂ ਆਇਆ ਫਰੀਦ ਕਿਧਰੋਂ ਆਇਆ ਕਬੀਰ ਕਿਧਰੋਂ ਕਿਤੋਂ ਵੀ ਆਇਆ ਕਿਸੇ ਤਰ੍ਹਾਂ ਆ ਆਗੇ ਇਹ ਇੱਕ ਮਤ ਹੈ ਸਰਬ ਗੁਰਮਤ ਜਿਹਦੇ ਵਿੱਚ ਫਲ ਲੱਗ ਫਲ ਹੋ ਇੱਥੇ ਜਾ ਕੇ ਇੱਕੋ ਹੀ ਵਿਧੀ ਰਹਿ ਜਾਂਦੀ ਥੱਲੇ ਮੱਤਾਂ ਬੜੀ ਸਮਝਾਉਂਗਾ ਥੱਲੇ ਸਕੂਲ ਬੜੇ ਨੇ ਕਾਲਜ ਬੜੇ ਨੇ ਪ੍ਰਾਈਵੇਟ ਵੀ ਨੇ ਕੁਝ ਗਵਰਨਮੈਂਟ ਦੇ ਵੀ ਨੇ ਯੂਨੀਵਰਸਿਟੀ ਆ ਕੇ ਕੋਈ ਨਾ ਉੱਥੇ ਤਾਂ ਕੋਈ ਇੱਥੇ ਆ ਕੇ ਇਹ ਪੜਾਈ ਬਦਲ ਗਈ ਉਹਨਾਂ ਦੀ ਪੜਾਈ ਹੋਰ ਜਿਹੜੀ ਉਹਨਾਂ ਦੀ ਕਮਜ਼ੋਰੀ ਸੀ ਗਲਤ ਧਾਰਨਾਵਾਂ ਸੀ ਛੜਾਈਆਂ ਰਾਣੇ ਸੀ ਬੋਲਦਾ ਤੇ ਮਾਇਆ ਵਿੱਚ ਸੀ ਨਾ ਮਾਇਆ ਬਿਲਕੁਲ ਨਹੀਂ ਰਹਿਣ ਦੀ ਵਿੱਚ ਇਤਿਹਾਸ ਵਿੱਚ ਸੀ ਉੱਥੇ ਆਦਮੀ ਦੀ ਮਨੋਜ ਉੱਥੇ ਆਦਮੀ ਨੂੰ ਮਨੋਜ ਖਤਮ ਨਹੀਂ ਉਥੇ ਅੱਡ ਅੱਡ ਸੀ ਜੇਲਾ ਗੁਰੂ ਸੀ ਤੇਲਾ ਗੁਰੂ ਰਹਿ ਨਹੀਂ ਦੇਣਾ ਇੱਕ ਪਿਤਾ ਇੱਕ ਸਖੇ ਮੁਬਾਰਕ ਕਹਿੰਦੇ ਸਾਰੇ ਨੇ ਮੰਨਦੇ ਨਹੀਂ ਕੋਈ ਕਹਿੰਦੇ ਸਾਰੇ ਨੇ ਤਾਂ ਵੀ ਪਰਮਾਤਮਾ ਪਿਤਾ ਸਭ ਦੇ ਸਾਰੇ ਮੰਨਦੇ ਨੇ ਕਹਿੰਦੇ ਨੇ ਮੰਨਦੇ ਨਹੀਂ ਮੰਨਦੀ ਗੁਰੂ ਜੇ ਸਾਰਿਆਂ ਦਾ ਪਿਤਾ ਪਰਮਾਤਮਾ ਫਿਰ ਤੂੰ ਗੁਰੂ ਕਿਵੇਂ ਬਣ ਗਿਆ ਤੇ ਚੇਲਾ ਕਿਵੇਂ ਬਣ ਲਿਆ ਚੇਲਾ ਗੁਰੂ ਬਣੇ ਨਹੀਂ ਸਰ ਭਾਈ ਬਣ ਗਏ ਸਾਰੇ ਜੇ ਪਰਮਾਤਮਾ ਸਭ ਦਾ ਪਿਤਾ ਹੈ ਪਿਤਾ ਇੱਕ ਸਿਓ ਬਾਹਰ ਨਾਨਕ ਗੁਰੂ ਨਹੀਂ ਬਣ ਸਕਦਾ ਨਾਨਕ ਗੁਰੂ ਮੰਨਣ ਵਾਲੇ ਹਿੰਦੂ ਨੇ ਨਾਨਕ ਗੁਰੂ ਕੋ ਬਣ ਸਾਰੇ ਦਾਸ ਸਾਰੇ ਦਾਸ ਦੇ ਸਾਰੇ ਭਾਈ ਨੇ ਗੁਰੂ ਜਿਹੜਾ ਹੁੰਦਾ ਹੈ ਪਿਓ ਦੇ ਬਰਾਬਰ ਹੁੰਦਾ ਪਿਓ ਦਾ ਪਰਮੇਸ਼ਰ ਹੋਇਆ ਸਭ ਦਾ ਤੇ ਬਾਕੀ ਦੇ ਭਾਈ ਹੋਏ ਸਾਰੇ ਸੋ ਭਾਈ ਸੋ ਮੇਰੇ ਗੁਰਬਾਣੀ ਨੇ ਭਾਈ ਮੰਨਿਆ ਕਿਸੇ ਮਤ ਨੇ ਭਾਈ ਨਹੀਂ ਮੰਨਿਆ ਇੱਥੇ ਆ ਕੇ ਮਾਰ ਖਾਂਦੇ ਸਾਰੇ ਹੰਕਾਰ ਦੁਨੀਆ ਦੀ ਵਿੜਾਈ ਕੋਈ ਨਹੀਂ ਛੱਡਣ ਨੂੰ ਤਿਆਰ ਹੋਇਆ ਸਮਾਏ ਗੁਰਮਤਿ ਇਹ ਦਾਸ ਬਣੇ ਨੇ ਸੰਸਾਰੀ ਵਿੜਾਈ ਛੱਡ ਕੇ ਅੱਗੀ ਸੇਤੀ ਜਾਣੀ ਹੈ ਸੰਸਾਰੀ ਵਿੜਾਈ ਐਵੇਂ ਦੀ ਜਲਦੀ ਹੈ ਜੇ ਨਾਨਕ ਨੇ ਸੰਸਾਰੀ ਵਿੜਾਈ ਅੱਗ ਨਾਲ ਜਾਲੀ ਹੈ ਨਾਨਕ ਗੁਰੂ ਕਿਵੇਂ ਹੋ ਗਿਆ ਇਹਨਾਂ ਦੀ ਵਾਰੀ ਆ ਮਤ ਜਿਹੜੇ ਨਾਨਕ ਗੁਰੂ ਨੂੰ ਕਹਿੰਦੇ ਨੇ ਆਪ ਨਹੀਂ ਨਾ ਛੱਡੀ ਸੰਸਾਰੀ ਬੜਾਈ ਉਹੜੀ ਆਪਣੇ ਅੰਦਰ ਜੁੜੀ ਆ ਉਹ ਉਸੇ ਦਾ ਬਖਸੂਏ ਨਾਲ ਡਾਂਸ ਉੱਥੇ ਲਾ ਰਹੇ ਨੇ ਉਹਨੇ ਨਾਲ ਦੇ ਪਰੇ ਮਾਰੀ ਹੋਈ ਹੈ ਇਹ ਥੋੜੇ ਵਾਲੀ ਬੜੇ ਆਪਣੇ ਬਖਸੂਏ ਨਾਲ ਜੋੜ ਰਹੇ ਨੇ ਮੈਡਲ ਮੈਡਲ ਦੇ ਰਹੇ ਨੇ ਨਾਨਕ ਨੂੰ ਵਿਆਹ ਲਾ ਲੈ ਮਾਇਆ ਦਾ ਕਿਉਂਕਿ ਆਪਣੇ ਅੰਦਰ ਮਾਇਆ ਦੀ ਬੜਾਈ ਹੈ ਇਹਨਾਂ ਨੇ ਇਹ ਤੋਂ ਪਤਾ ਲੱਗਦਾ ਆਪਣਾ ਇਹਨਾਂ ਦਾ ਅੰਦਰ ਕੀ ਹੈ ਜਿਹੜੇ ਨਾਨਕ ਨੂੰ ਬੁਲਾਉਣ ਵਾਲੇ ਆਪ ਹਿੰਦੂ ਨੇ ਉਧਰੋਂ ਗੁਰੂ ਕੋਲ ਦੁਨੀਆ ਵੀ ਬੜਾਈ ਹੈ ਦੁਨੀਆ ਦੀ ਬੜਾਈ ਹੋਰ ਕੀ ਹੈ ਪਰਮੇਸ਼ਰ ਦਾ ਸ੍ਰੀ ਬਣਾਉਣਾ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੀ ਕੋ ਹਮਾਰੀ ਸਦਲ ਪ੍ਰਜਾ ਜਨ ਆਪ ਸਵਾਰੀ ਰੋਜ਼ ਇਹਨਾਂ ਦੇ ਵਿੱਚ ਬਾਣੀ ਲਾਈ ਸੀ ਰੋਜ਼ ਰਹਿ ਰਾਤ ਦੇ ਵਿੱਚ ਰੋਜ਼ ਚੌਪ ਚੌਪਈ ਤਾਂ ਲਾਈ ਸੀ ਕਿ ਕਿਤੇ ਗਲਤੀ ਨਾ ਕਰ ਲੈਣ ਪਰ ਗਲਤੀ ਅਸੀਂ ਕਰੀ ਇਹ ਪੜੀ ਵੀ ਜਾਂਦੇ ਆ ਗਲਤੀ ਵੀ ਉੱਥੇ ਜੇ ਪੜੀ ਜਾਂਦੇ ਕਿਉਂ ਲਾਈਆਂ ਸੀ ਤੇ ਪੜੀ ਧਿਆਨ ਦੋਣ ਖਤਰ ਵੀ ਇਹ ਪੜਨੀ ਹੈ ਇਹ ਸਾਰੇ ਦੁਨੀਆ ਦੇ ਜਿਹੜੇ ਇਹਦੇ ਮੁੱਤਾ ਨੇ ਇਹ ਤੋਂ ਇਹ ਤੋਂ ਖਿਲਾਫ ਸੀ ਇੱਥੋਂ ਆ ਕੇ ਖਿਲਾਫ ਇਹਨਾਂ ਨੇ ਤੁਹਾਨੂੰ ਆਪਣੇ ਵਾਲਾ ਬੋਲੀ ਬੋਲਣ ਲੱਗ ਰਿਹਾ ਤੋਤੇ ਵਾਲੀ ਉਹਨਾਂ ਵਾਲੀ ਉਜਾੜ ਲੱਗੀ ਹੁਣ ਉਹਨਾਂ ਵਾਲੀ ਜਾਣ ਲੱਗੀ ਹੈ ਸਿੱਖੀ ਨੂੰ ਉਹਨਾਂ ਨੇ ਆਪਣਾ ਜਾਲ ਲਾਤਾ ਥੋਂ ਥੋਂ ਡੇਰੇ ਤੋਂ ਥੋਂ ਗੁਰਦਾਰੇ ਥੋਂ ਥੋਂ ਆਪਣੀ ਆਪਣੀ ਵਡਿਆਈ ਉਹੀ ਗੱਲ ਉਹੀ ਹੰਕਾਰ ਉਹੀ ਪਾਰਟੀ ਬਾਜੀ ਹੋਈ ਸਭ ਕੁਝ ਜਾਲ ਲਾਤਾ ਆਪਣੇ ਆਪ ਬਰਾਬਰ ਕਰਦੇ ਆਪਣੇ ਸਿੱਖ ਕੌਮ ਤੇ ਬਰਾਬਰ ਦੀ ਅੱਗੇ ਕੌਮਾਂ ਥੋੜੀਆਂ ਅੱਗੇ ਥੋੜੀਆਂ ਕੌਮਾਂ ਨੇ ਇਹ ਜੋ ਫਿਰ ਵੈਰਾਈਟੀਆਂ ਬਣ ਗਈਆਂ ਵੈਰਾਈਟੀਆਂ ਵੀ ਬਣ ਗਈਆਂ ਸਿੱਖੀ ਬ੍ਰੈਡੀ ਨਹੀਂ ਸੀ ਬਣ ਸਕਦੀ ਕਦੇ ਵੀ ਜੇ ਗਿਆਨ ਦਾਸ ਰਹੇਗਾ ਐਡੀ ਬਣ ਗਈ ਹਰੇਕ ਬੜਾ ਬਣਨਾ ਚਾਹੁੰਦਾ ਕਹਿੰਦੇ ਅਸੀਂ ਰਵਿਦਾਸ ਨੂੰ ਗੁਰੂ ਬਣਾਉਣਾ ਉਹ ਪਾਗਲ ਹੋਏ ਇਹ ਪਾਗਲ ਨੇ ਤੁਸੀਂ ਕਾਹਦੇ ਪਾਗਲ ਬਣਦੇ ਜੇ ਕਦੇ ਗਲਤੀ ਕਰ ਲਈ ਤੁਸੀਂ ਕਿਉਂ ਗਲਤੀ ਕਰਦੇ ਹੋ ਅਗਲ ਉਹਨਾਂ ਨੂੰ ਇਹ ਨਹੀਂ ਅਕਲ ਉਹਨਾਂ ਨੂੰ ਇਹ ਨਹੀਂ ਉਹ ਵੀ ਹੰਕਾਰੀ ਹੋ ਨੇ ਸਾਰੇ ਹੰਕਾਰੀ ਹੋ ਜਿਹਨਾਂ ਨੂੰ ਅਕਲ ਹੁੰਦੀ ਉਹ ਕਹਿੰਦੇ ਨਾ ਮੇਰੇ ਰਬਦਾਸ ਦਾ ਦਾਸ ਰਹੂਗਾ ਇਹਨਾਂ ਨੂੰ ਗੁਰੂ ਬਣ ਜਾਊਗਾ ਗੁਰਬਾਣੀ ਦਾ ਕਰਦੇ ਪ੍ਰਚਾਰ ਪੂਰੇ ਲੰਘ ਜਾਂਦੇ ਨੇ ਇਹਨਾਂ ਵਾਲੀ ਜਗ੍ਹਾ ਰਵਦਾਸ ਵਾਲੇ ਲੈ ਲੈਂਦੇ ਨਾਲ ਵਾਲੀ ਜਗ੍ਹਾ ਉਹ ਗੁਰਬਾਣੀ ਨਾਲ ਜੁੜਨਾ ਲੋਕਾਂ ਨੇ ਲੋਕਾਂ ਨੇ ਬੰਦੇ ਨਾਲ ਕਿਸੇ ਨਾਲ ਨਹੀਂ ਜੁੜੇ ਰਹਿਣਾ ਜਿੰਨਾ ਜਰੇ ਹਨੇਰੇ ਜਨੇ ਹੰਕਾਰੀ ਨੇ ਉਹਨਾਂ ਜਰ ਬੰਦਿਆਂ ਨਾਲ ਜੁੜੇ ਜਦ ਗੁਰਬਾਣੀ ਆ ਜਾਣੀ ਹੈ ਮੂਰੇ ਤਾਂ ਗੁਰਬਾਣੀ ਨਾਲ ਲੋਕਾਂ ਨੇ ਜੁੜ ਜਾਣਾ ਇਹਨਾਂ ਨੂੰ ਪਿੱਛੇ ਛੱਡ ਜਾਣਾ ਸਾਰੇ ਇਹਨਾਂ ਤਾਂ ਬੰਦਿਆਂ ਨਾਲ ਜੁੜੇ ਨੇ ਉਹ ਰਵਦਾਸ ਨਾਲ ਜੋੜ ਰਹੇ ਨੇ ਆਪਣੇ ਨਾਲ ਜੋੜ ਰਹੇ ਨੇ ਰਘੁਨਾਥ ਨਾਲ ਜੋੜ ਕੇ ਆਪਣੇ ਨਾਲ ਜੋੜ ਰਹੇ ਕਬੀਰ ਵਾਲੇ ਕਬੀਰ ਨਾਲ ਜੋੜ ਕੇ ਆਪਣੇ ਨਾਲ ਜੋੜ ਰਹੇ ਇਹ ਨਾਨਕ ਨਾਲ ਜੋੜ ਕੇ ਆਪਣੇ ਨਾਲ ਜੋੜ ਰਹੇ ਤਾਂ ਹੀ ਆਪਸ ਵਿੱਚ ਉਹਨਾਂ ਇੱਥੇ ਇਕੱਠੇ ਨੇ ਇਹ ਅੱਡ ਅੱਡ ਨੇ ਇਹ ਉਹਦੇ ਨਾਲ ਨਹੀਂ ਜੁੜੇ ਜਿਹਦੇ ਨਾਲ ਗੁਰਬਾਣੀ ਨਾਲ ਜੁੜੇ ਸੀ ਉਹਦੇ ਨਾਲ ਨਹੀਂ ਜੁੜੇ ਜਿਹਦੇ ਨਾਲ ਰਬਦਾਸ ਨਾਲ ਜੁੜੇ ਸੀ ਉਹਦੇ ਨਾਲ ਨਹੀਂ ਜੁੜੇ ਜਿਹਦੇ ਨਾਲ ਕਬੀਰ ਨਾਲ ਜੁੜੇ ਸੀ ਉਹਦੇ ਨਾਲ ਨਹੀਂ ਜੁੜੇ ਜਿਹਦੇ ਨਾਲ ਨਾਨਕ ਨਾਲ ਜੁੜੇ ਸੀ ਉਹਦੇ ਨਾਲ ਨਹੀਂ ਜੁੜੇ ਤਾਂ ਅੱਡ ਅੱਡ ਜੁੜੇ ਨੇ ਉਹ ਗੱਲ ਤਾਂ ਮੰਨੀ ਨਹੀਂ ਜਿਹੜੀ ਬਾਣੀ ਚ ਲਿਖੀ ਕਿਸੇ ਨੇ ਵੀ ਨਹੀਂ ਮੰਨੀ ਸਾਡੇ ਕੋਈ ਜਾਈ ਨਹੀਂ ਸਾਡੇ ਕੋਲ ਉਹ ਵੀ ਹੰਕਾਰੀ ਨੇ ਵੀ ਹੰਕਾਰੀ ਕੱਟ ਕੋਈ ਵੀ ਨਹੀਂ ਉਹਨੇ ਕਾ ਕਾਰਨ ਕਰਤਾ ਸੋ ਲਿਖਿਓ ਲੇਖ ਨ ਮੇਟਤ ਕੋ ਕਾਰਨ ਕਰਤਾ ਸੋ ਇਹ ਕਾਰਨ ਕਰਤਾ ਆਪ ਕਰਤਾ ਆਪੇ ਕਾਰਨ ਹੈ ਸ੍ਰਿਸ਼ਟੀ ਰਚੀ ਕਿਉਂ ਹੈ ਜੀਵਾਤਮਾ ਵਾਸਤੇ ਰਚੀ ਹੈ ਸ੍ਰਿਸ਼ਟੀ ਇਹ ਕਾਰਨ ਹੈ ਸ੍ਰਿਸ਼ਟੀ ਦਾ ਪਰ ਜਿਹੜਾ ਲੇਖ ਲਿਖ ਲੈਂਦਾ ਆਪਣੇ ਅੰਦਰ ਉਹ ਇਹ ਆਪੇ ਮਟਾਉਂਦਾ ਫਿਰ ਕੋਈ ਮਟਾਉਣ ਵਾਲਾ ਨਹੀਂ ਕੋਈ ਜਾਨੀ ਕੋ ਮਟਾਉਂਦਾ ਨਹੀਂ ਹੋਤ ਕੁਝ ਦੋ ਬਾਰਾ ਕਰਨੇ ਹਾਰ ਨਾ ਭੁੱਲਣ ਹਾਰਾ ਨਹੀਂ ਹੋਤ ਕੁਝ ਦੋ ਬਾਰਾ ਦੋ ਬਾਰਾ ਕੁਝ ਨਹੀਂ ਹੁੰਦਾ ਦੁਬਾਰਾ ਕੁਝ ਨਹੀਂ ਹੁੰਦਾ ਜਿਹੜਾ ਇੱਕ ਵਾਰ ਲੇਖ ਲਿਖ ਲਿਆ ਹੋਵੇ ਤੇ ਕਰਨੇ ਹਾਰ ਨਾ ਭੁੱਲਣ ਹਾਰਾ ਅਸਲ ਜਿਹੜਾ ਕਰਨੇ ਹਾਰ ਹੈ ਕਰਨ ਹਾਰ ਹੋਰ ਕਰਨ ਹਾਰ ਜਿਹੜਾ ਹੈ ਉਹ ਅਲੱਗਾ ਕਰਨ ਹਾਰ ਅਲੱਗਾ ਕਰਨ ਹਾਰ ਹੁਕਮ ਹੈ ਕਰਨ ਹਾਰ ਦੀ ਗੱਲ ਇੱਕ ਕਾਰਨ ਹੈ ਕਿ ਕਰਨ ਹਾਰ ਇੱਕ ਕਰਨ ਹਾਰ ਚਾਹੇ ਸਰੀਰ ਨੇ ਆਪ ਬਣਾਇਆ ਪਰ ਜੇ ਮਾਇਆ ਸੀ ਤਾਂ ਹੀ ਬਣਾਇਆ ਇੱਕ ਆਦਮੀ ਇੱਟਾਂ ਪੱਥਦਾ ਬਣਾ ਰਿਹਾ ਕੱਚੀ ਉਹ ਜੇ ਮਿੱਟੀ আর ਪਾਣੀ ਹੈ ਤਾਂ ਬਣਾ ਰਹੇ ਮਿੱਟੀ ਪਾਣੀ ਪੜਾ ਵਿੱਚ ਮਿੱਟੀ ਪਾਣੀ ਹੈ ਨਾ ਤਾਂ ਹੀ ਬਣਾ ਰਿਹਾ ਸਰੀਰ ਨੇ ਬਣਾ ਲਿਆ ਪਰ ਸਰੀਰ ਬਣਾਉਣ ਵਾਲਾ ਮਸਾਲਾ ਹੈ ਉਹ ਜਿਹੜਾ ਸੂਰ ਬੈਠਣ ਕਿੱਥੋਂ ਮਿਲਿਆ ਉਹ ਕਾਰਨ ਹੱਥ ਦੇ ਗੱਲ ਜਿਹਨੇ ਸਭ ਕੁਝ ਬਣਾ ਕੇ ਧਰਿਆ ਲੈ ਵੀ ਤੈਨੂੰ ਆ ਮਟੀਰੀਅਲ ਦੇਤਾ ਤੂੰ ਆਪਣਾ ਬਣਾ ਲੈ ਤੇ ਬਣਾ ਲੈ ਕਾਬੂਸ ਪੈਦਾ ਕਰਤਾ ਸਭ ਨੂੰ ਪੈਦਾ ਕਰਤਾ ਦੇ ਲੈ ਵੀ ਤੂੰ ਆਪਣੀ ਝੋਪੜੀ ਬਣਾ ਲੈ ਆਪਣੀ ਬਣਾ ਲਈ ਝੋਪੜੀ ਜਾਨਵਰ ਵੀ ਨਾਲ ਲੈ ਆਪਣੇ ਬਣਾ ਲੈਂਦੇ ਨੇ ਪਰ ਜੋ ਜਿਹਦੇ ਆਲੇ ਬਣਾਉਂਦੇ ਉਹ ਤਾਂ ਉਹਨਾਂ ਨੇ ਨਹੀਂ ਬਣਾਇਆ ਆਲਣਾ ਜ਼ਰੂਰ ਉਹਨਾਂ ਨੇ ਬਣਾਇਆ ਪਰ ਜਿਹੜੀ ਚੀਜ਼ ਦਾ ਨਾ ਬਣਾਇਆ ਉਹ ਨਹੀਂ ਬਣਾਈ ਉਹਨਾਂ ਨੇ ਕਰਨ ਹਾਰ ਨੇ ਨਹੀਂ ਹੋਰ ਕੁਝ ਦੋ ਵਾਰਾ ਕਰਨਾ ਹਾਰ ਨਾ ਭੁੱਲਣਾ ਹਾਰ ਕਰਨੇ ਹਾਰ ਦੇ ਵਿੱਚ ਭੁੱਲ ਨਹੀਂ ਕੋਈ ਕਰਨ ਹਾਰ ਭੁੱਲ ਇਹ ਭੁੱਲ ਭੁੱਲ ਕਰਕੇ ਹੀ ਗਲਤ ਜਿਹੜੀ ਹੈ ਨਾ ਤਾੜ ਉਹਨੂੰ ਮੰਨ ਲੈਂਦਾ ਗਲਤ ਰਾਹ ਬਣਾ ਲੈਂਦਾ ਗੁਰਮਤ ਨੂੰ ਗੁਰਮਤ ਸਮਝ ਲੈਂਦਾ ਆਪਣੇ ਫਾਇਦੇ 'ਚ ਸਮਝ ਲੈਂਦਾ ਅਸਲ ਦੇ ਵਿੱਚ ਇਹ ਮਤ ਧਾਰਨ ਕਰਦਾ ਆਪਣੇ ਲਾਭ ਵਾਸਤੇ ਕਰਦਾ ਹੈ ਤਾਂ ਉਹ ਜੇ ਸੰਸਾਰੀ ਵੀ ਹੋ ਸਕਦਾ ਲਾਲਚ ਦਾ ਵੀ ਹੋ ਸਕਦਾ ਕਰਨੇ ਹਰ ਪੁਰ ਕਰਨੇ ਹਰ ਜਿਹੜਾ ਉਹ ਨਹੀਂ ਭੁੱਲਦਾ ਇਹ ਭੁੱਲ ਜਾਂਦਾ ਭੁੱਲਣ ਅੰਦਰ ਸਭ ਕੋ ਉਹ ਕਰਨ ਹਾਰ ਇੱਥੋਂ ਅੱਡ ਕੱਢਿਆ ਕਰਨੇ ਹਰ ਨਾਲ ਭੁੱਲਣ ਹਾਰ ਲੱਗਿਆ ਹੋਇਆ ਭੁੱਲਣ ਹਾਰਾ ਨਹੀਂ ਹੈ ਪਰ ਇਹ ਭੁੱਲਣ ਹਾਰਾ ਇਹਨੂੰ ਕਰਨ ਹਾਰਾ ਨਹੀਂ ਕਹਿ ਸਕਦੇ ਮੰਨਣ ਦੀ ਗੱਲ ਨਹੀਂ ਕਰਨ ਹਾਰਾ ਭੁੱਲਣ ਹਾਰਾ ਨਹੀਂ ਭੁੱਲਣ ਹਾਰਾ ਭੁੱਲਣ ਤਾਂ ਸਭ ਤੋਂ ਭੁੱਲ ਗੁਰੂ ਆਪਾਂ ਨੂੰ ਉਹ ਬੋਲਣਾ ਇਹਦਾ ਗੁਰੂ ਹੈ ਦੇਖੋ ਭੁੱਲ ਗੁਰੂ ਕਰਦਾ ਗੁਰੂ ਭੁੱਲਦਾ ਗੁਰਬਾਣੀ ਦਾ ਕਹਿੰਦੇ ਭੁੱਲਣ ਦਾ ਸਭ ਤੋਂ ਸਭ ਕੋ ਦੇ ਵਿੱਚ ਨਾਨਕ ਆਪ ਵੀ ਆ ਗਏ ਸਾਰੇ ਗੁਰੂ ਆਪਾ ਜਿਹਨੂੰ ਅਸੀਂ ਗੁਰੂ ਕਹਿੰਦੇ ਆਪਾ ਆਗਨ ਭਗਤ ਨੇ ਹੈ ਭਗਤੀ ਕੀਤੀ ਜੀ ਕਹਦਾ ਤੁਸੀਂ ਕਹੋ ਚਲੋ ਨਾਨਕ ਨੂੰ ਛੱਡ ਦਿਆਂ ਪਾਸੇ ਕਰ ਜੇ ਤਾਂ ਲੈਣ ਕਵੇ ਲੈਣਾ ਕੇ ਕਰੇ ਦੇ ਤਾਂ ਲੈਣਾ ਕੋ ਲਿਆ ਜੀ ਤਾਂ ਆਪ ਕੋ ਲੈ ਜੇ ਲੈਣਾ ਤਾਂ ਲੈਣਾ ਤਾਂ ਉਹਨਾਂ ਵਿੱਚ ਜਿਹੜੇ ਭੁੱਲੇ ਹੋਏ ਨੇ ਇਸ ਕਰਕੇ ਗੁਰੂ ਤਾਂ ਹੈ ਨਹੀਂ ਮੇਰਾ ਉਹ ਗੁਰੂ ਗੁਰੂ ਗੁਰਦਾਰ ਉਹ ਗੁਰੂ ਗੁਰਦਾਰ ਜੇ ਲੈਣਾ ਗੁਰੂ ਨਹੀਂ ਤਾਂ ਨਾ ਗੁਰੂ ਤੇ ਬੋਲਦੇ ਨਿਯਮ ਤਾਂ ਲੱਗੂ ਹੋਏ ਹੋ ਠੀਕ ਕਿਦੋਂ ਲੱਗੂ ਕਰ ਲੋ ਇਧਰੋਂ ਨਾਪ ਲੋ ਚਾਹੇ ਇਧਰੋਂ ਨਾਪ ਲੋ ਵੀ ਆਪਾਂ ਹੀ ਲੋਣਾ ਬਲਿਆ ਕਮਰਾ ਕੋਈ ਕਹੇ ਮੈਂ ਤਾਂ ਇਧਰੋਂ ਨਾ ਆਪਣਾ ਇਧਰੋਂ ਨਾ ਆਪਣਾ ਕੀ ਫਰਕ ਪੈਂਦਾ ਜੇ ਤੁਹਾਡਾ ਇਮਾਨਦਾਰੀ ਨਾਲ ਨਾਪਿਆ ਹੋਇਆ ਹੈ ਤਾਂ ਇਧਰੋਂ ਨਾ ਆਪਣਾ ਜਾਏ ਇਧਰੋਂ ਨਾ ਆਪਣਾ ਉਹਦੇ ਕੀ ਫਰਕ ਪੈਂਦਾ ਜੇ ਲੈਣਾ ਨਾਨਕ ਇੱਕ ਦੇ ਦੋਏ ਗੁਰੂ ਨੇ ਤਾਂ ਜੈ ਜਾਂ ਲੈਣਾ ਗੁਰੂ ਹੋ ਜਾਣਾ ਗੁਰੂ ਇਹ ਆ ਹੋ ਉਹ ਹੀ ਅਮਰਦਾਸ ਗੁਰੂ ਹੈ ਇਹਦਾ ਫਿਰ ਭੁੱਲੇ ਸੀ ਪਹਿਲਾਂ ਨਾਨਕ ਨੂੰ ਆਪ ਭੁੱਲੇ ਹਾਂ ਦੇ ਵਿੱਚ ਨਹੀਂ ਮੰਨਦੇ ਚਲੋ ਕਿਉਂ ਆਪਣੇ ਕੋਈ ਇਤਿਹਾਸ ਹੈ ਨਹੀਂ ਇਤਿਹਾਸ ਹੈ ਨਹੀਂ ਕਿਧਰੋਂ ਨਾਮ ਬਲੇ ਨੇ ਪਿੱਛੋ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਬਰਾਬਰ ਬਣਾਇਆ ਮੰਨਿਆ ਉਹ ਤਾਂ ਭੁੱਲੇ ਨੇ ਪਹਿਲਾਂ ਰੱਬ ਬੋਲਿਆ ਜੀ ਜੇ ਉਹ ਭੁੱਲ ਹੁੰਦੇ ਜੇ ਗੁਰੂ ਹੁੰਦੇ ਉਹ ਭੁੱਲ ਹੁੰਦੇ ਗੁਰੂ ਨਹੀਂ ਹੈ ਆਦਮੀ ਜਨਮ ਲੈ ਕੇ ਆਦਮੀ ਭੁੱਲਣ ਅੰਦਰ ਹੈ ਸਭ ਕੋ ਭੁੱਲਣ ਅੰਦਰ ਹੈ ਸਾਰੀ ਸ੍ਰਿਸ਼ਟੀ ਵਿੱਚ ਆ ਗਈ ਜੋ ਸ੍ਰਿਸ਼ਟੀ ਜੀਵ ਹੈ ਜਿਹਨੇ ਦੇ ਤਾਰੀ ਜੇ ਤੇ ਧਾਰੀ ਕੀਤੀ ਹੈ ਉਹ ਸਾਰੇ ਹੁਕਮ ਵਿੱਚ ਨੇ ਜਿਹੜੇ ਹੁਕਮ ਦੇ ਨੇ ਸਾਰੇ ਭੁੱਲਣ ਕਾਹੂ ਪੰਥ ਦਿਖਾਰਾ ਆਪੇ ਜਿਹੜੇ ਭੁੱਲਣ ਅੰਦਰ ਸੀਗੇ ਮੰਨ ਲਿਆ ਜਿਨ੍ਹਾਂ ਨੇ ਉਹਨਾਂ ਨੇ ਤਾਂ ਨਹੀਂ ਕੀਤਾ ਸੰਕੋਚ ਮੰਨਣ ਤੇ ਸੱਚ ਨੂੰ ਜਿਹੜੇ ਮਹਾ ਝੂਠੇ ਨੇ ਉਹ ਸੰਕੋਚ ਕਰਦੇ ਨੇ ਨਾ ਹੀ ਨਾਮ ਦਾ ਗੁਰੂ ਕੀ ਦਾ ਸਾਈ ਤੋ ਆਪ ਕੱਪੀ ਨੇ ਤੁਹਾਨੂੰ ਮੈਂ ਬਤਾ ਦੇ ਕੀ ਸਬੂਤ ਹੈ ਤੁਹਾਡੇ ਇਸ ਗੱਲ ਕਿੱਥੋਂ ਪ੍ਰੂਫ ਕਰੋਗੇ ਤੁਸੀਂ ਇਹ ਗੱਲ ਰੂਪ ਹੀ ਕੋਈ ਅਸਲ ਜੇ ਸੱਚ ਉਹਨਾਂ ਨੂੰ ਸੁਣਨਾ ਇੰਨਾ ਹੀ ਔਖਾ ਹੈ ਲੱਗ ਰਿਹਾ ਜ ਜਿੰਨਾ ਔਖਾ ਉਸ ਵੇਲੇ ਹਿੰਦੂਆਂ ਨੂੰ ਸੀ ਜਿਨ੍ਹਾਂ ਦੇ ਕਾਰਨ ਨਾਲ ਪੈਦਾ ਹੋਇਆ ਸੀ ਉਹਨਾਂ ਨੂੰ ਸੱਚ ਸੁਣਨਾ ਜਿੰਨਾ ਔਖਾ ਲੱਗਦਾ ਸੀ ਨਾ ਅੱਜ ਸਿੱਖਾਂ ਨੂੰ ਉਹਨਾਂ ਹੀ ਸੱਚ ਸੁਣਨਾ ਔਖਾ ਲੱਗਦਾ ਉਹਨਾਂ ਖਾਤਰ ਕੀ ਲਿਖਿਆ ਸੀ ਗੁਰਬਾਣੀ 'ਚ ਨਾਮ ਸੁਣ ਤੇ ਜਨ ਵਿਛੂ ਤਸੰਗ ਤਸੰਗ ਸੱਚ ਸੁਣਦਾ ਐ ਲੱਗਦਾ ਵਿਛੂ ਲੜ ਗਿਆ ਇਹਨਾਂ ਦੇ ਇਹਨਾਂ ਦੇ ਵਿਛੂ ਤਾਂ ਲੜਦਾ ਇਹਨਾਂ ਨੂੰ ਗੁਰੂ ਜਦ ਅਸੀਂ ਕਹਿੰਦੇ ਆ ਸੱਚ ਸੁਣਨਾ ਔਖਾ ਹੈ ਤੇ ਉਹੀ ਹਿੰਦੂ ਨੇ ਜਿਹੜੇ ਉਦੋਂ ਸੀ ਉਸ ਵੇਲੇ ਛੋਟੇ ਵਿਛੂ ਕਿਉਂ ਲੜਦਾ ਤੁਸੀਂ ਤਾਂ ਸਿੱਖੋ ਉਹ ਸਿੱਖ ਨਹੀਂ ਸੀ ਜਿਹਨਾਂ ਦੇ ਵਿਛੂ ਲੜਦਾ ਸੀ ਅੱਜ ਵਿਛੂ ਤੁਹਾਡੇ ਕਿਉਂ ਲੜਦਾ ਜੇ ਵਿਛੂ ਲੜਦਾ ਤੁਸੀਂ ਹਿੰਦੂ ਹੋ ਸਿੱਖ ਨਹੀਂ ਹੋ ਸੱਚ ਸੁਣ ਕੇ ਜਿਹਦੇ ਪਿੱਛੂ ਲੜਦਾ ਸਿੱਖ ਨਹੀਂ ਹੋ ਸਕਦਾ ਗੁਰਬਾਣੀ ਦੀ ਵਿਆਖਿਆ ਸਹੀ ਸੁਣ ਕੇ ਜਿਹਦੇ ਪਿੱਛੂ ਲੜਦਾ ਉਹਦਾ ਫਿਰ ਉਹਨਾਂ ਦਾ ਏਜੰਟ ਹੈ ਜਿਨ੍ਹਾਂ ਨੇ ਬਾਣੀ ਨੂੰ ਉਲਟੇ ਨਾ ਪਾਇਆ ਉਹਦਾ ਕੁਝ ਬੈਠੀ ਨੇ ਜਿਨ੍ਹਾਂ ਨੇ ਵਿਚਾਰਧਾਰਾ ਬਾਣੀ ਦੇ ਉਲਟੇ ਨਾ ਪਾਉਣੀ ਸੀ ਉਹਨਾਂ ਦੇ ਵਿੱਚੋਂ ਲੋ ਸਿੱਖ ਦੇ ਪਿੱਛੋਂ ਕਿਉਂ ਲੜੇ ਜੇ ਪਿੱਛੂ ਲੜਦਾ ਫਿਰ ਉਹ ਸਿੱਖ ਗਏ ਤੇ ਸਿੱਖ ਆਏ ਉਹ ਤਾਂ ਖੁਸ਼ ਹੋਵੇ ਉਹ ਖੁਸ਼ ਹੋਊਗਾ ਸੱਚ ਸੁਣ ਕੇ ਸਿੱਖ ਖੁਸ਼ ਨਾ ਹੋਵੇ ਸੱਚ ਸੁਣ ਕੇ ਸਿੱਖਾ ਦਾ ਸਿੱਖਾ ਦਾ ਅਮਰਦਾਸ ਗੁਰੂ ਕੰਨ ਚ ਜਦ ਸੱਚੀ ਗੱਲ ਪਈ ਬਾਗੋ ਬਾਗ ਹੋ ਗਿਆ ਨਾ ਬਾਗੋ ਬਾਗ ਸਭ ਕੁਝ ਭੁੱਲ ਗਿਆ ਅਸਲ ਚ ਸਿੱਖ ਸੀ ਉਹ ਉਹਦੇ ਅੰਦਰ ਭੁੱਖ ਸੀ ਸੱਚ ਦੀ ਸੱਚ ਦੀ ਭੁੱਖ ਹੀ ਸਾਡੇ ਅੰਦਰ ਹੈਗੀ ਭੁੱਖ ਦਾ ਮਾਇਆ ਦੀ ਹੈ ਕਹਿੰਦੇ ਅਸੀਂ ਸਿੱਖਾਂ ਸੱਚ ਸੁਣ ਕੇ ਵਿਛੂ ਲੜਦਾ ਕਹਿੰਦੇ ਅਸੀਂ ਸਿੱਖਾਂ ਜੇ ਵਿਛੂ ਲੜੂਗਾ ਤਾਂ ਸੁਣ ਕੇ ਸਿੱਖ ਨਹੀਂ ਜੇ ਚੁੱਪ ਕਰਨਗੇ ਤਾਂ ਵੀ ਮਰਦੇ ਨੇ ਜੇ ਬੋਲਣਗੇ ਤਾਂ ਵੀ ਮਰਦੇ ਉਹ ਤਾਂ ਬਾਗੀ ਹੋ ਗਏ ਸੀ ਸਿੱਧੂ ਸਿੱਖੀ ਤੋਂ ਤੁਸੀਂ ਹੋ ਕੇ ਦਿਖਾਓ ਬਾਗੀ ਕਿਵੇਂ ਹੋ ਗਏ ਇਹ ਆਦਾ ਤੁਸੀਂ ਕਹੋ ਇਹ ਸੱਚ ਨਹੀਂ ਨਹੀਂ ਵਿਛੂਗੇ ਉਹਨਾਂ ਦਾ ਸਵਾਲ ਤਾਂ ਇੰਨਾ ਹੀ ਕਿਆ ਤਾਂ ਸਾਬਤ ਕਰੋ ਵੀ ਇਹ ਸੱਚ ਨਹੀਂ ਚਲੋ ਫਿਰ ਅਸੀਂ ਝੂਠੇ ਤੁਸੀਂ ਸੱਚੇ ਸੱਚ ਦੱਸੋ ਫਿਰ ਕੀ ਹੈ ਨਹੀਂ ਤੁਹਾਡੇ ਪਿੱਛੋਂ ਕਿਉਂ ਲੜਦਾ ਇਹ ਸਮਝਾਓ ਜਿਹੜਾ ਕਹਿੰਦਾ ਸੀ ਵੀ ਪੀਰੀ ਪੀਰੀ ਦੇ ਦਰਬਾਰ ਨੂੰ ਰਹਿਣ ਦੋ ਤੇਰੇ ਪਿੱਛੂ ਕਿਉਂ ਲੜਿਆ ਪਿੱਛੂ ਲੜਿਆ ਸੀ ਉਹਦੇ ਉਹਨੇ ਹਟਾਤਾ ਉਹਨੇ ਕਹਾ ਜੇ ਪਜਾਮਾ ਪੁੱਠਾ ਪੈ ਗਿਆ ਨੇਰੇ 'ਚ ਇਹ ਤੋਂ ਪਹਿਲਾਂ ਕਿ ਬਬਲਮ ਨੂੰ ਪਤਾ ਲੱਗ ਜੇ ਬਦਲਦਾ ਚੁੱਪ ਕਰਕੇ ਬਾਥਰੂਮ 'ਚ ਵੜ ਕੇ ਤੇ ਲੋਕ ਬਦਲਾ ਦੇਣਗੇ ਮਜ਼ਾਕ ਕਰਨਗੇ ਪੁੱਠਾ ਪਾਈ ਫਿਰਦੇ ਪਜਾਮਾ ਇਹ ਨਹੀਂ ਕਰਦੇ ਚੁੱਪ ਕਰਕੇ ਸਮਝ ਗਿਆ ਜੇ ਪੁੱਠੀ ਸਭ ਚਾਲੀ ਬਾਣੀ ਇਹਨੂੰ ਸਿੱਧੀ ਕਰ ਲਓ ਹੁਣ ਵੀ ਟਾਈਮ ਹੈਗਾ ਹੁਣ ਵੀ ਸਿੱਧੀ ਕਰ ਲਓ ਇਹ ਪਤਾ ਹੈ ਸਾਰਿਆਂ ਨੂੰ ਤੁਹਾਨੂੰ ਵੀ ਪਤਾ ਹੈ ਕਿ ਗੁਰਬਾਣੀ ਦੀ ਸੋਚੀ ਕਿਸੇ ਨੂੰ ਨਹੀਂ ਸਿੱਖ ਚੱਲਦੇ ਪੁੱਠੇ ਦੇ ਬਾਣੀ ਤੇ ਬਾਣੀ ਕੁਛ ਕਹਦੀ ਅਸੀਂ ਸਾਡਾ ਕਰਮ ਉਲਟਾ ਹੈ ਬਾਣੀ ਕਰਮ ਉਲਟ ਕਿਉਂ ਹੈ ਸਮਝੇ ਸਾਡੀ ਉਲਟ ਆਈ ਹੈ ਸਮਝ ਬਾੜੀ ਦੀ ਅਸੀਂ ਜੋ ਕੀਤੀ ਹੈ ਨਾ ਵਿਆਖਿਆ ਵਿਆਖਿਆ ਹੀ ਉਲਟ ਕਰਦੀ ਵਿਆਖਿਆ ਕੀਤੀ ਹੋਣੀ ਅਸਲ ਬਾੜੀ ਦੀ ਵਿਆਖਿਆ ਛੱਡ ਕੇ ਇਤਿਹਾਸ ਦੀ ਉਹਦੇ ਪੈ ਗਏ ਉਹ ਪਾਣੀ ਰੱਖਣ ਦਾ ਕਿ ਬੜਾ ਸੀ ਨਾ ਉਹ ਫਿਰ ਨੀਰ ਬੜੋੜੀ ਹੈ ਉਹ ਛੱਪੜ ਦਾ ਪਾਣੀ ਪਾ ਕੇ ਇਤਿਹਾਸ ਬਰੋਲਣ ਲੱਗੇ ਗੁਰਬਾਣੀ ਤੇ ਆ ਕੇ ਖੜੇ ਸੀ ਬੜ ਨੂੰ ਲੋੜ ਹੈ ਸੰਸਾਰ ਨੂੰ ਲੋੜ ਹੈ ਅਸਲ 'ਚ ਸੰਸਾਰ ਨੂੰ ਲੋੜ ਹੈ ਸਾਰਾ ਸੰਸਾਰ ਪਰਮੇਸ਼ਰ ਦਾ ਸਾਰੀ ਸ੍ਰਿਸ਼ਟੀ ਸਿੱਖ ਹੈ 84 ਲੱਖ ਜੂਨ ਨੇ ਸਿੱਖ ਹੈ ਸਾਰੇ ਸਾਰਿਆਂ ਦੇ ਬੇਈਮਾਨ ਨੇ ਸਾਰਿਆਂ ਦੇ ਬੰਦਾ ਸੰਸਾਰ ਸਾਰੀਆਂ ਬਰਾਦਰੀਆਂ 'ਚ ਸਾਰੀਆਂ ਕੌਮਾਂ 'ਚ ਸਾਰੇ ਦੇਸ਼ਾਂ 'ਚ ਇਮਾਨਦਾਰ ਵੀ ਲੋਕ ਨੇ ਬੇਈਮਾਨ ਵੀ ਨੇ ਘਰਾਂ 'ਚ ਭਾਈ ਸਵਾ ਅਡੋਟ ਸਾਰੇ ਸੰਸਾਰ ਵਾਸਤੇ ਇਮਾਨਦਾਰੀ ਸਾਰੇ ਸੰਸਾਰ 'ਚ ਕਿਉਂ ਵੀ ਇਮਾਨਦਾਰੀ ਕਰਦੇ ਸੰਸਾਰ ਦੇ ਸਾਰੇ ਲੋਕ ਸੰਸਾਰ ਦੇ ਮੁਸਲਮਾਨ ਨਹੀਂ ਹਨ ਇਮਾਨ ਮੁਸਲਮਾਨਾਂ ਦਾ ਪਰ ਇਮਾਨ ਸਾਰੇ ਸੰਸਾਰ ਦਾ ਇਮਾਨ ਕੱਲੇ ਮੁਸਲਮਾਨਾਂ ਦਾ ਨਹੀਂ ਇਮਾਨਦਾਰੀ ਮੁਸਲਮਾਨਾਂ ਦੀ ਮੁਸਲਮਾਨ ਕਹਿੰਦੇ ਨੇ ਇਮਾਨਦਾਰੀ ਚਾਹੀਦੀ ਹੈ ਚਾਹੇ ਆਪ ਇਮਾਨਦਾਰੀ ਤੇ ਪਹਿਲਾਂ ਨਹੀਂ ਦਿੰਦੇ ਉਹ ਕਹਿੰਦੇ ਨੇ ਇਮਾਨਦਾਰੀ ਇਮਾਨਦਾਰੀ ਇਮਾਨਦਾਰੀ ਪ੍ਰਚਾਰ ਚਾਹੇ ਆਪ ਛੱਡੀ ਹੋਈ ਹੈ ਵੇ ਸਿੱਖ ਕਹਿੰਦੇ ਨੇ ਸੱਚ ਸੱਚ ਸੱਚ ਆਪ ਦਾ ਛੱਡਿਆ ਹੋਇਆ ਜਿਨ ਮਨ ਹੋਰ ਮੁਖ ਹੋਰ ਸਾਡੇ ਵਿੱਚ ਉਹਨਾਂ ਨੇ ਧਰਮ ਆਪਣਾ ਛੱਡਿਆ ਹੈ ਇਸਲਾਮ ਦੇ ਵਿੱਚ ਇਮਾਨ ਨੂੰ ਬਹੁਤ ਵੱਡੀ ਗੱਲ ਸਮਝੀ ਸੀ ਇਮਾਨ ਤੇ ਗੁਰਨਾਨਕ ਨੇ ਸਹਿਮਤੀ ਦੇ ਕੇ ਭਾਵੇਂ ਰੋਜ਼ਾ ਨਮਾਜ਼ ਸਾਰਾ ਕੁਝ ਉਹਨਾਂ ਦਾ ਕੱਟਿਆ ਮੁਸੀਬ ਵਗੈਰਾ ਦੇ ਅਰਥ ਬਦਲੇ ਪਰ ਉਹਨਾਂ ਦਾ ਇਮਾਨਦਾਰੀ ਵਾਲਾ ਫਲਸਫਾ ਨਹੀਂ ਕੱਟਿਆ ਜੋ ਇਮਾਨ ਵਾਲੀ ਗੱਲ ਕੀਤੀ ਉਹ ਨਹੀਂ ਕੱਢੀ ਮੁਸਲਮਾਨ ਇਮਾਨ ਤੇ ਖੜਾ ਹੈ ਇਹ ਨਹੀਂ ਕੱਢੀ ਜਦ ਉਹ ਆਇਆ ਇਮਾਨ ਤੇ ਵਰਸ਼ਨ ਦੋ ਜੀ ਜੋ ਅਸੀਂ ਇਮਾਨ ਕਹਿਆ ਮੁਸਲਮਾਨ ਦਾ ਅੰਦਰ ਇਮਾਨ ਤੇ ਜਿਹਦਾ ਇਮਾਨ ਕਾਇਮ ਹੈ ਉਹਦੀ ਗੱਲ ਕਰੋ ਛੱਡੋ ਰੋਜੇ ਨੂੰ ਹੋਰ ਸਭ ਕੁਝ ਛੱਡੋ ਸੋ ਗੁਰੂ ਨਾਨਕ ਨੇ ਕੀ ਵਰਸ਼ਨ ਦਿੱਤਾ ਮੁਸਲਮਾਨ ਕਹਾਵਣ ਮੁਸ਼ਕਲ ਐਸਾ ਮੁਸਲਮਾਨ ਇਮਾਨਦਾਰ ਕਹਾਉਣ ਤਾਂ ਬੜਾ ਮੁਸ਼ਕਲ ਗੱਲ ਹੈ ਉਹਦੇ ਮੁਸਲਮਾਨ ਨੂੰ ਸਰਟੀਫਾਈ ਕਰ ਜੇ ਗੱਲ ਇਮਾਨ ਦੀ ਹੈ ਫਿਰ ਮੁਸਲਮਾਨ ਠੀਕ ਹੈ ਜੇ ਬਾਕੀ ਗੱਲਾਂ ਰੋਜ਼ੇ ਨਵਾਜ਼ ਦੀ ਗੱਲ ਹੈ ਫਿਰ ਫਿਰ ਇਮਾਨ ਨਹੀਂ ਰਹਿਣਾ ਰੋਜ਼ੇ ਨਵਾਜ਼ ਇਮਾਨ ਨਹੀਂ ਹੁੰਦਾ ਸਾਡੇ ਰਹਿਨਾਮੇ ਦੇ ਵਿੱਚ ਇਮਾਨ ਨਹੀਂ ਤੁਹਾਡੇ ਕੋਲ ਸੱਚ ਨਹੀਂ ਰਹਿਣਾ ਨਿਤਨੇਮ ਤੁਹਾਡੇ ਸੱਚ ਨਹੀਂ ਪੱਲੇ ਪੈਣਾ ਕਰਦੇ ਹੀ ਨੇ ਰਹਿਨਾਮੇ ਤੇ ਵੀ ਲੱਗੇ ਹੋਏ ਨੇ ਸਾਰੇ ਲੱਗੇ ਨੇ ਇਹ ਤਾਂ ਸੱਚ ਨਹੀਂ ਪੜਨਾ ਇਹਨਾਂ ਚੀਜ਼ਾਂ ਸੱਚ ਨਹੀਂ ਹੈ ਇਹ ਤਾਂ ਉਹੀ ਰੇੜੇ ਲਿਆਉਣ ਹੁੰਦੀਆਂ ਹੈ ਗੱਲ ਸਾਡੀ ਜੁੜੀ ਧੋਣ ਹੁੰਦੀ ਹੈ ਤਾਂ ਪਹਿਲੀ ਗੱਲ ਇਹਨਾਂ ਚ ਕੁਝ ਨਹੀਂ ਰੱਖਿਆ ਸੱਚ ਦਾ ਗੁਰਬਾਣੀ ਪੈਣਾ ਹੈ ਚਾਟੀ ਜੇ ਰੱਖਣਾ ਹੈ ਸਮਝ ਕੇ ਰੜਕਣਾ ਸਹਿਜੇ ਬਲੋ ਹਾਂ ਸਹਜੇ ਸਹਜੇ ਪਹਿਲਾ ਬਲੋ ਬਾਈ ਜਾਗੋ ਪਹਿਲਾ ਬਲੋ ਬਾਈ ਭਾਸ਼ਾ ਦਾ ਡਿਫਰੈਂਸ ਪਹਿਲਾਂ ਸਮਝ ਲਓ ਅਰਥ ਬਾਅਦ ਕਰੋ ਭਾਸ਼ਾ ਸੁੱਤੇ ਵੇਲੇ ਦੀ ਭਾਸ਼ਾ ਹੋਰ ਹੁੰਦੀ ਹੈ ਜਾਗਦੇ ਦੀ ਹੋਰ ਹੁੰਦੀ ਹੈ ਬਰਨਾਉਦੇ ਦੀ ਬੋਲੀ ਹੋਰ ਹੁੰਦੀ ਹੈ ਜਾਗਦੇ ਦੀ ਹੋਰ ਹੁੰਦੀ ਹੈ ਜਾਗੋ ਪਹਿਲਾਂ ਰੜਕਿਓ ਬਾਅਦ ਸਮਝ ਪਹਿਲਾਂ ਲੋ ਵੀ ਸਾਡੀ ਬੋਲੀ ਹਰੇ ਬੋਲੀ ਕੀ ਹੈ ਆਤਮਾ ਸਰੀਰ ਦਾ ਕੀ ਮਤਲਬ ਇਹ ਇੱਥੇ ਤਾਂ ਉਹ ਤਾਂ ਗਹਾ ਫਿਰ ਬਣੋ ਵੀ ਭਾਈ ਦੇਖਣ ਵਾਲੀ ਚੀਜ਼ ਤਾਂ ਹੈ ਨਹੀਂ ਆਦਮੀ ਅੱਖਾਂ ਫਿਰ ਜਿਹੜਾ ਅੰਦਰਲਾ ਸਰੀਰ ਹੈ ਉਹਦੇ ਹੱਥਾਂ ਹੁੰਦੇ ਨੇ ਹੱਥ ਹੁੰਦੇ ਨੇ ਇਹ ਚੀਜ਼ਾਂ ਤਾਂ ਪਹਿਲਾਂ ਪੈਣੀ ਜੀ ਦੇਖਤਰ ਰੱਖਣ ਕੀ ਫਰਕ ਹੈ ਸਰਵਣ ਕੰਨਾਂ ਕੀ ਫਰਕ ਹੈ ਜਿਹੜਾ ਉਹ ਕੇ ਆਇਆ ਵਿੱਚ ਲੱਗਿਆ ਹੈ ਸੂਝ ਉਹ ਕਾਹਦਾ ਹੈ ਕਦੀ ਸੂਤਕ ਅੱਖਾਂ ਨੂੰ ਸੂਤਕ ਹੈ ਕੀ ਗੱਲ ਹੈ ਇਹ ਗੱਲਾਂ ਸਾਰੀਆਂ ਸਮਝ ਕੇ ਹੀ ਬਾਣੀ ਨੂੰ ਸਾਡੇ ਉੱਤੇ ਹੈ ਵੀ ਦਿੱਤਾ ਸਭ ਤੋਂ ਸੂਤ ਭਰਮ ਹੈ ਭਰਮ ਦਾ ਇਲਾਜ ਹੋ ਰਿਹਾ ਸੂਤਕ ਦਾ ਇਲਾਜ ਹੈ ਭਰਮ ਦਾ ਇਲਾਜ ਭਰਮ ਦਾ ਇਲਾਜ ਕਿਹਨਾਂ ਨੇ ਕੱਲ ਆ ਕੇ ਗੁਰਬਾਣੀ ਤੇ ਨਿਕਲੀ ਗੁਰਬਾਣੀ ਦੇ ਅਰਥ ਜਦ ਨਿਕਲਣੇ ਨੇ ਜੋ ਅਸੀਂ ਮੰਨ ਰਹੇ ਅੱਜ ਤੱਕ ਧਰਮ ਇਹ ਸਾਰਾ ਹੀ ਗਲਤ ਸਾਬਤ ਹੋ ਜਾਂਦਾ ਉਹਨਾਂ ਵਿੱਚ ਲੜਨਾ ਵਿੱਚ ਤਾਂ ਲੜਨਾ ਹੀ ਹੈ ਗਲਤ ਸਾਬਤ ਹੋ ਜਾਂਦਾ ਜਿਹੜੇ ਇਹਨਾਂ ਨੇ ਕੁਝ ਬਣਾਈ ਬੈਠੇ ਨੇ ਇਹ ਲੋ ਬਣਾਈ ਬੈਠੇ ਨੇ ਪ੍ਰਚਾਰ ਕਰੀ ਬੈਠੇ ਨੇ ਮਹਾਂਪੁਰਖਾਂ ਦਾ ਉਹਨਾਂ ਦੇ ਸਿਰ ਤੇ ਰੋਟੀ ਖਾ ਰਹੇ ਨੇ ਉਹ ਰਹਿਣੇ ਕੱਖ ਨਹੀਂ ਬੱਲੇ ਉਹਨਾਂ ਨੇ ਤੇ ਕੱਖ ਨਹੀਂ ਬੱਲੇ ਰਹਿਣਾ ਅੜੇ ਝਗੜੇ ਨੇ ਹੋਰ ਨਵੇਂ ਗੁਰੂ ਉਹ ਜੀ ਕਹੋ ਜੀ ਉਹ ਜੇ ਗੁਰੂ ਨੇ ਇਹ ਸਾਰੇ ਝਗੜੇ ਬੇਅਰਥ ਹੋ ਜਾਣੇ ਨੇ ਬੇਅਰਥ ਝਗੜੇ ਹੋ ਜਾਣੇ ਨੇ ਅਰਥੇ ਨਹੀਂ ਹੋ ਰਹੇ ਨੇ ਝਗੜੇ ਦਾ ਤੇ ਇਹਨਾਂ ਦੇ ਝਗੜੇ ਬਣਾਏ ਆਪਣੇ ਹੰਕਾਰ ਦੇ ਅਰਥ ਨਹੀਂ ਰਹਿਣਾ ਝਗੜੇ ਦਾ ਫਿਰ ਇਹਨਾਂ ਦੀਆਂ ਜਿਹੜੀਆਂ ਵੈਲਿਊ ਹੈ ਵੈਲਿਊ ਨਹੀਂ ਰਹਿਣੀ ਜਦੋਂ ਆਦਮੀ ਦੀ ਵੈਲਿਊ ਖਤਮ ਹੁੰਦੀ ਹੈ ਵਿੱਚੋਂ ਤਾਂ ਲੜਦਾ ਇਹਨਾਂ ਦੇ ਸੰਸਥਾਵਾਂ ਦੀ ਕਿਸੇ ਦੀ ਕੋਈ ਵੈਲਿਊ ਨਹੀਂ ਰਹਿਣੀ ਵੈਲਿਊ ਰਹਿਣੀ ਵਿੱਚੋਂ ਲੜਦਾ ਉਹਨਾਂ ਨੂੰ ਵਿੱਚੋਂ ਲੜਦਾ ਸਧਾਰਨ ਆਦਮੀ ਨੂੰ ਵਿੱਚੋਂ ਨਹੀਂ ਲੜਦਾ ਉਹ ਨਹੀਂ ਲੜਦਾ ਇਹ ਸੰਸਾਰ ਵਾਲਿਆਂ ਨੂੰ ਆਗੂ ਵਿੱਚੋਂ ਨੂੰ ਲੜਿਆ ਪੰਡਤ ਨੂੰ ਇਕੱਠੇ ਕੌਣ ਹੋਇਆ ਧਰਮ ਕਾਲ ਇਕੱਠੇ ਹੋਏ ਪੂਰੇ ਰਾਜੇ ਨੂੰ ਪ੍ਰੇਰਿਆ ਤਾਂ ਲਗਾ ਵੀ ਜੇ ਮੁਸਲਮਾਨ ਨਾਲ ਹਿੰਦੂ ਇਕੱਠੇ ਕਰ ਲੈ ਵੀਰ ਮੀਰ ਵਰਗੇ ਜਾਂ ਨਾਲ ਰਲ ਕੇ ਪਬਲਿਕ ਇਹਨਾਂ ਦੇ ਨਾਲ ਰਲ ਗਈ ਸਾਰੀ ਫਿਰ ਇਹਨਾਂ ਦੀ ਗੱਲ ਮੰਨੀ ਜਾਊਗੀ ਪਬਲਿਕ ਜੀ ਦੇ ਨਾਲ ਹੋਵੇ ਰਾਜ ਉਹਦਾ ਹੁੰਦਾ ਕਦੇ ਵੀ ਰਾਜਾ ਇਸ ਦੀ ਗਲਤੀ ਨਹੀਂ ਕਰਦਾ ਕਿ ਪਬਲਿਕ ਥੋ ਹੋ ਜਾਵੇ ਕਿਸੇ ਇੱਕ ਦੇ ਹੋਰ ਦੇ ਬਗਲ ਹੋ ਜਾਵੇ ਚਾਹੇ ਕਿੰਨਾ ਹੀ ਚੰਗਾ ਆਦਮੀ ਹੋ ਫਿਰ ਰਾਜ ਆਉਦਾ ਨਹੀਂ ਹੋਊਗਾ ਰਾਜੇ ਦੀ ਆਪਣੀ ਰਾਜ ਤਾਂ ਫਿਰ ਉਹਦਾ ਹੋ ਗਿਆ ਜਿਹਦੀ ਮਰਜ਼ੀ ਚੱਲਦੀ ਹੈ ਰਾਜ ਉਹਦਾ ਹੁੰਦਾ ਸਵਾਲ ਮਰਜ਼ੀ ਦਾ ਹੁੰਦਾ ਬੈਠਾ ਕੋਈ ਹੋਵੇ ਜੀ ਭਾਈ ਥੱਲੇ ਤਾਂ ਸਪਾਈਆਂ ਕੋ ਬੰਦੂਕਾਂ ਹੋਈ ਹੈ ਨੇ ਘੋੜਾ ਉਹਨੇ ਰੱਬਣਾ ਫੈਸਲਾ ਉਹਨੇ ਕਰਦਾ ਗੋਲੀ ਮਾਰਨ ਨਾਮ ਮਾਰਨਾ ਪਰ ਉਹ ਵੀ ਤਾਂ ਕਿਸੇ ਦੇ ਅਧੀਨ ਉੱਥੇ ਬੈਠਾ ਕੋਈ ਤਸਵੀਰ ਕਾਰ ਕਰਦੇ ਨੇ ਫਿਰ ਚਲਾ ਕੇ ਦੇਖੇ ਉਹ ਕਿ ਕਿਸ ਰਵੜ ਦੀ ਵਜ੍ਹਾ ਮਰਜ਼ੀ ਦੀ ਖਤਮ ਹੁੰਦੀ ਹੈ ਨਾ ਰਾਜ ਦੀ ਜੇ ਪਬਲਿਕ ਥਾਂ ਹੋ ਜਵੇ ਰਾਜਾ ਖਤਮ ਰਾਜਾ ਕਦੇ ਵੀ ਐਡੀ ਕੋਈ ਸੰਸਥਾ ਬੜੀ ਨਹੀਂ ਬਣ ਦਿੰਦਾ ਹੁੰਦਾ ਜਾਂ ਕਿੱਡੀਓ ਧਾਰਮਿਕ ਹੋਵੇ ਜਿਹਨੂੰ ਉਹਨੂੰ ਆਪ ਨੂੰ ਖਤਰਾ ਧਰਮ ਦੇ ਖਿਲਾਫ ਏਕਤਾ ਦੇ ਖਿਲਾਫ ਸਾਜ਼ਿਸ਼ ਕਰਨਾ ਰਾਜੇ ਦੀ ਨੀਤੀ ਦਾ ਹਿੱਸਾ ਸ਼ਾਮ ਦਾਮ ਦੰਡ ਭੇਦ ਦਾ ਹਿੱਸਾ ਉਹ ਕਮਜ਼ੋਰ ਕਰ ਦਿੰਦਾ ਦਾਦਾ ਵੀ ਉਹਨਾਂ ਲੱਗੇ ਤੇ ਸੜੀ ਬੁੱਧੀ ਕਰਦੀ ਪੈਦਾ ਆਪ ਕੀਤੇ ਨੇ ਪੈਦਾ ਆਪੇ ਕੀਤੇ ਸੀ ਇਹ ਸੰਸਥਾਵਾਂ ਰਾਜੇ ਪੈਦਾ ਕਰਦੇ ਉਹਨਾਂ ਦੀ ਇੱਕ ਨੀਤੀ ਰੱਖਦੇ ਸਾਰੇ ਰੱਖਣਗੇ ਸਸਤਾਵਾਂ ਨੂੰ ਪੈਦਾ ਕਰਨਾ ਆਪ ਵਿੱਚ ਇਹਨਾਂ ਦੇ ਡਿਫਰੈਂਸਸ ਵਧਾਉਣੇ ਆਪ ਸਾਰੇ ਕੋਲੇ ਜਾਣਾ ਸਾਰਿਆਂ ਨਾਲ ਜੁੜੇ ਰਹਿਣਾ ਉਹਨਾਂ ਨੂੰ ਦੂਏ ਨੂੰ ਪਾੜ ਦੇਣਾ ਉਹਨਾਂ ਨੂੰ ਦੂਏ ਨੂੰ ਪਾੜ ਦੇਣਾ ਆਪ ਸਾਰਿਆਂ ਨਾਲ ਜੁੜੇ ਰਹਿਣਾ ਇਹ ਨੀਤੀ ਇਹ ਸੰਸਾਰੀ ਨੀਤੀ ਹੈ ਕਪੜੇ ਦੀ ਨੀਤੀ ਹੈ ਰਾਜਨੀਤੀ ਧਰਮ ਨੀਤੀ ਨਹੀਂ ਧਰਮ ਦੀ ਧਰਮ ਨੂੰ ਕਮਜ਼ੋਰ ਰੱਖਣਾ ਇਹ ਰਾਜਨੀਤੀ ਜੇ ਧਰਮ ਮਜ਼ਬੂਤ ਹੋ ਗਿਆ ਤਾਂ ਰਾਜੇ ਨੂੰ ਧਰਮ ਦੇ ਅੰਦਰ ਚੱਲਣਾ ਰਾਜੇ ਨੂੰ ਤਾਂ ਥੱਲੇ ਚੱਲਣਾ ਪਊਗਾ ਕੋਈ ਕਿਸੇ ਦੇ ਥੱਲੇ ਚੱਲਣ ਨੂੰ ਤਿਆਰ ਨਹੀਂ ਕੀ ਦਾ ਰਹਿ ਗਿਆ ਇਹ ਸੰਸਾਰ ਹੈ ਇਸ ਕਰਕੇ ਇਹ ਧਰਮ ਜਦੋਂ ਵੀ ਪੈਦਾ ਹੁੰਦਾ ਸੱਚ ਦੂਏ ਸਾਰੇ ਇਹਦੇ ਖਿਲਾਫ ਖੜੇ ਹੋ ਜਾਂਦੇ ਉਹ ਕਹਿੰਦੇ ਆਪਾਂ ਸਾਰੇ ਮਰ ਜਾਵਾਂਗੇ ਤੇਰੀ ਵੀ ਬਹੁਤ ਹੈ ਮੇਰੀ ਵੀ ਬਹੁਤ ਹੁਣ ਆਪਾਂ ਇਕੱਠੇ ਹੋ ਜਾਈਏ ਹੱਥ ਲਈ ਜਿਹੜੇ ਆਪਸ ਵਿੱਚ ਹੀ ਲੜਦੇ ਨੇ ਨਾ ਜੋਗੀ ਦੇਖੋ ਦੋ ਧਰਮ ਸੀ ਇੱਥੇ ਇੱਕ ਸੀ ਜੋਗੀਆਂ ਦਾ ਉਹ ਸੀਗਾ ਨਾਲ ਸ਼ਿਵਜੀ ਤੋਂ ਆਇਆ ਸ਼ਿਵ ਨੂੰ ਮੰਨਣਾ ਇੱਕ ਸੀ ਵਿਸ਼ਨੂੰ ਦਾ ਧਰਮ ਜਿਹਦੇ ਨਾਲ ਪੰਡਤ ਨਾਲ ਜੁੜ ਲਏ ਵਿਦਵਾਨ ਜੁੜ ਲਏ ਸਿਮਰਤ ਸ਼ਾਸਤਰ ਜੋੜ ਲਏ ਇੱਕ ਤੀਜਾ ਅਸਲੀ ਸੀ ਜਿਹੜਾ ਉਹ ਸੀਗਾ ਵੇਦਾਂ ਦਾ ਅਬਰਮ ਹਮ ਵੇਦਵਾਣੀ ਪ੍ਰਭਿਆ ਇਹ ਨਹੀਂ ਤੁਹਾਨੂੰ ਕਦੇ ਪੈਣ ਨਹੀਂ ਦਿੰਦੀ ਦਿੱਲੀ ਕਿਤੇ ਤਾਂ ਪਿੱਛੇ ਤੁਰੀਰ ਤੇ ਸਿੱਖਾਂ ਨੂੰ ਤਾਂ ਲੱਗਦਾ ਵੀ ਨਾਨਕ ਨਹੀਂ ਬੜਾ ਕਿ ਕਹਿੰਦਾ ਹੋਈ ਜੀ ਜੇ ਥੋੜੀ ਜਿਹੀ ਗੁਰਬਾਣੀ ਤੋਂ ਗਾਹਾਂ ਚੱਲੀਏ ਤਾਂ ਕਬੀਰ ਪਤਾ ਲੱਗਦਾ ਵੀ ਕਬੀਰ ਪਹਿਲਾਂ ਹੋਇਆ ਕੱਕਾ ਕਾਰਨ ਕਰਤਾ ਸੋ ਲਿਖਿਓ ਲੇਖ ਨਾ ਮੇਟਤ ਕੋ ਹਾਂ ਕਾਰਨ ਕਰਤਾ ਸੋ ਜੋ ਜੀਵ ਹੈ ਇਹ ਪ੍ਰਗਟ ਕਰਤਾ ਹੀ ਹੈ ਚਾਹੇ ਪਰਮੇਸ਼ਰ ਦੇ ਹੁਕਮ ਜਾਏ ਹੁਕਮ ਕਰਦਾ ਪਰ ਪ੍ਰਗਟ ਰੂਪ ਚ ਇਹ ਕਰਦਾ ਇਸੇ ਕਰਕੇ ਦੁਨੀਆ ਦੇ ਸਾਰੇ ਲੋਕ ਇੱਕ ਸਮਝਦੇ ਨੇ ਅਸੀਂ ਬਾਪ ਕਰਦੇ ਤੇ ਜਾਂ ਅਸੀਂ ਕੋਈ ਕਿਉਂਕਿ ਇਹਨਾਂ ਗੱਲ ਹੀ ਨਹੀਂ ਨਾ ਕਰਦਾ ਪ੍ਰਗਟ ਕਰਤਾ ਇਹ ਨੇ ਘਟ ਬੁਦਲੀ ਦਿੰਦੀ ਹੈ ਉਹ ਬੱਚੇ ਨੂੰ ਡੋਰਾ ਰੋ ਨਚਾਉਣ ਵਾਲਾ ਪਿੱਛੇ ਖੜਾ ਹੋ ਨਹੀਂ ਪੜਦੇ ਚੱਲ ਉਹ ਕਾਰਨ ਨਹੀਂ ਹੈਗਾ ਪਰ ਜਿਹੜਾ ਕਾਰਨ ਹੈ ਕਰਦਾ ਹੋਏ ਲੋੜ ਸਰੀਰ ਤੌਰ ਤੇ ਇਹਨੂੰ ਸੀ ਸਰੀਰ ਦਾ ਅੰਦਰਲੇ ਸਰੀਰ ਦੀ ਗੱਲ ਅੰਦਰਲੇ ਸਰੀਰ ਕਿਹਦੇ ਚ ਕਮੀ ਹੋਈ ਬੁੱਧੀ ਜਿਹਦੀ ਚ ਕਮੀ ਹੋਈ ਬੁੱਧੀ ਦੇ ਹੀ ਹੋ ਰਹੀ ਹੈ ਸਰੀਰ ਦੇ ਬਿਨਾਂ ਬੁੱਧੀ ਡਿਵੈਲਪ ਨਹੀਂ ਹੁੰਦੀ ਲੋੜ ਹੁੰਦੀ ਹੈ ਖਾਣ ਦਾ ਲੋੜ ਲੋੜ ਵੱਧ ਇਹ ਆਪ ਜੀਵ ਦੀ ਲੋੜ ਨੂੰ ਸ੍ਰਿਸ਼ਟੀ ਸਜੀ ਹੈ ਸੱਚਖੰਡ ਵਾਲਿਆਂ ਨੂੰ ਕੋਈ ਲੋੜ ਨਹੀਂ ਜਦੋਂ ਉਸ ਅਵਸਥਾ 'ਚ ਜੀਵ ਚਲੇ ਜਾਣਗੇ ਸਾਰੇ ਸ੍ਰਿਸ਼ਟੀ ਦੀ ਰਚਨਾ ਬੰਦ ਹੋ ਜੂ ਫਿਰ ਕੋਈ ਲੋੜ ਨਹੀਂ ਰਹਿੰਦੀ ਜਿਹੜੇ ਬਿਮਾਰ ਹੋ ਜਾਂਦੇ ਨੇ ਉਹਨਾਂ ਵਾਸਤੇ ਦਵਾਈ ਦੀ ਲੋੜ ਪੈਂਦੀ ਹੈ ਹਸਪਤਾਲ ਦੀ ਲੋੜ ਪੈਂਦੀ ਹੈ ਕੁਝ ਬੰਦੇ ਬਿਮਾਰ ਹੋ ਗਏ ਬਿਮਾਰੀ ਫੈਲ ਗਈ ਫੈਲ ਜਾਂਦੀ ਹੈ ਨਾ ਬਾਬਾ ਬਾਬਾ ਫੈਲ ਗਈ ਸੱਚਖੰਡ ਉਹ ਬਾਬਾ ਦੇ ਜਿਹੜੇ ਮਰੀਜ਼ ਨੇ ਬਾਬਾ ਕਹਿੰਦੇ ਸੀ ਹੋਮੇ ਦੀ ਹੋਮੇ ਦੀ ਬਾਬਾ ਫੈਲ ਗਈ ਉਹ ਮਰੀਜ਼ ਇੱਥੇ ਲੱਗ ਕਰਕੇ ਕੈਂਪ ਦੇ ਵਿੱਚ ਲਿਆ ਕੇ ਉਹਨਾਂ ਦਾ ਇਲਾਜ ਹੋ ਰਿਹਾ ਜਿਹੜਾ ਸਵਸਥ ਹੋ ਜਾਂਦਾ ਤੇ ਛੁੱਟੀ ਮਿਲ ਜਾਂਦੀ ਹੈ ਜਿਹਦੀ ਉਹ ਬਾਬਾ ਖਤਮ ਹੋ ਜਾਂਦੀ ਹੈ ਨਾ ਬਿਮਾਰੀ ਖਤਮ ਹੋ ਜਾਂਦੀ ਹੈ ਛੁੱਟੀ ਮਿਲ ਜਾਂਦੀ ਹੈ ਮੋਟੀ ਗੱਲ ਇਹ ਹੈ ਲੋੜ ਕਿਹਨਾਂ ਨੂੰ ਪਈ ਲੋੜ ਇਹਨਾਂ ਜੀਵਾਂ ਨੂੰ ਪਈ ਬਿਮਾਰ ਇਹ ਨੇ ਔਰ ਇੱਥੇ ਦਾ ਕੰਮਕਾਰ ਵੀ ਇਹੀ ਕਰਦੇ ਨੇ ਦੇਖਣ ਦੇ ਵਿੱਚ ਉਹ ਇਹਨਾਂ ਦੇ ਕਰਾਉਂਦੇ ਨੇ ਪਤਾ ਤਾਂ ਉਹਨਾਂ ਦੀ ਇੱਛਾ ਹੋ ਰਿਹਾ ਸੱਚਖੰਡ ਦੀ ਇੱਛਾ ਮੁਤਾਬਕ ਸਾਰਾ ਕੁਝ ਜੋ ਪ੍ਰਭਾਵ ਹੈ ਸੋਕਰੇ ਸੁਰੀ ਜੀ ਕਰਦਾ ਇਹ ਗੱਲ ਸੱਚ ਹੈ ਕਿਉਂਕਿ ਸਾਹਮਣੇ ਕੁਝ ਹੋਰ ਹੈ ਪਿੱਛੇ ਪਾਸੇ ਹੋਰ ਹੈ ਪਰਦੇ ਦੇ ਪਿੱਛੇ ਜੋ ਕੁਝ ਹੈ ਉਹ ਆਦਮੀ ਦੇਖ ਨਹੀਂ ਰਿਹਾ ਉਸੇ ਨੂੰ ਬਾਣੀ ਦਿਖਾ ਰਹੀ ਹੈ ਉਸੇ ਦਾ ਦਰਸ਼ਨ ਕਰਾ ਰਹੀ ਹੈ ਬਾਣੀ ਗੁਰਬਾਣੀ ਸਿਰਫ ਕਰਤਿਆਂ ਪ੍ਰਗਟ ਕਰਤੇ ਨੂੰ ਦਿਖਾ ਕੇ ਗੁਪਤ ਕਰਤੇ ਤੱਕ ਪਹੁੰਚਾ ਰਹੀ ਹੈ ਵੀ ਰਸੀ ਉਹਦੇ ਹੱਥ 'ਚ ਹੈ ਪ੍ਰਭ ਡੋਰੀ ਹੱਥ ਡੋਰੀ ਹੁੰਦੇ ਡੋਰੀ ਵਾਲਾ ਜਾਂ ਦਿਖੂਗਾ ਜਦ ਤੱਕ ਡੋਰੀ ਵਾਲਾ ਦੀਨਾ ਨਹੀਂ ਜਦ ਤੱਕ ਇਹ ਦਾ ਨਹੀਂ ਇਹ ਪੜਾਈ ਕੇਵਲ ਕੱਲੀ ਇੱਥੇ ਹੋਰ ਕਿਸੇ ਵੀ ਮੱਤ ਵਿੱਚ ਬੰਨੀ ਹੋਈ ਤਾਂ ਗੱਲ ਹੈ ਪ੍ਰਭ ਡੋਰੀ ਆਤਮਾ ਸਾਰੇ ਮਨ ਅੰਦਰ ਹੈ ਪਰ ਉਹ ਡੋਰੀ ਦਾ ਦਰਸ਼ਨ ਨਹੀਂ ਕਰਾ ਰਹੇ ਹੋ ਇਹਨਾਂ ਕਹਿ ਕੇ ਛੱਡ ਦਿੰਦੇ ਨੇ ਗੱਲ ਫਿਰ ਇੱਥੇ ਦੀ ਸ਼ੁਰੂ ਕਰ ਲੈਂਦੇ ਗੱਲ ਇੱਥੇ ਜਿਹੜੇ ਬੜੇ ਬੜੇ ਉਹਨਾਂ ਦੇ ਹੋਏ ਨੇ ਉਹਨਾਂ ਦੇ ਜੀਵਨ ਦੀ ਉਹ ਕਰੀ ਜਾਂਦੇ ਨੇ ਗੱਲ ਫੇਰ ਮੈਂ ਦੀ ਸ਼ੁਰੂ ਕਰ ਲਈ ਮਹਾਭਾਰਤ ਦੀ ਸ਼ੁਰੂ ਕਰ ਲਈ ਗੀਤਾ ਦੀ ਸ਼ੁਰੂ ਕਰ ਲਈ ਉਪਦੇਸ਼ ਦੀ ਸ਼ੁਰੂ ਕਰ ਲਈ ਇਹ ਉਪਦੇਸ਼ ਦਾ ਟਾਰਗੇਟ ਸਿਰਫ ਇਹ ਹੈ ਕਿ ਉਹ ਜਿਹੜਾ ਕਰਤਾ ਅਸਲ ਕਰਤਾ ਉਹ ਕਿਵੇਂ ਹੈ ਤੁਸੀਂ ਕਰਤਾ ਹੁੰਦੇ ਹੋਏ ਵੀ ਕਰਤਾ ਨਹੀਂ ਹੈ ਨਹੀਂ ਹੈਗੇ ਬਸ ਆਦਾ ਦਿੰਦਾ ਇਹ ਸਾਨੂੰ ਸਭ ਕੁਝ ਜੋ ਸਾਡੇ ਸਾਹਮਣੇ ਜੋ ਨਹੀਂ ਦਿੰਦਾ ਉਹਦਾ ਦਰਸ਼ਨ ਕਰਾ ਰਹੀ ਹੈ ਉਹਦਾ ਗਿਆਨ ਦੇ ਰਹੀ ਹੈ ਬਾਣੀ ਐ ਸਮਝ ਲਓ ਗਿਆਨ ਦੇ ਨੂੰ ਦਰਸ਼ਨ ਕਹਿੰਦੇ ਨੇ ਇਸ ਕਰਕੇ ਗੁਰਬਾਣੀ ਨੂੰ ਗੁਰਦਰਸ਼ਨ ਕਹਿੰਦੇ ਇਹ ਗੁਰਦਰਸ਼ਨ ਹੈ ਗਿਆਨ ਹੈ ਹੋਣਾ ਬੁੱਧੀ ਨੂੰ ਗਿਆਨ ਹੀ ਦਰਸ਼ਨ ਹੈ ਹੁਣ ਗਿਆਨ ਸਮਝਣ ਵਾਲਾ ਘਟ ਹੈ ਬੁੱਝਣ ਵਾਲਾ ਜ਼ਿਆਦਾ ਹੈ ਪੜਦੇ ਦੇ ਪਿੱਛੇ ਗਿਆਨ ਅੰਦਰਿਆਂ ਦੇ ਜਿਹੜੀ ਗੱਲ ਪਰੇ ਹੁੰਦੀ ਹੈ ਉਹ ਬੁੱਝਣ ਵਾਲੀ ਹੁੰਦੀ ਹੈ ਸਮਝਣ ਵਾਲੀ ਨਹੀਂ ਹੁੰਦੀ ਜਿਹੜੀ ਗਿਆਨ ਅੰਦਰ ਦੇ ਦਾਇਰੇ ਦੇ ਵਿੱਚ ਗੱਲ ਨਾਲ ਸਮਝਣ ਵਾਲੀ ਹੈ ਸਾਰੀ ਜਿਹੜੀ ਉਹ ਗਿਆਨ ਅੰਦਰ ਦੇ ਪਰੇ ਦੀ ਗੱਲ ਹੈ ਬੁੱਝਣ ਵਾਲੀ ਹੈ ਸਮਝਣ ਵਾਲੀ ਮਨਾਰ ਬੁੱਧੀ ਦੀ ਜਿਹੜੀ ਹੈ ਅਕਲ ਸਾਡੀ ਜੋਤ ਸਮਝ ਉਹ ਤੋਂ ਵੀ ਬਾਹਰ ਦੀ ਜਿਹੜੀ ਗੱਲ ਹੈ ਉਹ ਬੁੱਝਣ ਵਾਲੀ ਸਮਝਣ ਵਾਲੀ ਨਹੀਂ ਕੋਈ ਸਮਝਣ ਵਾਲੀ ਆ ਕੋਈ ਬੁੱਝਣ ਵਾਲੀ ਬੁੱਝਣ ਵਾਲੇ ਕੀ ਹੈ ਜਿਹੜਾ ਸਮਝ ਰਿਹਾ ਉਹਨੇ ਬੁੱਝਣਾ ਕੀ ਹੈ ਜਿਹੜਾ ਸਮਝ ਰਿਹਾ ਉਹਨੇ ਦਰਸ਼ਨ ਕਿਹਦਾ ਕਰਨਾ ਬੁੱਝਣ ਪਹਿਲਾਂ ਤਾਂ ਉਹਨੇ ਆਪਣਾ ਹੀ ਕਰਨਾ ਮੈਂ ਕੌਣ ਉਹਨੂੰ ਆਪਣਾ ਹੀ ਨਹੀਂ ਪਤਾ ਮੈਂ ਕੌਣ ਸਮਝ ਰਿਹਾ ਜਿਹੜਾ ਸਮਝ ਰਿਹਾ ਉਹ ਕੌਣ ਹੈ ਪਹਿਲਾ ਸਟੇਜ ਹੈ ਜਿਹੜਾ ਸੁਣ ਰਿਹਾ ਉਹ ਕੌਣ ਹੈ ਜਿਹੜਾ ਦੇਖ ਰਿਹਾ ਉਹ ਕੌਣ ਹੈ ਸਰੀਰ ਵਿੱਚ ਸਰੀਰ ਅਲੱਗ ਹੋ ਮੂੰਹ 'ਚ ਰੋਟੀ ਪਾ ਲਈ ਖਾ ਲਈ ਸਬਜ਼ੀ ਖਾ ਲਈ ਗੱਲ ਵੀ ਪਤਾ ਨਹੀਂ ਕਿਉਂਕਿ ਖਾਣ ਵਾਲੇ ਦਾ ਧਿਆਨ ਨਹੀਂ ਸੀਗਾ ਸਰੀਰ ਖਾਂਦਾ ਸੀ ਜੇ ਉਹਦਾ ਧਿਆਨ ਖਾਣ 'ਚ ਸੋਨ ਉਹ ਕਰੂਗਾ ਲੋੜ ਘੱਟ ਹੈ ਅਚਾਰ ਲਿਆਓ ਜੀ ਲਿਆਓ ਟਿੱਕੀ ਜੀ ਲਿਆਓ ਫਿਰ ਉਹ ਰਾਤ ਨੂੰ ਰੋਟੀ ਚ ਰਸ ਉਹਨੂੰ ਜਿਹੜਾ ਰਸ ਉਹਦਾ ਆ ਨਹੀਂ ਰਿਹਾ ਨਹੀਂ ਉਹਨੂੰ ਰਸ ਦਾ ਪਤਾ ਹੀ ਇਹਨਾਂ ਸਰੀਰ ਨੂੰ ਰਸ ਬਾਰੇ ਕੋਈ ਗਿਆਨ ਨਹੀਂ ਸਰੀਰ ਨੂੰ ਕਹਦਾ ਰਸ ਰਸ ਤਾਂ ਉਹ ਮਹਿਸੂਸ ਕਰਦਾ ਆਤਮਾ ਉਹ ਖਾਈ ਨਹੀਂ ਰਿਹਾ ਫਿਰ ਆਸ ਵੀ ਰੋਣਾ ਪਰ ਹੋ ਜੀ ਨੋਟ ਗਵੇ ਦੀ ਕਹਿੰਦਾ ਪਤਾ ਨਹੀਂ ਹੈ ਅਸੀਂ ਕਾ ਖਾਂਦੇ ਉਹਨੂੰ ਪਤਾ ਹੀ ਨਹੀਂ ਮੈਂ ਕੀ ਖਾਦਾ ਉਹਦਾ ਰਾਸ ਉੱਪਰ ਜੁੜਿਆ ਹੋਇਆ ਸੀ ਜਿਹੜੇ ਕਰ ਫਰਮਾਇਸ਼ ਆਇਆ ਤਾਂ ਹੀ ਮਿਲਿਆ ਕੀਤੀ ਹੈ ਤੇਰਾ ਰਾਤ ਸਰੀਰ ਵਾਲੇ ਰਾਤ ਬਣਿਆ ਇਹ ਤੇਰਾ ਸਰੀਰ ਕੇ ਜਿਹਦੇ ਸਰੀਰ ਦੇ ਨੇ ਰਾਤ ਨੇ ਕਹਿ ਘਟ ਨਾਮ ਨਵਾਜ਼ ਨਾਮ ਦਾ ਨਾਮ ਤੇਰਾ ਕਿੱਥੇ ਨਾਮ ਜਵਾਬ ਕੋਈ ਤੇਰਾ ਸਰੀਰ ਦੇ ਰਸਾਂ ਵਾਲੇ ਦਾ ਨਾਮ ਚ ਨਵਾਜ਼ ਨਹੀਂ ਹੋ ਸਕਦਾ ਉਹ ਕਿਵੇਂ ਜਾਊਗਾ ਉਸ ਤਾਂ ਹੀ ਉਹ ਦੋ ਚਾਰ ਪੰਕਤੀਆਂ ਕਹਿ ਕੇ ਸਮਝਾਇਆ ਹੋਇਆ ਗੱਲ ਕਾਰਨ ਕਰਤਾ ਸੋ ਕਾਰਨ ਕਰਤਾ ਕਾਰਨ ਇਹਦੀ ਲੋੜ ਜਿਵੇਂ ਸਾਡੇ ਬੱਚੇ ਨੇ ਬੱਚਿਆਂ ਦੀ ਲੋੜ ਹੈ ਪ੍ਰਾਇਮਰੀ ਸਕੂਲ ਬਜ਼ੁਰਗਾਂ ਦੀ ਸਿਆਣਿਆਂ ਦੀ ਲੋੜ ਤਾਂ ਹੈ ਜੇ ਬੱਚੇ ਨੇ ਤਾਂ ਹੀ ਪ੍ਰਾਇਮਰੀ ਸਕੂਲਾਂ ਦੀ ਲੋੜ ਹੈ ਕਿ ਆਦਮੀ ਨੇ ਤਾਂ ਹੀ ਜੁੱਤੀਆਂ ਕੱਪੜਿਆਂ ਦੀ ਲੋੜ ਪੈਂਦੀ ਹੈ ਜੇ ਪਸ਼ੂ ਨੇ ਪੱਠਿਆਂ ਦੀ ਸੰਗਲਾਂ ਦੀ ਰਹੇ ਨਾਲ ਲੋਟਾ ਹੀ ਪੈਂਦੀ ਲੋੜ ਜਿਹੜੀ ਹੈ ਇਹ ਲੋੜ ਜੀਵਾਤਮਾ ਹੀ ਨੂੰ ਹੀ ਲੋੜ ਸੀ ਸ੍ਰਿਸ਼ਟੀ ਦੀ ਕਾਰਨ ਦਾ ਮਤਲਬ ਹੈ ਕਿਉਂ ਸ੍ਰਿਸ਼ਟੀ ਸਾਜੀ ਕਿਉਂ ਸ੍ਰਿਸ਼ਟੀ ਸਾਜੀ ਸ੍ਰਿਸ਼ਟੀ ਸਾਜਣ ਦੇ ਪਿੱਛੇ ਕਾਰਨ ਕੀ ਹੈ ਕਾਰਨ ਜੀਵਾਤਮਾ ਇਹ ਇਲਾਜ ਕਰਨਾ ਦੀ ਬਿਮਾਰ ਸੰਸਾਰ ਕਿਉਂ ਹੋਲੇ ਨੇ ਭਗਵਾਨ ਬਿਮਾਰ ਦੇ ਸਾਡੇ ਕੋਲ ਹਸਪਤਾਲ ਖੋਲਦੇ ਜਿੱਤੇ ਬਿਮਾਰ ਕੋਈ ਨਹੀਂ ਹੁੰਦਾ ਹਸਪਤਾਲ ਕੋਈ ਕੀ ਕਿਹੜੇ ਨੇ ਧਰਮ ਇਹ ਵੀ ਹਸਪਤਾਲ ਇਹ ਮਾਨਸਿਕ ਰੋਗਾਂ ਦੇ ਹਸਪਤਾਲ ਅਸਲ ਤਾਂ ਮਾਨਸਿਕ ਰੋਗਾਂ ਦੇ ਹਸਪਤਾਲ ਧਰਮ ਪਰ ਜੇ ਮਾਨਸਿਕ ਰੋਗ ਹੈ ਪੈਦਾ ਕਰਨੇ ਫਿਰ ਹਸਪਤਾਲ ਦਾ ਤੇ ਠੀਕ ਹੈ ਐਸੇ ਲੋਣ ਜੀ ਨਾ ਮਾਨਸਿਕ ਰੋਗੀ ਪੈਦਾ ਹੋ ਮਾਨਸਿਕ ਰੋਗੀ ਪੈਦਾ ਕਰ ਰਹੇ ਨੇ ਧਰਮ ਹਟਾ ਨਹੀਂ ਰਹੇ ਜੇ ਮਾਨਸਿਕ ਰੋਗੀ ਪੈਦਾ ਨਾ ਕਰਦੇ ਹੁੰਦੇ ਤਾਂ ਦੇਵੀ ਦੇ ਦਰਸ਼ਨਾਂ ਤੱਕ ਨਹੀਂ ਸੀ ਹੁੰਦਾ ਪੈਸਾ ਮਾਨਸਿਕ ਰੋਗੀ ਪੈਦਾ ਕੀਤਾ ਨਹੀਂ ਮਾਨਸਿਕ ਰੋਗੀ ਉਹਨਾਂ ਦੇ ਮਗਰ ਲੱਗੇ ਨੇ ਸਾਰੇ ਮਾਨਸਿਕ ਰੋਗ ਪੈਦਾ ਕਰਤਾ ਲੋਕ ਲੋਕ ਕੀ ਮਾਨਸਿਕ ਰੋਗ ਲੋਕ ਕ੍ਰੀਏਟ ਕਰਨਾ ਮਾਨਸਿਕ ਰੋਗ ਪੈਦਾ ਕਰਨਾ ਜਿਹੜੇ ਧਰਮ ਲੋਕ ਪੈਦਾ ਕਰ ਰਹੇ ਨੇ ਕ੍ਰੀਏਟ ਕਰ ਰਹੇ ਨੇ ਤੁਹਾਡੇ ਅੰਦਰ ਇਹ ਰੋਗ ਦੀ ਪੂਰਤੀ ਹੋ ਖੰਡ ਪਾਠ ਕਰਾਉਣਾ ਇਹ ਰੋਗ ਦੀ ਪੂਰਤੀ ਹੋ ਆ ਪੜਨਾ ਉਹ ਮਾਨਸਿਕ ਰੋਗ ਪੈਦਾ ਕਰ ਰਹੇ ਨੇ ਗੁਰਮਤਿ ਦਾ ਪ੍ਰਚਾਰ ਨਹੀਂ ਹੋ ਰਿਹਾ ਗੁਰਮਤਿ ਦਾ ਮਾਨਸਿਕ ਰੋਗੀ ਦਾ ਇਲਾਜ ਕਰ ਰਹੀ ਹੈ ਮਾਨਸਿਕ ਰੋਗ ਵੱਡੇ ਛੇ ਨੇ ਪੰਜ ਨਹੀਂ ਹਨ ਛੇ ਨੇ ਗੁਰਬਾਣੀ ਛੇ ਬੰਦੀ ਹੈ ਇੱਕ ਤਾਂ ਉਹ ਆਏ ਜਿਹੜੇ ਮਾਨਸਿਕ ਦੀ ਮਾਂ ਹੈ ਮਾਨਸਿਕ ਦਾ ਤਾਂ ਵੈਸੇ ਕਰੋੜਾ ਹੀ ਨੇ ਜਿੰਨੇ ਉਪਰ ਨੇ ਸਭ ਮਾਨਸਿਕ ਰੋਗ ਨੇ ਪਰ ਮੋਟੇ ਛੇ ਨੇ ਪੰਜ ਪਹਿਲਾ ਕਾਮ ਕ੍ਰੋਧ ਲੋਭ ਮੋਹ ਕਾ ਆਮ ਤੌਰ ਤੇ ਜਿਹੜੇ ਮੰਨੇ ਗਏ ਨੇ ਭਾਵੇਂ ਗੁਰਮਤਿ ਹੋਰ ਤਰੀਕੇ ਨਾਲ ਮੰਨੇ ਪਰ ਸਾਰਿਆਂ ਦੀ ਮਾਂ ਦਾ ਭਰਮ ਹੈ ਭਰਮ ਜੋ ਪੈਦਾ ਹੋਇਆ ਨੇ ਭਰਮ ਕੀ ਹੈ ਹਉਮੈ ਭਰਮ ਦਾ ਹੀ ਦੁਨੋ ਮੈਂ ਬੜਾ ਮੈਂ ਗਿਆਨੀ ਆ ਮੇਰੀ ਕੋਲ ਉੱਚੀ ਹੈ ਤਾਂ ਭਰਮ ਧਰਮੇ ਹੋਰ ਕੀ ਹੈ ਮੈਂ ਬੜਾ ਮੈਂ ਬੜਾ ਨਹੀਂ ਹਾਂ ਗੁਰਬਾਣੀ ਕਹਿੰਦੇ ਤੂੰ ਬੜਾ ਜਿਹੜਾ ਬੜਾ ਹੈ ਉਹਦੇ ਸਰੀਰ ਚ ਬੋਲਦਾ ਹੀ ਤਾਂ ਬੁਲਾਇਆ ਬੋਲਦਾ ਜੇ ਮਨ ਚਲਾਇਆ ਹੈ ਮਨ ਬੋਲਦਾ ਇਹ ਤਾਂ ਛੋਟਾ ਹੈ ਇਹ ਤਾਂ ਪੈਦਾ ਹੀ ਦੁਆਪਰ ਚ ਹੋਇਆ ਇਹਦਾ ਘਰ ਵਿੱਚ ਪੈਦਾ ਹੋਇਆ ਜਿਹੜਾ ਘਰ ਵਿੱਚ ਪੈਦਾ ਹੋਇਆ ਉਹ ਬੜਾ ਬਣ ਗਿਆ ਜੀ ਤੋਂ ਪੈਦਾ ਹੋਇਆ ਉਹ ਛੋਟਾ ਬਣ ਗਿਆ ਚਾਂਬਰ ਵਾਲੇ ਕਹਿੰਦੇ ਬੜੇ ਕੀ ਬੜਿਆਈਆਂ ਬਈ ਬੜਿਆਈਆਂ ਬੜੇ ਦੀਆਂ ਕਰ ਜੀ ਤੋਂ ਤੂੰ ਪੈਦਾ ਹੋਇਆ ਤੇ ਤੋਂ ਬੜਾ ਤਾਂ ਹੋਈ ਹੈ ਚਲੋ ਗਾਹਾਂ ਤੋਂ ਛੱਡੋ ਜਦੋਂ ਪਹਿਲਾਂ ਅਸੀਂ ਪ੍ਰਭ ਦੀ ਗੱਲ ਕਰਦੇ ਹਾਂ ਗੁਰ ਦੀ ਗੱਲ ਕਰਦੇ ਹਾਂ ਸਤਿਗੁਰ ਦੀ ਗੱਲ ਕਰਦੇ ਹਾਂ ਅਸੀਂ ਬੜੇ ਦੀ ਵਡਿਆਈ ਕਰਦੇ ਹਾਂ ਅੰਦਰਲੇ ਦੀ ਕਰਦੇ ਹਾਂ ਜਿਹੜਾ ਤੇਰੇ ਅੰਦਰ ਹੈ ਉਹਦੀ ਵਡਿਆਈ ਕਰਦੇ ਮੰਨੇ ਉਸੇ ਦੀ ਵਡਿਆਈ ਕਰਨੀ ਸੰਤੋਖ ਤੱਕ ਉਸੇ ਦੀ ਵਡਿਆਈ ਚੱਲਦੀ ਜਿਹੜਾ ਸਾਡੇ ਉੱਤੇ ਸਾਡੇ ਪਾਸੇ ਨੂੰ ਉਹੀ ਬੜਾ ਜੀ ਜਿਹਨੇ ਸੁਣਾਉਣਾ ਇਹਨੇ ਉਹਦੀ ਵਡਿਆਈ ਕਰਨੀ ਅੰਤਰਾਤਮਾ ਦੀ ਵਡਿਆਈ ਕਰਨੀ ਸਾਡੀ ਅਬਰੋਜ ਉੱਥੇ ਤੱਕ ਵੀ ਨੂੰ ਡੰਡੇ ਨੇ ਪੌੜੀ ਦੇ ਇਹ ਦੋ ਸਟੈਪ ਨੇ ਬਲਕਿ ਇੱਕੋ ਸਟੈਪ ਹੈ ਇੱਕ ਫਰਸ਼ ਹੈ ਇੱਕ ਪੌੜੀ ਹੈ ਇੱਕ ਮੇਰੇ ਉਤਲਾ ਫਰਸ਼ ਹੈ ਸਾਡੇ ਵਿਚਾਰ ਦਾ ਪੌੜੀ ਹੈ ਨਾ ਪੌੜੀ ਦੇ ਚੜ ਕੇ ਹੀ ਅਸੀਂ ਉੱਤੇ ਜਾਂਦੇ ਪੌੜੀ ਦੇ ਉੱਤੇ ਜਿੱਤ ਖੜਾ ਮਨ ਤੋਂ ਥੱਲੇ ਖੜਾ ਥੱਲੇ ਆ ਗਿਆ ਮਾਇਆ ਜਾ ਗਿਆ ਮਾਇਆ ਤੋਂ ਉੱਪਰ ਉੱਠ ਕੇ ਕੋੜੀ ਤੇ ਖੜਾ ਉਹ ਦਸਮ ਦੁਆਰ ਤੇ ਖੜਾ ਦੁਆਰ ਤੇ ਖੜਾ ਅੰਦਰ ਨਹੀਂ ਉਹ ਵੀ ਖੜਾ ਕੋੜੀ ਦੁਆਰ ਤੇ ਬਾਹਰੇ ਹੁੰਦੀ ਹੈ ਜੇ ਲਾਵਾਂ ਲਾਵਾਂਗੇ ਦੁਆਰ ਤੇ ਬਾਹਰੇ ਹੈ ਉਹ ਦਸਮ ਦੁਆਰ ਤੇ ਦੋਏ ਇਕੱਠੇ ਹੋ ਜਾਂਦੇ ਸਾਧੂ ਦੁਆਰਾ ਆਗੋ ਬਾਰਾ ਪਰਮਪੁਰ ਕੀ ਪਰਮਪੁਰ ਦੇ ਪਰਮਪੁਰ ਕੋ ਤਗੜਾ ਇਹਦੇ ਵਾਸਤੇ ਦਾ ਪਰਮਪੁਰ ਕੋਈ ਹੈ ਉਹ ਤੋਂ ਬਾਅਦ ਫਿਰ ਇੱਕ ਹੋ ਗਿਆ ਫਿਰ ਉਹ ਤੋਂ ਬਾਅਦ ਫਿਰ ਉਹਦੀ ਗੱਲ ਸ਼ੁਰੂ ਉਦੋਂ ਬਾਅਦ ਗੁਰਬਾਣੀ ਸ਼ੁਰੂ ਹੋ ਜਾਂਦੀ ਮਨ ਚੁੱਪ ਹੈ ਮਨ ਤਾਂ ਬੋਲੇ ਤੱਕੜੀ ਉਦੋਂ ਜਾ ਕੇ ਬਾਣੀ ਦੀ ਦੂਈ ਚੀਜ਼ ਸ਼ੁਰੂ ਹੋ ਜਾਂਦੀ ਉੱਥੇ ਤੱਕ ਕਾਹਦੇ ਨਾਲ ਜਾਣਾ ਅਸੀਂ ਜਪ ਨਾਲ ਜਾਣਾ ਥੋੜੀ ਕਿਹਦੇ ਨਾਲ ਜਾਣੀ ਅਸੀਂ ਜਪ ਨਾਲ ਥੋੜੀ ਕਿਹਦੇ ਨਾਲ ਜਾਣੀ ਹੈ ਆਪ ਨਾਲ ਮਨ ਮੰਨਦਾ ਹੀ ਨਹੀਂ ਹੈਗਾ ਛੱਡਣ ਨੂੰ ਸਾਡੇ ਫਰਜ਼ ਗਰਾਊਂਡ ਫਲੋਰ ਛੱਡਣ ਨੂੰ ਮੰਨਦਾ ਹੀ ਨਹੀਂ ਇਹਨੂੰ ਮਨਾਉਣਾ ਤਾਂ ਆਪਾ ਸਮਝਣਾ ਜਾਪਾ ਸਮਝਣਾ ਤਾਂ ਜਾਪਾ ਮਨਾਉਣਾ ਤਾਂ ਆਪਾ ਜੇ ਜਾਪਾ ਤਾਂ ਸਾਡੇ ਕਾਮਯਾਬ ਹੋ ਗਏ ਤਾਂ ਤੇਰ ਕੋਲ ਨਹੀਂ ਛੁੱਟੀ ਕਿਉਂਕਿ ਸਮਝਣ ਦਾ ਤਾਂ ਗੱਲ ਤੇਰੀ ਕੁੜੀ ਜੇ ਨਾ ਜੇ ਜਾਵਾ ਤਾਂ ਪੂਰਾ ਹੋ ਗਿਆ ਮਨਾਉਣ ਦੀ ਗੱਲ ਵੀ ਤੇ ਕੁੜੀ ਜੇ ਬੈਠ ਗਈ ਜੇ ਮਨ ਮੰਨ ਗਿਆ ਛੱਡਣ ਦਸ ਵਾਰ ਚਲਾ ਗਿਆ ਅੰਦਰ ਕਹਾ ਫਿਰ ਫੇਰ ਉਹ ਕਹਿੰਦਾ ਉੱਥੇ ਤਾਂ ਗਿਆ ਉਹਨੇ ਆਪਣੇ ਛੁੱਟਣ ਦਾ ਯਤਨ ਕਰੋ ਹਮ ਛੁੱਟੇ ਤੁਮਾਰਾ ਅਜੇ ਤਾਂ ਤੇਰੀ ਹੋਰ ਅੰਦਰ ਨਾ ਤੈਨੂੰ ਇਹ ਮਿਲਣਾ ਹੈ ਅਰਾਧਨਾ ਹੁੰਦੀ ਹੈ ਜਿੱਥੇ ਤੱਕ ਸਾਡੀ ਅਸੀਂ ਉੱਪਰ ਨੇ ਸਾਡੀ ਭੁੱਖ ਹੈ ਸਾਡੀ ਆਰਾਧਨਾ ਤੇਰੇ ਬਲਾਵ ਦੀ ਆਰਾਧਨਾ ਸੀ ਅਸੀਂ ਕਰ ਲਈ ਤੈਨੂੰ ਮਿਲ ਗਏ ਤੈਨੂੰ ਕਿਰਪਾ ਕਰਤੀ ਵੀ ਆ ਜਾਓ ਆ ਗਿਆ ਤੇਰੇ ਕੋਲ ਤੈ ਵਿੱਚ ਬੁਲਾ ਲਿਆ ਉਹਦੇ ਬਾਅਦ ਹੁਣ ਬਾਣੀ ਦੀ ਬੋਲੀ ਬੋਲੀ ਉਹਦੇ ਪਾਇਆ ਭਾਜਾ ਹੋਣਾ ਉਹਦੇ ਬਾਅਦ ਫਿਰ ਨਾਮ ਦੀ ਆਰਾਧਨਾ ਨਾਮ ਜਪਣਾ ਨਹੀਂ ਹੈ ਜਪਣਾ ਬੰਦ ਹੋ ਗਿਆ ਜਪਣਾ ਦਾ ਇੱਕ ਪੌੜੀ ਚੜ੍ਹਨ ਵਾਸਤੇ ਸਤ ਸੰਤੋਖ ਤੱਕ ਜਪਣਾ ਸੰਤੋਖ ਦੇ ਬਾਅਦ ਫਿਰ ਆਰਾਧਨਾ ਅਸਲ ਤੇ ਭਗਤੀ ਆਰਾਧਨਾ ਤੋਂ ਸ਼ੁਰੂ ਇਹ ਭਗਤੀ ਨਹੀਂ ਹੈ ਥਲੇ ਇਹ ਭਗਤੀ ਨਹੀਂ ਹੈ ਇਹ ਤਾਂ ਚਲੋ ਭਗਤੀ ਵੀ ਸੰਸਾਰੀ ਬੋਲੀ ਚ ਭਗਤ ਕਹਿ ਲੋ ਇਹ ਤਾਂ ਮਨ ਨੂੰ ਸਮਝਾਉਣ ਵਾਸਤੇ ਮਨ ਸਮਝਾਉਣ ਕਾਰਨ ਅਜੂਬ ਬੜੀ ਹੋ ਗਿਆ ਮਨ ਨੂੰ ਸਮਝਾਉਣਾ ਜਿਹੜਾ ਹੈ ਉਹਦੇ ਬਾਅਦ ਆਹੀ ਗੁਰਬਾਣੀ ਮਨ ਨੂੰ ਸਮਝਾ ਰਹੀ ਛੱਡ ਦੇ ਸੰਸਾਰ ਸੰਸਾਰ ਦਾ ਆਪਾਂ ਬੈਠਣ ਨਹੀਂ ਸੀ ਆਏ ਚ ਇਹ ਤਾਂ ਕੁਝ ਲੈਣਾ ਹੈ ਤਾਂ ਪ੍ਰਾਪਤ ਕਰੋ ਤੇ ਪਿੱਛੇ ਮੁੜੋ ਪਿੱਛੇ ਮੁੜੋ ਘਰ ਨੂੰ ਕਾਰਨ ਕਰਤਾ ਸੋ ਦਿਖਿਓ ਲੇਖ ਨਾ ਮਿਲ ਉੱਥੇ ਜਾ ਕੇ ਆਰਾਧਨ ਆਰਾਧਨ ਆਰਾਧਨ ਦੀ ਕਰ ਆਰਾਧਨਾ ਉੱਥੇ ਵਿਯੋਗ ਦਾ ਉੱਥੇ ਜਾ ਕੇ ਹੈ ਪਤਾ ਲੱਗਦਾ ਵਿਯੋਗ ਵਿਯੋਗ ਉੱਥੇ ਪੈਦਾ ਹੁੰਦਾ ਹੈ ਫਿਰ ਜਿਹੜਾ ਬਿਰਹਾ ਬਲਕਿ ਬਿਰਹਾ ਉੱਥੇ ਪੈਦਾ ਹੁੰਦਾ ਹੈ ਵਿਯੋਗ ਤਾਂ ਥੱਲੇ ਵੀ ਹੈ ਬਿਰਹਾ ਉੱਥੇ ਜੇ ਤਨ ਬਿਰਹਾ ਨਾ ਉਪਜੈ ਉਹ ਤਨ ਜਾਣ ਉਹ ਤਨ ਜਾਣ ਹੁੰਦਾ ਜੇ ਸੰਤੋਖੀ ਨਹੀਂ ਹੋਇਆ ਤੂੰ ਸੰਸਾਰ ਬਿਰਹਾ ਹੀ ਨਹੀਂ ਪੈਦਾ ਹੋਇਆ ਫਿਰ ਕਾਹਦਾ ਸਰੀਰ ਹੈ ਤੇਰਾ ਇੱਥੇ ਦਾ ਉੱਥੇ ਤੱਕ ਦਾ ਵੀ ਉਪਦੇਸ਼ ਨਹੀਂ ਹੈ ਗੁਰਮੰਤਰ ਦੇ ਰਹੇ ਗੁਰਦੁਆਰੇ ਸੰਤੋਖ ਤੱਕ ਦਾ ਵੀ ਉਪਦੇਸ਼ ਨਹੀਂ ਕੋਈ ਦੇ ਰਿਹਾ ਸੰਤੋਖ ਸਭ ਹੀ ਬਰਖਰਾਫੀ ਕਰ ਰਹੇ ਨੇ ਨਾ ਸੰਤੋਖੀ ਆਪਨੇ ਨਾ ਆਪ ਹੋਣਾ ਚਾਹੁੰਦੇ ਨੇ ਨਾ ਸੰਤੋਖੀ ਲੋਕ ਹੋਣਾ ਚਾਹੁੰਦੇ ਨੇ ਲੋਕ ਵੀ ਨਹੀਂ ਹੋਣਾ ਚਾਹੁੰਦੇ ਧਰਮ ਨੂੰ ਛਾਵਾਂ ਦੀ ਪੂਰਤੀ ਸੰਸਾਰੀ ਪਦਾਰਥਾਂ ਦੀ ਪੂਰਤੀ ਵਾਸਤੇ ਇਸਤੇਮਾਲ ਕਰ ਰਹੇ ਨੇ ਜਿਹੜੇ ਧਰਮ ਨੇ ਸੰਸਾਰ ਛਡਾਉਣਾ ਸੀ ਉਹ ਧਰਮ ਨੂੰ ਸੰਸਾਰ ਵਾਸਤੇ ਇਸਤੇਮਾਲ ਕਰਦੇ ਨੇ ਇਹ ਤਾਂ ਆਤਮਕਾਤੀ ਬਣ ਗਿਆ ਧਰਮ ਇਹਨਾਂ ਦਾ ਧਰਮ ਆਦਮ ਘਾਤੀ ਹੋ ਗਿਆ ਘਾਤ ਕਰ ਰਹੇ ਨੇ ਧਰਮ ਧਰਮ ਨੂੰ ਆਦਮ ਆਤਮਘਾਤੀ ਬਣਾਇਆ ਹੋਇਆ ਆਦਮ ਘਾਤ ਕਰ ਰਹੇ ਨੇ ਧਰਮ ਇਸ ਸੰਸਾਰ ਨੇ ਜੋੜ ਲਵਾ ਸੰਸਾਰੀ ਪਦਾਰਥ ਕਰ ਉਹਦਾ ਹੋਰ ਨਹੀਂ ਮਿਲਦਾ ਰਹਿਣੇ ਨੇ ਹੁਕਮ ਨਾਲ ਉਹਨਾਂ 'ਚ ਕੋਈ ਫਰਕ ਨਹੀਂ ਪੈਣਾ ਤੁਸੀਂ ਚਾਹੇ ਧਰਮ ਧਰਮ ਹੋ ਕੇ ਮੰਗੋ ਇਹ ਨਾ ਧਰਮ ਹੋ ਕੇ ਮੰਗੋ ਜਿਹੜੇ ਧਰਮ ਨਹੀਂ ਹਨ ਜਿਹਨਾਂ ਨੂੰ ਰਾਖਸ਼ ਕਹਿੰਦੇ ਨੇ ਜਿਹੜੇ ਕਹਿੰਦੇ ਧਰਮ ਮੰਨ ਰੱਬ ਨੂੰ ਮੰਨਦੇ ਹੀ ਨਹੀਂ ਉਹਨਾਂ ਕੋਲ ਕਿੱਥੋਂ ਆਉਂਦੇ ਨੇ ਫਿਰ ਪਦਾਰਥ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ ਵੀ ਤੁਹਾਨੂੰ ਜ਼ਿਆਦਾ ਪਦਾਰਥ ਮਿਲਣਗੇ ਉਹਨਾਂ ਨੂੰ ਸਭ ਤੋਂ ਨਾਲ ਵੀ ਜ਼ਿਆਦਾ ਮਿਲਦੇ ਨੇ ਫਿਰ ਉਹਨਾਂ ਦਾ ਮਿਲਣੇ ਆ ਜਿਹੜੇ ਗੁਰਦਾਰਿਆਂ ਨੂੰ ਨਹੀਂ ਮੰਨਦੇ ਗੱਜਿਆਂ ਨੂੰ ਮੰਨਦੇ ਨੇ ਮਸੀਤਾਂ ਨੂੰ ਉਹਨਾਂ ਨੂੰ ਤਾਂ ਫਿਰ ਮਿਲੇ ਮਿਲਣੇ ਨਾ ਪਦਾਰਥ ਇਹਦੇ ਨਾਲ ਕੋਈ ਸੰਬੰਧ ਨਹੀਂ ਸੰਸਾਰੀ ਪਦਾਰਥ ਪਰ ਪ੍ਰਚਾਰ ਜੇ ਨਾ ਕਾਨੂੰਨ ਉਹਨੇ ਦੁਕਾਨ ਨਹੀਂ ਚੱਲਦੀ ਦੁਕਾਨਦਾਰ ਨੇ ਸਾਰੇ ਲੋਕ ਲੋਭੀ ਨੇ ਲੋਭ ਦਾ ਪ੍ਰਚਾਰ ਕਰਦੇ ਨੇ ਇਹ ਪ੍ਰਚਾਰ ਪ੍ਰਚਾਰ ਨੇ ਬਿਲਕੁਲ ਸਿੱਖੀ ਕਰਨ ਕਰਦੇ ਦੂਜੇ ਕਹਿਣ ਲੱਗੇ ਖਬਰ ਤੋਂ ਮਿਲਦਾ ਕੁਝ ਨਾ ਖਬਰ ਤੋਂ ਮਿਲਦਾ ਕੁਝ ਗੁਰੂ ਘਰ ਨੇ ਕਿਹਾ ਕਿਤੋਂ ਕੁਝ ਨਹੀਂ ਮਿਲਦਾ ਉਹਦੇ ਹੁਕਮ ਨਾਲ ਮਿਲਦਾ ਫੇਰ ਬੜੀਆਂ ਮਸਾਂ ਛੱਡਦੇ ਲੋਕ ਜਦ ਤੁਸੀਂ ਕਹਿੰਦੇ ਗੁਰੂ ਘਰ ਤੋਂ ਮਿਲਦਾ ਕਹਿੰਦੇ ਇੱਥੋਂ ਮਿਲਦਾ ਕਈਆਂ ਦੀਆਂ ਸੁੱਖਾਂ ਉੱਥੋਂ ਪੂਰੀਆਂ ਹੋ ਜਾਂਦੀਆਂ ਕਈਆਂ ਦੇ ਇੱਥੋਂ ਪੂਰੀਆਂ ਹੋ ਜਾਂਦੀਆਂ ਅਦਰ ਸੁੱਖਾਂ ਤੋਂ ਵੀ ਪੂਰੀਆਂ ਨਹੀਂ ਹੁੰਦੀਆਂ ਪਰ ਪਰ ਤੁਸੀਂ ਇੱਕ ਕਬਰ ਦੇ ਬਰਾਬਰ ਗੁਰੂ ਘਰ ਨੂੰ ਬਣਾਤਾ ਇਹ ਪ੍ਰਚਾਰ ਕਰਕੇ ਜੈ ਜੀ ਕਬਰ ਹੋਈ ਹੋਰ ਲੋਕਾਂ ਦੇ ਦਿਲ 'ਚ ਕਬਰਾਂ ਦੀ ਇੱਜ਼ਤ ਜ਼ਿਆਦਾ ਗੁਰੂ ਘਰ ਨੂੰ ਤਾਂ ਜਾਂਦੇ ਨੇ ਕਬਰਾਂ ਤੇ ਸਰਬਾਨਾ ਪਾ ਕੇ ਜਦ ਤੁਸੀਂ ਦੁਖੀ ਹੁੰਦੇ ਹੋ ਕਰਪਾਨਾ ਪਾ ਕੇ ਕਿਉਂ ਜਾਂਦੇ ਗਲਤੀ ਤਾਂ ਤੁਹਾਡੀ ਹੈ ਤੁਸੀਂ ਇਹ ਨਹੀਂ ਸਮਝਦੇ ਵੀ ਜਾਂਦੇ ਕਿਉਂ ਨੇ ਅਸੀਂ ਪ੍ਰਚਾਰ ਗਲਤ ਕੀਤਾ ਆਪਣੀ ਗਲਤੀ ਨਹੀਂ ਦੀਦੀ ਵੀ ਅਸੀਂ ਗਲਤੀ ਕੀ ਕੀਤੀ ਗਲਤੀ ਤਾਂ ਤਾਂ ਲਿਖੇ ਗੁਰਬਾਣੀ ਨੂੰ ਸਮਝਣ ਗੁਰਬਾਣੀ ਤਾਂ ਛੱਡੀ ਫਿਰਦੇ ਨੇ ਨਿਗਾਹ ਦਾ ਬੋਲ ਕਦੇ ਬੋਲ ਘਟਦੀ ਜਾਂਦੀ ਹੈ ਥੋੜੇ ਜਿੰਨਾ ਮਰਜ਼ੀ ਕਹੀ ਜਾਣ ਉਹ ਹਟਦੇ ਨਹੀਂ ਹੈ ਲੋਕ ਜਾਣਦੇ ਲੈ ਗੁਣ ਤੋਂ ਹਟਦੇ ਨੇ ਇਹ ਗੁਣ ਤੋਂ ਤਾਂ ਹਟਾਉਂਦੇ ਨੇ ਵੀ ਉਹਦੀ ਗੋਲਕ ਕਦਾ ਹੋਰ ਕੋਈ ਲੈ ਜਾਂਦਾ ਜਿਹਨਾਂ ਨੂੰ ਬੋਲ ਕੇ ਜਾਂਦੇ ਉਹ ਗੁਣ ਦਾ ਪ੍ਰਚਾਰ ਕਰਦੇ ਜਿਹਨੂੰ ਨਹੀਂ ਜਾਂਦੀ ਉਹ ਖਿਲਾਫ ਕਰਦੇ ਕੱਲ ਹਜੂਰ ਸਾਹਿਬ ਦੇ ਵੀ ਖਿਲਾਫ ਦੋ ਵੀ ਕਰਨ ਲੱਗ ਨੇ ਜੋ ਬੋਲ ਉਹਨਾਂ ਦੀ ਅੱਡ ਹੈ ਲੜਾਈ ਤਾਂ ਬੋਲ ਗਈ ਥੋੜੀ ਜੇ ਇੱਕ ਹੋ ਜਾਂਦੇ ਬੜੇ ਖਤਰਨਾਕ ਸੀ ਇਹ ਇਹਨਾਂ ਦਾ ਡਿਵਾਈਡ ਹੋਣਾ ਹੀ ਠੀਕ ਹੈ ਇਹਨਾਂ ਦੀ ਅੱਡ ਅੱਡ ਗੋਲ ਕੌਣ ਆਪ ਵਿੱਚ ਲੜਨ ਗੋਲ ਵਾਸਤੇ ਨੰਗੇ ਹੋ ਜਾਣ ਸਾਰੇ ਗੋਲ ਕਤਾਰੀ ਸਾਰੇ ਨੰਗੇ ਹੋ ਜਾਣ ਪਬਲਿਕ ਨੂੰ ਫੇਰ ਪਤਾ ਲੱਗੂਗਾ ਵੀ ਇਹ ਗੋਲਗਤਾਰੀ ਨੇ ਧਰਮ ਕਿਤੇ ਵੀ ਨਹੀਂ ਹੈ ਗੁਰਦੁਆਰੇ ਇਹ ਵੀ ਖੇਡ ਪਰਮੇਸ਼ਰ ਕਰ ਰਿਹਾ ਕੌਣ ਕਰ ਰਿਹਾ ਇਹ ਕਰ ਰਿਹਾ ਉਹ ਕਰ ਰਿਹਾ ਜੋ ਕੁਛ ਇਹਨਾਂ ਨੇ ਤਾਣਾ ਬਾਣਾ ਬਣਿਆ ਇਹ ਝੂਠ ਦਾ ਸਭ ਢਹਿ ਜਾਣਾ ਸਾਰੇ ਢੇਰੀ ਹੋ ਜਾਣਾ ਗੁਰਬਾਣੀ ਤੋਂ ਉਹ ਖਿਲਾਫ ਗੁਰਬਾਣੀ ਜੋ ਕੁਝ ਕਹਿ ਰਹੀ ਹੈ ਉਹ ਤੋਂ ਖਿਲਾਫ ਗੁਰਦੁਆਰੇ ਹੋ ਗਿਆ ਸਾਡਾ ਪ੍ਰਚਾਰ ਤੋਂ ਖਿਲਾਫ ਕੀ ਨਹੀਂ ਹੋ ਰਹੀ ਹੈ ਗੁਰਦੁਆਰੇ ਦੀ ਗੁਰੂ ਦੀ ਜਿਹੜੇ ਵਿਅਕਤੀ ਸੀ ਉਹਨਾਂ ਦੀ ਨਾ ਉਹ ਗੁਰੂ ਕਹਾਏ ਨੇ ਨਾ ਗੁਰੂ ਸੀਗੇ ਨਾ ਉਹਨਾਂ ਨੇ ਆਪਣੀ ਵਿੜਾਈ ਨੂੰ ਕਿਹਾ ਜੀ ਜਾਂ ਉਹਨਾਂ ਨੇ ਕਿਹਾ ਹੀ ਨਹੀਂ ਉਹਨਾਂ ਨੇ ਕਿਹਾ ਗੁਰ ਕਹਾਇਆ ਦਾ ਕਾਰ ਕਮਾਓ ਗੁਰ ਕਹਾਇਆ ਜੋ ਬਣੀ ਕਿਹਾ ਇਹ ਕਾਰ ਕਮਾਓ ਇਹਦਾ ਅਸੀਂ ਕਿਉਂ ਛੱਡਤੀ ਫਿਰ ਅਸੀਂ ਸਿੱਖ ਰਹਿ ਕਿੱਥੋਂ ਗਏ ਕੀ ਗੁਰਦਾਰੇ ਦਾ ਨਕਸ਼ਾ ਇੱਕ ਸਾਡਾ ਉਹ ਹੈ ਇਹ ਨਕਸ਼ਾ ਜਿੱਥੇ ਹੋ ਉੱਥੇ ਬੜਾਈ ਹੈ ਨਕਸ਼ੇ ਦਾ ਰੌਲਾ ਵੀ ਹੈ ਜਾਂ ਨਕਸ਼ਾ ਨਹੀਂ ਸੀ ਬਣਾਉਂਦੇ ਨਕਸ਼ਾ ਦੀ ਰਵਲ ਕੋਲ ਦੀ ਗੁਰੂ ਤਾਂ ਸੰਗਤ ਦਾ ਜਾਂਦੀ ਨਹੀਂ ਧੀਰਵਾਲ ਕੋਲ ਫਿਰ ਉਹ ਧੀਰਵਾਲ ਹੋ ਕਿਉਂ ਨਹੀਂ ਸੰਗਤ ਜਾਂਦੀ ਉਹ ਸੰਗਤ ਨੂੰ ਗੁਰੂ ਦੇ ਮੈਸੇਜ ਦੀ ਲੋੜ ਸੀ ਸਿੱਖੀ ਦੀ ਲੋੜ ਸੀ ਹੁਣ ਤੁਹਾਨੂੰ ਹੁਣ ਲੋੜ ਸਿੱਖੀ ਦੀ ਨਾ ਤੁਹਾਨੂੰ ਹੈ ਨਾ ਸੰਗਤ ਨੂੰ ਹੈ ਨਾ ਤੁਸੀਂ ਲੋੜ ਪੈਦਾ ਹੋਣ ਨਹੀਂ ਹੈ ਤਾਂ ਖਤਰਾ ਪੈਦਾ ਹੋ ਗਿਆ ਵੀ ਜੇ ਗੁਰਦੁਆਰਾ ਹੈ ਜਾਂ ਬਣਾ ਦੇ ਸਭ ਟੁੱਟ ਕੇ ਉੱਥੇ ਜਾਣ ਸੰਗਤ ਜਾਂਦੀ ਸੀ ਪ੍ਰਚਾਰ ਮਗਰ ਸੰਗਤ ਜਾਂਦੀ ਸੀ ਉਹ ਸਿਹਤ ਮਗਰ ਜਿਹੜੀ ਗੁਰੂ ਘਰ ਤੋਂ ਮਿਲਦੀ ਹੈ ਬਾਣੀ ਤੋਂ ਉਹ ਸਿਰ ਤਾਂ ਹੈ ਨਹੀਂ ਹੁਣ ਤੁਹਾਨੂੰ ਖਤਰਾ ਪੈਦਾ ਹੋ ਗਿਆ ਨਕਸ਼ੇ ਮਗਰ ਜਾਣਗੇ ਲੋਕ ਜਾਣਗੇ ਨਕਸ਼ੇ ਝੂਠ ਮਗਰੇ ਜਾਣ ਜਾਂ ਤੁਸੀਂ ਸੱਚ ਨੂੰ ਤੋੜ ਕੇ ਝੂਠ ਦੇ ਜੋੜ ਤੇ ਹੁਣ ਤਾਂ ਝੂਠ ਮਗਰ ਜਾਣਾ ਲੋਕਾਂ ਹੁਣ ਤੁਹਾਨੂੰ ਖਤਰਾ ਪੈਦਾ ਹੋ ਗਿਆ ਬੱਚੇ ਦਾ ਖਤਰਾ ਤਾਂ ਪੈਦਾ ਤੁਸੀਂ ਆਪ ਕੀਤਾ ਸੋ ਜੇ ਜਗ੍ਹਾ ਜਗ੍ਹਾ ਗੁਰਦੁਆਰੇ ਬਣ ਜਾਣੇ ਪੈ ਬਣ ਜਾਣ ਕੀ ਫਰਕ ਪਊਗਾ ਤਾਂ ਤੇ ਨਕਸ਼ਾ ਦੀ ਗੱਲ ਹੈ ਵੀ ਬਿਲਡਿੰਗ ਦਾ ਨਕਸ਼ਾ ਹੈ ਜਾਓ ਮੈਂ ਉੱਥੇ ਉੱਥੇ ਬਰੰਗਾ ਮਿਲ ਜੂਗਾ ਜਾ ਕੇ ਉਹਦੇ ਦਰਸ਼ਨ ਕਰਨ ਦੇ ਤਰ ਜਾਵੇ ਕਿੱਥੇ ਲਿਖਿਆ ਬਣ ਜੀ ਗੱਲ ਕਿਹੜੇ ਝਗੜੇ ਚ ਪੈ ਗਏ ਇਹਦਾ ਮਤਲਬ ਗੁਰਬਾਣੀ ਬਿਲਕੁਲ ਹੀ ਛੱਡਤੀ ਹੈ ਛੱਡੀ ਹੋਈ ਤਾਂ ਪਤਾ ਹੀ ਹੈ ਜਿਹੜਾ ਗੁਰੂ ਉਹ ਬਿਲਡਿੰਗ ਧੀਰਵਾਲ ਨੂੰ ਛੱਡ ਗਏ ਜਿਹੜਾ ਤਾਂ ਬਿਲਕੁਲ ਹੀ ਧੀਰਵਾਲ ਗੁਰਮਤਿ ਖਿਲਾਫ ਹੈ ਵਿਰੋਧੀ ਹੈ ਗੁਰੂ ਘਰ ਦਾ ਉਹ ਤਾਂ ਉਹਨੂੰ ਦੇ ਤੇ ਧੀਰਵਾਦ ਕਾਮਯਾਬ ਹੋ ਜਾਂਦਾ ਉਹ ਲੈ ਕੇ ਨਕਸ਼ੇ ਨੂੰ ਰੱਖਿਆ ਉਹਦੇ ਕੋਲ ਸੀ ਜੇ ਜਗ੍ਹਾ ਤਾਕਤ ਦੀ ਧੀਰਵਾਦ ਕਾਮਯਾਬ ਹੁੰਦਾ ਪੰਜਮ ਪਾਸ਼ਾ ਕਿਵੇਂ ਕਾਮਯਾਬ ਹੋ ਗਏ ਇਹ ਗੱਲ ਕਰਦੇ ਕਿਉਂ ਕਰ ਜੋੜ ਨੇ ਸਰ ਇਹ ਗੱਲ ਕਿਉਂ ਕਰਦੇ ਸਾਰੇ ਝੂਠੇ ਚੁੱਪ ਕਰ ਜਾਣਗੇ ਸੁਣ ਕੇ ਬਸ ਕਾ ਕਾਰਨ ਕਰਤਾ ਸੋ ਲਿਖਿਓ ਲੇਖਨ ਮੇਟਤ ਕੋ ਜੋ ਲੇਖੇ ਕਰਤਾ ਆਪ ਲਿਖ ਲੈਂਦਾ ਇਹਨੇ ਲੇਖ ਖਣ ਚ ਲਿਖ ਲਿਆ ਸੀ ਮੰਨ ਲਿਆ ਸੀ ਹੰਕਾਰ ਪੈਦਾ ਹੋ ਗਿਆ ਜੀ ਕਿ ਮੈਂ ਬੜਾ ਮੰਨ ਲਿਆ ਲਿਖ ਲਿਆ ਹੁਣ ਇਹਨੂੰ ਕੌਣ ਘਟਾਵੇ ਮੈਂ ਬੜਾ ਮੈਂ ਕਿਸੇ ਨੂੰ ਘੱਟ ਨਹੀਂ ਇਹਦੇ ਅੰਦਰ ਇਹ ਲਿਖਿਆ ਹੋਇਆ ਇਹਨੂੰ ਹੰਕਾਰ ਕਹਿੰਦੇ ਇਹਦੇ ਅੰਦਰੋਂ ਕੌਣ ਮਟਾਵੇ ਕੱਲ ਇਹਨੂੰ ਆਪੇ ਮਟਾਉਣੀ ਪੈਂਦੀ ਹੈ ਤਾਂ ਸ੍ਰਿਸ਼ਟੀ ਸੱਜੀ ਹੈ ਇੱਥੇ ਆ ਪਹਿਲਾਂ ਤਾਂ ਸਾਰਿਆਂ ਦੇ ਅੰਦਰ ਹੰਕਾਰੀ ਹੈ ਲੜ ਪੜ ਕੇ ਦੇਖ ਲੈਣਗੇ ਹੰਕਾਰ ਇਹ ਵੀ ਕਰਨਾ ਸੰਸਾਰ ਜੋ ਕੀ ਕਰ ਰਹੇ ਉਹਨੇ ਕਹਿੰਦੇ ਨੇ ਕਾਲ ਤਖਤ ਬੜਾ ਉਹ ਕਹਿੰਦੇ ਸਾਰੇ ਤਖਤ ਤੇ ਕੋਝ ਨੇ ਤੇ ਵੀ ਹੰਕਾਰ ਦੀ ਲੜਾਈ ਹੈ ਔਰ ਲੜਾਈ ਕਰੀ ਹੈ ਕੋਈ ਕਿਸੇ ਨੇ ਕੋਈ ਤਖਤ ਨਹੀਂ ਬੜਾ ਕਿਸੇ ਗੁਰੂ ਨੇ ਕੋਈ ਤਖਤ ਨਹੀਂ ਬੜਾ ਸਭ ਝੂਠ ਹੈ ਕਿਤੇ ਜਿੱਤੇ ਜਾਏ ਵਾਹਿ ਮੇਰਾ ਸਤਿਗੁਰੂ ਸਾਡੇ ਤਖਤ ਕਿਤੇ ਇੱਥੇ ਬਾਹਰ ਹੁੰਦਾ ਬਾਹਰ ਦਾ ਹੁੰਦਾ ਮਨੁੱਖਾਂ ਦਾ ਰਾਜਾਂ ਦੇ ਤਖਤ ਹੁੰਦੇ ਨੇ ਬਾਹਰ ਸੰਸਾਰੀ ਰਾਜਾਂ ਦੇ ਗੁਰਮੁਖਾਂ ਦੇ ਤਖਤ ਬਾਹਰ ਹੁੰਦੇ ਹੀ ਨਹੀਂ ਗੁਰਮੁਖਾਂ ਦੇ ਤਖਤ ਹੁੰਦੇ ਨੇ ਹਿਰਦੇ 'ਚ ਤਖਤ ਬਾਹਰ ਤਖਤ ਦੇ ਲਾਇਕ ਪਹਿਲਾਂ ਤਾਂ ਲਾਇਕ ਨਲਾਇਕ ਦਾ ਫੈਸਲਾ ਕਰੋ ਜੇ ਤੁਹਾਡੇ ਤਾਕਤ ਨੇ ਤੁਸੀਂ ਨਲਾਇਕ ਬੰਦੇ ਕਿਉਂ ਉਠਾਣੇ ਸਾਬਤ ਕਰੋ ਵੀ ਲਾਇਕ ਨੇ ਪਹਿਲਾਂ ਸਾਬਤ ਕਰੋ ਗੁਰਬਾਣੀ ਕਹਿੰਦੀ ਹੈ ਤਾਕਤ ਬਾਇਆ ਤਾਕਤ ਕੇ ਲਾਇਕ ਕੀ ਉਹ ਵਾਕਈ ਲਾਇਕ ਨੇ ਜਿਹੜੇ ਤਾਕਤਾਂ ਨੂੰ ਉਠਾਣੇ ਜੇ ਨਲਾਇਕ ਆਦਮੀ ਤਾਕਤ ਤੇ ਬਹਿ ਜੇ ਤਾਕਤ ਤਾਕਤ ਰਹਿਦਾ ਹੀ ਨਹੀਂ ਹੁੰਦਾ ਨਲਾਇਕ ਬੈਠੇ ਤੇ ਤਖਤਾ ਬਣ ਜਾਂਦਾ ਤਖਤਾ ਕਹਿੰਦੇ ਨੇ ਜਿਹਦੇ ਤੇ ਲੈ ਕੇ ਜਾਈਦਾ ਡੈਡ ਬੋਡੀ ਨੂੰ ਉਹਨੂੰ ਤਖਤਾ ਕਹਿੰਦੇ ਨੇ ਹਿਸਟਰੀ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਰਾਜੇ ਨੂੰ ਦੋ ਚੀਜ਼ਾਂ ਮਿਲਦੀਆਂ ਨੇ ਆ ਤਖਤ ਜਾਂ ਤਖਤਾ ਰਾਜ ਤੋਂ ਲੈ ਗਿਆ ਉਦੋਂ ਹੀ ਤਖਤਾ ਦੇਖ ਲੋ ਪਿੱਛੇ ਮੁਸਲਮਾਨਾਂ ਦੇ ਕੀ ਹੁੰਦਾ ਜਦ ਤਾਂ ਪੜਦਾ ਹੈ ਤੇ ਦੂਏ ਨੂੰ ਮਾਰ ਦਿੰਦੇ ਕੁੱਟਣ ਮਾਰ ਦਿੰਦੇ ਕੀ ਬੜਿਆ ਤਖਤਾ ਮੁਜੀਬੁਰ ਰਹਿਮਾਨ ਮੰਨਦਾ ਕੀ ਹੈ ਗੋਲੀਆਂ ਮਾਰ ਕੇ ਮਾਰਦਾ ਤਖਤਾ ਇਹ ਸੰਸਾਰੀ ਤੱਕ ਕਰਦੇ ਨੇ ਜਦ ਕੋਈ ਰਾਜਾ ਹੀ ਨਹੀਂ ਸੰਸਾਰ ਤੱਕ ਉਹ ਭੂਖ ਰਿਹਾ ਗੁਰਬਾਣੀ ਦਾ ਸੰਸਾਰ ਰਾਜਾ ਨੂੰ ਝੂਠੇ ਬੰਦੀ ਹੈ ਜਿਹੜੇ ਰਾਜੇ ਨੇ ਝੂਠੇ ਨੇ ਤੇ ਤੱਕ ਸੰਸਾਰ ਕਿਵੇਂ ਹੋ ਜੂਗਾ ਫਿਰ ਤਾਂ ਸੰਸਾਰੀ ਬੰਦੇ ਦਾ ਹੁਕਮ ਚੱਲੂਗਾ ਉਹ ਜਿਹਦਾ ਤਖਤ ਉਹਦਾ ਬੁਲਾਇਆ ਬੋਲਦਾ ਜਿਹਨੇ ਤਖਤ ਬਣਾਇਆ ਉਹਦਾ ਬਾਣੀ ਹੁੰਦੀ ਰਚੀ ਛੇਵੇਂ ਪਾਸ਼ਾ ਨੇ ਤਾਂ ਪੰਕਤੀ ਵੀ ਨਹੀਂ ਰਚੀ ਬਣੀ ਦੀ ਤਖਤ ਕਿੱਥੋਂ ਹੋ ਗਿਆ ਤਖਤ ਕਿੱਥੋਂ ਹੋ ਗਿਆ ਸਭ ਝੂਠੇ ਨੇ ਫਰੇਬੀ ਨੇ ਝੂਠ ਹੋਰ ਹੋਰ ਕੇ ਸਿੱਖੀ ਦਾ ਨਾਸ ਕਰਦਾ ਹੈ ਗੁਰਮਤ ਨੂੰ ਆਪ ਟੁੱਟ ਗਏ ਦੁਨੀਆ ਤੋੜਦੀ ਹੁਣ ਵਰਡ ਕਹਿੰਦੀ ਹੈ ਗੁਰਮਤ ਦੱਸੋ ਕੀ ਹੈ ਕੋਈ ਦੱਸੇ ਕੌਣ ਦੱਸੇ ਇਹਨਾਂ ਨੂੰ ਕੀ ਪਤਾ ਗੁਰਮਤ ਕੀ ਹੈ ਦੱਸੇ ਕੌਣ ਗੁਰਬਾਣੀ ਦਾ ਅਰਥ ਦੱਸੇ ਕੌਣ ਗੁਰਬਾਣੀ ਕੌਣ ਸਮਝਾਵੇ ਦੁਨੀਆ ਨੂੰ ਜੇ ਤਾਂ ਗੁਰਬਾਣੀ ਸਮਝਾਓ ਜਿਵੇਂ ਪਾਸ਼ਾ ਨੂੰ ਗੁਰਬਾਣੀ ਸਮਝਾਈਏ ਤਾਂ ਤੇ ਬੈਠ ਕੇ ਸਮਝਾਓ ਨਹੀਂ ਛੱਡ ਕੇ ਭਰੇ ਹੋ ਜਾਂਦੇ ਨਹੀਂ ਹੁੰਦੇ ਜੇ ਗੁਰਮਤਿ ਦੀ ਗੱਲ ਕਰੋਗੇ ਪਿਓਰ ਅਸੀਂ ਮੰਨ ਲਾਂਗੇ ਉਹੀ ਤਖਤ ਜਿੱਥੇ ਬੈਠ ਕੇ ਕਰੋ ਉਹੀ ਤਖਤ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਤਾਂ ਸੋ ਸੁਹਾਵਾ ਦਾ ਕਹੋ ਤੁਸੀਂ ਤਖਤ ਫਿਰ ਬਣਾ ਕੋ ਤਖਤ ਕੋਈ ਰਹੂਗਾ ਜੇ ਤੋ ਹੁਕਮ ਚੱਲਦਾ ਉਹ ਸੱਚਖੰਡ ਹੈ ਜਿੱਦੇ ਨਿਰੰਕਾਰ ਵਸਦਾ ਸੱਚਖੰਡ ਵਸੇ ਨਿਰੰਕਾਰ ਜਿਹਦਾ ਹੁਕਮ ਚੱਲਦਾ ਕਰਤੋ ਦਾ ਹੁੰਦਾ ਉਹਦਾ ਜਿਹਦਾ ਹੁਕਮ ਚੱਲਦਾ ਕਰਤੋ ਦਾ ਹੀ ਹੁੰਦਾ ਯਾ ਤੂੰ ਸਾਬਤ ਕਰੋ ਵੀ ਇਹ ਦਫ਼ਤਰ ਗੁਰਬਾਣੀ ਚੋਂ ਸਾਬਤ ਕਰੋ ਇਹ ਦਫ਼ਤਰ ਜੇ ਗੁਰਬਾਣੀ ਚੋਂ ਤਾਂ ਸਾਬਤ ਨਹੀਂ ਹੁੰਦਾ ਅਸੀਂ ਨਹੀਂ ਮੰਨਦੇ ਫਿਰ ਸੰਸਾਰੀ ਜਦੋਂ ਰਾਜ ਕਰੇਗਾ ਖਾਲਸੇ ਦਾ ਦਿਮਾਗ ਤੁਹਾਡੇ ਫੁਰਨ ਆਇਆ ਗੁਰਬਾਣੀ ਚੋਂ ਖਰਾਬ ਤਾਂ ਇਹ ਦਫ਼ਤਰ ਬਣਾਇਆ ਸੰਸਾਰੀ ਗੱਲ ਲੱਗ ਰਹੀ ਦਸਮ ਪਾਸ਼ਾ ਨੇ ਕਦੇ ਤਖਤ ਦਾ ਜ਼ਿਕਰ ਨਹੀਂ ਕੀਤਾ ਹੋਇਆ ਦਸਵੇਂ ਦੀ ਬਾਣੀ ਤਖਤ ਦਾ ਕੋਈ ਜ਼ਿਕਰ ਨਹੀਂ ਹੈ ਜੇ ਛੇਵੇਂ ਪਾਸ਼ਾ ਨੇ ਬਣਾਤਾ ਦਸਮ ਪਾਸ਼ਾ ਸਾਰੀ ਜ਼ਿੰਦਗੀ ਨਹੀਂ ਗਏ ਤਾਂ ਰਾਜਾ ਜਿੱਥੇ ਬੈਠਦਾ ਤਖਤ ਉੱਥੇ ਹੁੰਦਾ ਗੁਰੂ ਗ੍ਰੰਥ ਸਾਹਿਬ ਨੂੰ ਜੇ ਧਰਤੀ ਮਿਲੀ ਜੇ ਤੁਸੀਂ ਸੱਚ ਬੋਲ ਕਹਿੰਦੇ ਹੋ ਇਹ ਗੱਲ ਸੱਚੀ ਹੈ ਹਜੂਰ ਸਾਹਿਬ ਜਿਹੜੀ ਫਿਰ ਤਖਤ ਹੋਈ ਹੈ ਹਜੂਰ ਸਾਹਿਬ ਨਹੀਂ ਮਿਲੀ ਹੈ ਤਾਂ ਤੇਰੇ ਗੱਦੀ ਬਦਲਣੀ ਜੇ ਰਾਜਧਾਨੀ ਬਦਲ ਲਈ 100 ਵਾਰ ਰਾਜਧਾਨੀ ਬਦਲੀ ਰਾਜਧਾਨੀ ਬਦਲ ਨਹੀਂ ਸਕਦੀ ਕਿਉਂ ਨਹੀਂ ਬਦਲ ਸਕਦੀ ਗੁਰੂ ਨੂੰ ਆਖਰੀ ਰਾਜਧਾਨੀ ਬਦਲ ਕਦੋਂ ਪਾਛਾ ਤੇ ਗਈ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਹਜ਼ੂਰ ਸਾਹਿਬ ਮਿਲੀ ਹੈ ਗੱਦੀ ਉਹੀ ਤਖਤ ਹੈ ਫਾਈਨਲ ਤੱਕ ਦੇਖਣਾ ਪਿਛਲੇ ਰਾਜੇ ਨੇ ਜਿਹੜਾ ਆਖਰੀ ਰਾਜਾ ਸੀ ਉਹਨੇ ਜਿਹੜਾ ਤਖਤ ਬਣਾਇਆ ਗੁਰੂ ਗ੍ਰੰਥ ਸਾਹਿਬ ਨੂੰ ਗੱਡੀ ਕਿੱਥੋਂ ਮਿਲੀ ਹਜ਼ੂਰ ਸਾਹਿਬ ਨੇ ਮਿਲੀ ਹੈ ਫਿਰ ਉਹੀ ਰਹੂਗਾ ਬਾਕੀ ਖਤਮ ਪਿਛਲੇ ਰਾਜਾ ਦੇ ਤੇ ਢੀਲੇ ਖਤਮ ਹੋ ਗਏ ਉਹ ਦੇ ਵੱਲ ਦੇਖੀ ਜਾਓ ਤੁਸੀਂ ਕਿਵੇਂ ਕਹਿੰਦੇ ਉਹ ਬੜਾ ਉਹਨੇ ਬਣਾਇਆ ਕੋਈ ਨਹੀਂ ਰਿਕਾਰਡ ਕੋਈ ਨਹੀਂ ਉਹ ਹਿਸਾਬ ਤੋਂ ਹੁੰਦਾ ਕੀਰਤ ਪਰ ਰਹੇ ਨੇ ਆ ਕੇ ਛੱਡ ਗਏ ਉਹ ਵੀ ਦੱਸਣੀ ਹੈ ਅਨੰਦਪੁਰ ਸਾਹਿਬ ਨੂੰ ਤਾਂ ਤੁਸੀਂ ਮੰਨ ਲਿਆ ਕਿ ਉੱਥੇ ਖਾਲਸਾ ਜੋ ਅਮਰ ਜੋ ਸਿਖਾਇਆ ਇਹ ਅਨੰਦਪੁਰ ਸਾਹਿਬ ਤਾਂ ਹੈ ਜੋ ਸਭ ਤਖਤ ਹੈ ਇਹ ਪਟਨਾ ਦਾ ਕਿੰਨੇ ਤਖਤ ਜੁੜੇ ਹੋਏ ਨੇ ਦੱਸੋ ਚਾਰੇ ਤਖਤ ਹੋਰ ਜੁੜੇ ਨੇ ਦੱਸੋ ਪਾਸੇ ਚਾਹੇ ਉਹ ਸਭੋ ਵੀ ਤਰਵੰਡੀ ਹੈ ਚਾਹੇ ਉਹ ਕੇਸਗੜ ਹੈ ਚਾਹੇ ਪਟਨਾ ਸਾਹਿਬ ਹੈ ਚਾਹੇ ਉਹ ਚਾਰੇ ਤਖਤ ਜੁੜੇ ਨੇ ਦਸ ਪਾਸੇ ਇੱਕ ਹੈ ਤੁਸੀਂ ਨੂੰ ਛੱਡ ਲੋ ਇੱਕ ਹੈ ਚਾਰੇ ਜੁੜੇ ਨੇ ਦਸੋ ਪਾਸ਼ਾ ਇੱਕ ਹੈ ਤੁਸੀਂ ਉਹ ਵੀ ਝੂਠ ਬੋਲਿਆ ਹੈ ਜਿਹਨੂੰ ਪੰਜੇ ਪਾਸ਼ਾ ਛੱਡ ਗਏ ਉਹਨੂੰ ਤੱਕ ਤੁਸੀਂ ਕਹੀ ਜਾਂਦੇ ਸਾਰਾ ਕੁਝ ਝੂਠ ਤੇ ਖੜਾ ਹੈ ਮੇਰੀ ਦੁਕਾਨਦਾਰੀ ਚੱਲੇ ਸਾਡੇ ਹੱਥ ਮਨੋਪਲੀ ਰਹੇ ਰਹਿਣੀ ਕੋਈ ਨਹੀਂ ਝੂੜਾ ਤਾਂ ਕੁਝ ਨਹੀਂ ਰਹਿਣਾ ਕੂੜ ਨਿਕੁਟੇ ਨਾਨਕਾ ਉੜਕ ਫਸਲ ਜੇ ਇਹ ਮਹਾਂਵਾਕ ਸੱਚ ਹੈ ਬਾਣੀ ਸੱਚੀ ਹੈ ਤਾਂ ਇਹੀ ਹੋਊਗੀ ਤੁਸੀਂ ਜਿੰਨਾ ਮਰਜ਼ੀ ਜੋਰ ਲਾ ਲਓ ਛੋਟਾ ਜੋਰ ਲਾ ਦਿੱਕੀ ਹੋ ਝੂਠਿਆਂ ਦਾ ਜੋਰ ਕੀ ਕਰਦਾ ਝੂਠਿਆਂ ਦਾ ਜੋਰ ਕੁਝ ਨਹੀਂ ਕਰਦਾ ਸੱਚ ਨੇ ਪ੍ਰਗਟ ਹੋ ਜਾਣਾ ਗੁਰਬਾਣੀ ਪ੍ਰਗਟਾ ਪ੍ਰਗਟ ਹੋ ਜਾਣਾ ਰਾਹ ਦੱਸਣ ਥੋੜੀ ਗੱਲ ਕਿਸੇ ਨੇ ਸੁਣਨੀ ਹੋਈ ਨਹੀਂ ਕਿਸੇ ਦੀ ਸੁਣਨੀ ਸੰਸਾਰ ਕੋਈ ਤਖਤ ਨਹੀਂ ਹੁੰਦਾ ਨਾ ਹੋਣਾ ਚਾਹੀਦਾ ਜਿੱਦਣ ਸੰਸਾਰ ਤੱਕ ਤੁਸੀਂ ਮੰਨ ਲਿਆ ਉਦੋਂ ਸੱਚਖੰਡ ਤੋਂ ਬਾਗੀ ਹੋ ਗਏ ਤੁਸੀਂ ਆਪਾ ਜਿਹੜੇ ਤਖਤਾਂ ਦੇ ਜਹਦਾਰ ਨੇ ਜਹਦਾਰ ਤਖਤ ਤੇ ਬਹਿ ਗਿਆ ਸ੍ਰੀ ਦੇ ਖੁਦਾ ਬਣ ਗਿਆ ਫਿਰ ਬਣ ਗਿਆ ਅਸੀਂ ਬਣਨੇ ਨਹੀਂ ਦੇਣਾ ਤਖਤੇ ਚ ਸੰਸਾਰ ਕਿ ਗੁਰਬਾਣੀ ਨਹੀਂ ਬਣਦੀ ਤਖਤ ਬਹਿ ਤਖਤੇ ਦਾ ਲਾਇਕ ਦਾ ਮਤਲਬ ਇਹ ਹੈ ਕਿ ਅਜੋ ਇਹ ਸੁਪਨੇ ਚ ਲੈਖ ਨਹੀਂ ਹੈ ਤਖਤ ਤੇ ਬੈਠਣ ਦੇ ਤਾਂ ਸੰਸਾਰ ਚ ਇਹਦਾ ਅਰਥ ਕੀ ਹੈ ਤਖਤ ਬਹਿ ਤਖਤੇ ਦਾ ਲਾਇਕ ਦਾ ਅਰਥ ਕੀ ਹੈ ਨਰਪਤ ਇੱਕ ਸੰਘਾਸਨ ਸੋਇਆ ਸੁਪਨੇ ਪਿਆ ਇਹ ਭਖਾਰੀ ਹੋਇਆ ਫਿਰਦਾ ਹੈ ਤਖਤ ਤੇ ਬੈਠਾ ਹੋਇਆ ਵੀ ਬੈਠਾ ਨਹੀਂ ਹੈ ਇਹ ਸੰਸਾਰ ਤੁਰਿਆ ਫਿਰਦਾ ਇਹ ਤਾਂ ਇਹ ਤਖਤ ਬਣਾਉਂਦਾ ਝੂਠਾ ਓਏ ਸੁਪਨੇ ਜੋ ਜਾਗ ਪਾ ਤਖਤ ਤਾਂ ਤੂੰ ਪਹਿਲਾਂ ਹੀ ਬੈਠਾ ਜੇ ਜਾਗੇ ਤਾਂ ਤਖਤ ਦੇ ਉੱਤੇ ਹੀ ਹੈ ਜਾਗਿਆ ਹੋਇਆ ਲੈਕ ਹੈ ਸੁਪਨੇ ਵਾਲਾ ਨਾ ਨਲਾਇਕ ਹੈ ਜਾਂ ਜਾਗੂਗਾ ਲੈਕ ਹੈ ਜਾਗਿਆ ਹੋਇਆ ਨਿਕਲਿਸਟ ਹੈ ਗੁਰਬਾਣੀ ਵਿੱਚ ਸੁਖਦੇਵ ਜਾਗਿਆ ਹਨੂਮੰਤ ਜਾਗਿਆ ਸਮੇਂ ਸਮੇਂ ਸਰ ਜਿੰਨੇ ਭਗਤ ਨੇ ਸਭ ਜਾਗੇ ਉਹ ਜਾਗਤ ਜੋਤ ਨੂੰ ਜਪਣਾ ਸਮਝਣਾ ਜਾਗਤ ਜੋਤ ਕੀ ਹੁੰਦੀ ਹੈ ਜਾਗਤ ਜੋਤ ਜਪੈ ਤੇ ਸਮਾਸਰ ਜਿਹੜੀ ਜਾਗਤ ਜੋਤ ਹੈ ਕੀ ਹੁੰਦੀ ਹੈ ਉਹ ਹੈ ਆਪ ਜੋ ਬਣਨਾ ਜੈ ਆਪ ਬਣਨਾ ਉਹ ਜਿਹਨੂੰ ਸਮਝ ਬਿਲੋ ਉਹ ਜਿਹੜਾ ਬੜਿਆ ਨਹੀਂ ਜਾ ਸਕਦਾ ਇਹਨੇ ਖੋਜਾ ਕਰਨਾ ਜਾਗਤ ਜੋਤ ਨਾਨਕ ਹੈ ਜਾਗਤ ਜੋਤ ਰਸੂ ਬਾਸ਼ਾ ਹੈ ਜਾਗਤ ਜੋਤ ਹਣ ਜਿਨ੍ਹਾਂ ਦੀ ਬਾਣੀ ਸਾਰੇ ਜਾਗਤ ਜੋਤ ਨੇ ਜੇ ਜਾਗਤ ਜੋਤ ਹੈ ਉਦਾਸ ਹੈ ਉਹ ਰਾਜਾ ਨਹੀਂ ਹੈ ਫਿਰ ਉਹ ਰਾਜਾ ਹੁੰਦਾ ਹੈ ਦਾਸ ਸੰਸਾਰ ਸਭ ਤੋਂ ਵੱਡਾ ਹੈ ਸੰਸਾਰ ਕੌਣ ਹੈ ਵੱਡਾ ਭਗਤ ਛਤਰਪਤੀ ਰਾਜਾ ਨਹੀਂ ਵੱਡਾ ਜਿਹੜਾ ਆਪਣੇ ਆਪ ਨੂੰ ਤਖਤਧਾਰੀ ਕਹਿੰਦਾ ਅਜੇ ਅਕਾਲ ਤਖਤ ਦੇ ਜਹਦਾ ਤੁਰੇ ਫਿਰਦੇ ਹੈ ਛਤਰਪਤੀ ਰਾਜਾ ਜੇ ਕਹਾਂ ਲੈਣੇ ਵੱਡੇ ਨਹੀਂ ਹਣ ਪੰਡਤ ਵੱਡਾ ਨਹੀਂ ਸੂਰ ਵੱਡਾ ਨਹੀਂ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਹੋਰ ਨਾ ਕੋਈ ਨਹੀਂ ਤੇ ਭਗਤੇ ਹੋਇਆ ਫਿਰ ਛਤਰਪਤੀ ਨੂੰ ਵੀ ਵੱਡਾ ਤਾਂ ਦਾ ਰਾਜਾ ਨਹੀਂ ਬਣਿਆ ਹੋਇਆ ਅਗਰ ਤਾਰੇ ਨਹੀਂ ਬਣਿਆ ਹੋਇਆ ਲੈਗ ਬਣਿਆ ਹੋਇਆ ਕਿਉਂਕਿ ਇੱਥੇ ਤਾਂ ਤਖਤ ਹੈ ਤਖਤ ਤੇ ਲੈਗ ਕੌਣ ਹੈ ਲੈਗ ਖਾਲਸਾ ਲੈਗ ਭਗਤ ਹੈ ਹੁਣ ਦੇ ਅਰਥਾਂ ਵਿੱਚ ਜਿਹੜਾ ਖਾਲਸਾ ਉਹ ਲੈਗ ਹੈ ਭਗਤ ਨੂੰ ਖਾਲਸਾ ਕਿਹਾ ਹੋਇਆ ਜਿਹੜਾ ਲੈਗ ਹੈ ਤਖਤ ਤੇ ਬੈਠੂਗਾ ਇੱਥੇ ਨਹੀਂ ਪਰ ਬੈਠਣਾ ਇਹਦੇ ਕਰਨ ਬੈਠਣਾ ਇਦਾਂ ਦਾ ਨਿਕਲ ਆਇਆ ਹੋਇਆ ਇੱਥੇ ਤਾਂ ਮਰੀਜ਼ਾਂ ਦਾ ਘਰ ਹੈ ਇਹਦਾ ਬਿਮਾਰ ਨੇ ਬਿਮਾਰੀਆਂ ਨੇ ਦਾ ਸਾਰੀਆਂ ਇਹਦਾ ਬਿਮਾਰਾਂ ਦਾ ਹੈ ਸਾਰਾ ਹੀ ਇਹਦਾ ਸਾਰੇ ਮਰੀਜ਼ ਨੇ ਬਿਮਾਰ ਨੇ ਉਹਦਾ ਸਵਸਥ ਆਦ ਬਾਣੀ ਬਰਬਾਉ ਜੇ ਸਵਸਥ ਹੋ ਜਾਂਦਾ ਨਾ ਰੋਗ ਰਹਿਤ ਹੋ ਜਾਂਦਾ ਫਿਰ ਬ੍ਰਹਮ ਬਾਣੀ ਅੰਦਰੋਂ ਜਾਣ ਕਰਦਾ ਫਿਰ ਉਹਨੂੰ ਬੋਲਣਾ ਪਤਾ ਲੱਗਦਾ ਵੀ ਬੋਲੀ ਜਾ ਕੇ ਹੁੰਦਾ ਸੱਚ ਕੀ ਹੁੰਦਾ ਝੂਠ ਕੀ ਹੁੰਦਾ ਫਿਰ ਖੋਟੇ ਖਰੇ ਦੀ ਪਛਾਣ ਹੁੰਦੀ ਹੈ ਤਖਤ ਕੀ ਹੁੰਦਾ ਤਖਤ ਕੀ ਨਹੀਂ ਹੁੰਦਾ ਗੁਰਮੁਖੀ ਖੋਟੇ ਖਰੇ ਪਛਾਣ ਗੁਰਮੁਖ ਚੁੱਕੇ ਆਵਣ ਜਾਣ ਗੁਰਮੁਖ ਲਾਗੇ ਸਹਿ ਧਿਆਨ ਗੁਰਮੁਖ ਦਰਗਾਹ ਪਾਵੇ ਮਾਨ ਇਹਦਾ ਗੁਰਮੁਖਾਂ ਦੇ ਹਿੱਸੇ ਚ ਆਇਆ ਸਭ ਕੁਝ ਇਹਨਾਂ ਦੇ ਹਿੱਸੇ ਚ ਆਇਆ ਮਨਮੁਖਾਂ ਦੇ ਹੰਕਾਰ ਦੀ ਲੜਾਈ ਲੜਦੇ ਨੇ ਹੰਕਾਰੀ ਨੇ ਲੜਾਈ ਲੜਦੇ ਨੇ ਹੰਕਾਰ ਦੀ ਤੇ ਸਾਰੀ ਲੜਾਈ ਹੰਕਾਰ ਦੀ ਹੈ ਨਾ ਹੋਵੇ ਦੀ ਲੜਾਈ ਹੈ ਲਿਖਿਓ ਲੇਖ ਨਾ ਮੇਟਤ ਕੋ ਲਿਖਿਓ ਲੇਖ ਨਾ ਮੇਟਤ ਕੋ ਜਿਹੜਾ ਇਹ ਲਿਖ ਲੈਂਦਾ ਹੈ ਉਹ ਮੇਡ ਕੇ ਦਿਖਾਉਣ ਜੇ ਕਾਸੇ ਦੇ ਜਹਦਾਰ ਨੇ ਵੇਟ ਕੇ ਦਿਖਾਉਣ ਪ੍ਰੋਫੈਸ਼ਨ ਤਾਂ ਮੇਡ ਸੀ ਪ੍ਰੋਫੈਸ਼ਨ ਮੇਡ ਸੀ ਉਹਨੂੰ ਕੋਈ ਨਹੀਂ ਕਰ ਸਕਦਾ ਵੇਟਣਾ ਹੀ ਉਹਨੇ ਜਦ ਪ੍ਰਗਟ ਹੋਣਾ ਸ਼ਬਦ ਮੇਡ ਦੇਣਾ ਸਭ ਕੁਝ ਉਹਦਾ ਤੇ ਛਾਇ ਬੈਠਣ ਦੀ ਗੱਲ ਸਮਰਾਥ ਹੈ ਉਹ ਸਮਰਾਥ ਹੈ ਬੇਟੇ ਨਾ ਬੈਠੇ ਉਹਦੀ ਮਰਜ਼ੀ ਹੈ ਜੋ ਮਰਜ਼ੀ ਦਾ ਮਾਲਕ ਜੋ ਮੇਡ ਦੇਵੇ ਕਹਿੰਦਾ ਕੋਈ ਕੁਝ ਨਹੀਂ ਸਕਦਾ ਰਹਿ ਵੀ ਪਾਸ ਕਰਦੇ ਕੋਈ ਕੁਝ ਨਹੀਂ ਜਗਾਉਣਾ ਹੀ ਆ ਬੈਠਣਾ ਕੀ ਆ ਉਹਨੇ ਜਿਹਨੂੰ ਮਰਜ਼ੀ ਜਗਾ ਲਵੇ ਜਿਹੜਾ ਆਪ ਜਾਗਦਾ ਜਿਹਨੂੰ ਮਰਜ਼ੀ ਜਗਾ ਲਵੇ ਪਰ ਅਸੀਂ ਨਹੀਂ ਜਗਾ ਸਕਦੇ ਮਾਇਆ ਜੋ ਜਿਹੜਾ ਜਾਗਦਾ ਉਹ ਨਹੀਂ ਜਗਾ ਸਕਦਾ ਇਹ ਗੱਲ ਦਾ ਧਿਆਨ ਰੱਖਣਾ ਵਾਲੀ ਗੱਲ ਜਿਹੜਾ ਆਪ ਸੁੱਤਾ ਜਾਗਦਾ ਉਹ ਨਹੀਂ ਜਗਾ ਸਕਦਾ ਜਿਹੜਾ ਕਦੇ ਸੋਇਆ ਨਹੀਂ ਉਹ ਜਗਾ ਸਕਦਾ ਜਗਾ ਵੀ ਉਹ ਸਕਦਾ ਜਿਹਨੂੰ ਕਦੇ ਨੀਂਦ ਆਈ ਹੋਈ ਨਹੀਂ ਸੁੱਤਾ ਹੀ ਇਹ ਤਾਂ ਨਹੀਂ ਚੋ ਆਪ ਜਾ ਕੇ ਵਿਚਾਰਿਆ ਨਹੀਂ ਕੀ ਜਗਾਉਣਾ ਇਹ ਤਾਂ ਰੌਲਾ ਹੀ ਪਾ ਸਕਦਾ ਜਗਾਉਣ ਦਾ ਇਹਦੇ ਰੌਲੇ ਨਾਲ ਨਹੀਂ ਕੋਈ ਚੱਲਦਾ ਕਈ ਇਹਦੇ ਰੌਲੇ ਨਾਲ ਸਭ ਵਧੀਆ ਸੁਣਦੇ ਨੇ ਕਈ ਟੈਲੀਵਿਜ਼ਨ ਲਾ ਕੇ ਨੀਂਦ ਆਉਂਦੀ ਹੈ ਅਗਰ ਨਿਆਣਿਆਂ ਨੂੰ ਚੱਕੀ ਦੇ ਜ਼ਿਆਦਾ ਨੀਂਦ ਆਉਂਦੀ ਤੇ ਚੱਕੀ ਚੱਲਦੀ ਤੜਕੇ ਕਹਿੰਦੇ ਬੜੀ ਨੀਂਦ ਆਉਂਦੀ ਹੈ ਕਈ ਜਿਹੜੇ ਰੇਲ ਦੇ ਨੇੜੇ ਕਰਦੇ ਪਹਿਲੇ ਸਾਨੂੰ ਰੇਲ ਦਾ ਫਾਇਦਾ ਲੱਗਦਾ ਰੇਲ ਤੋਂ ਨੀਂਦ ਆਉਂਦੀ ਹੈ ਜੇ ਇਹ ਜੇ ਸਮਝਾ ਕੇ ਪੈਂਦੇ ਨੇ ਜੇ ਰੇਲ ਗੱਡੀ ਨਹੀਂ ਤਾਂ ਸਾਨੂੰ ਨੀਂਦ ਨਹੀਂ ਆਉਂਦੀ ਆਦਤ ਬਣ ਗਈ ਨਾ ਆਦਤ ਬਣ ਜਾਂਦੀ ਸੁਭਾਅ ਬਣ ਜਾਂਦਾ ਉਹਦੇ ਸੋਚ ਰਹੇ ਨਹੀਂ ਹੋਤ ਕੁਝ ਦੋ ਵਾਰਾ ਕਰਨੇ ਹਾਰ ਨਾ ਭੁੱਲਣ ਹਾਰ ਕਰਨੇ ਹਾਰ ਜਿਹੜਾ ਹੈਗਾ ਭੁੱਲਣ ਹਾਰ ਅਸਲ ਜੀ ਭੁੱਲਣਾ ਭੁੱਲਣ ਅੰਦਰ ਸਭ ਸਭ ਉਸ ਸਾਰ ਦੇ ਵਿੱਚ ਜਿੰਨੇ ਸਾਰੇ ਨੇ ਭੁੱਲਣ ਸਭ ਸਾਰ ਕਰਤਾ ਵੀ ਭੁੱਲਦਾ ਅੰਦਰਲਾ ਕਰਤਾ ਵੀ ਭੁੱਲਦਾ ਜਿੰਨਾ ਚਿਰ ਉਹਦੇ ਸੱਤੇ ਹੱਥ ਹੈ ਉਹ ਬੋਲਦਾ ਦੇਖੋ ਨਾ ਉਹਨੂੰ ਨੀਂਦ ਨਹੀਂ ਆਉਂਦੀ ਉਹਨਾਂ ਚਿਰ ਜਿੰਨਾ ਚਿਰ ਨੀਂਦ ਨਹੀਂ ਆਉਂਦੀ ਉਹਨਾਂ ਚਿਰ ਉਹ ਬੋਲਦਾ ਕਾਜੂ ਬਾਦ ਆਪਰ ਜੀ ਨਹੀਂ ਸੌਂਦਾ ਉਹ ਸਾਜੂ ਨਹੀਂ ਸੌਂਦਾ ਨਾ ਤੇਰੇ ਤੇ ਸੌਂਦਾ ਤੇਰੇ ਤੇ ਸੌਣ ਮੁਸਲ ਹੋ ਜਾਂਦਾ ਜੇ ਉਹ ਭੁੱਲ ਜਵੇ ਸਾਹ ਲੈਣਾ ਫਿਰ ਉਹ ਖਾ ਕੋ ਐਨਾ ਉਹਨੂੰ ਜਗਾਇਆ ਤੇ ਰੱਖਿਆ ਹੈ ਐਨੀ ਉਹ ਸ਼ਕਤੀ ਦਿੱਤੀ ਹੋਵੇ ਇੰਨਾ ਚਿਰ ਵਾਸਤੇ ਤੈਨੂੰ ਨੀਂਦ ਨਹੀਂ ਆਉਂਦੀ ਕੰਮ ਜੋ ਰਹਿਣਾ ਤੇ ਸਰੀਰ ਨੂੰ ਜਿਉਂਦਾ ਪਰਮੇਸ਼ਰ ਨੇ ਰੱਖਿਆ ਪਰ ਉਹਨੂੰ ਦਿੱਤਾ ਵਰਦਾਨ ਵੀ ਤੂੰ ਇੰਨਾ ਚਿਰ ਵਾਸਤੇ ਤੇਰੇ ਸ਼ਕਤੀ ਹੈ ਤੂੰ ਸਰੀਰ ਨੂੰ ਜਿਉਂਦਾ ਰੱਖ ਮਨ ਕੋ ਪਾਵਰ ਦਿੱਤੀ ਹੋਵੇ ਤੂੰ ਹੱਥ ਕਰ ਸਕਦਾ ਸਰੀਰ ਨੂੰ ਵਰਤ ਸਕਦਾ ਦੇਖੋ ਦੋਵੇਂ ਡੋਟ ਕੰਮ ਕਰਦੇ ਨੇ ਪਰ ਫਿਰ ਵੀ ਹੁਕਮ ਹੁੰਦਾ ਹੀ ਹੈ ਦੋਹਾਂ ਫਿਰ ਵੀ ਪਾਵਰ ਉਹਦੀ ਨਾਲ ਕਰਦੇ ਸ਼ਕਤੀ ਉਹਦੇ ਨਾਲ ਕਰਦੇ ਹਾਂ ਆਪਣਾ ਆਪ ਦਾ ਸੰਭਾਲਣਾ ਆਪਣਾ ਦਾ ਨਾ ਸੰਭਾਲਣਾ ਇਹ ਨਾ ਦੀ ਗੱਲ ਕਾਹੂ ਪੰਥ ਦਿਖਾ ਰਹੇ ਆਪੇ ਜਿਹੜਾ ਸ੍ਰਿਸ਼ਟੀ ਵਿੱਚ ਦਖਲ ਦੇਣਾ ਹੱਥ ਨਾਲ ਕੁਝ ਕਰਨਾ ਇਹ ਕਾਮਯਾਬ ਉਹਦੇ ਜੋ ਮੰਗੇ ਜੋ ਉਹਦੇ ਨਹੀਂ ਸਮਝਦੇ ਕਾਹੂ ਪੰਥ ਦਿਖਾ ਰਹੇ ਆਪੇ ਕਾਹੂ ਅਧਿਆਨ ਭਰਮਤ ਪਛਤਾਪੇ ਜਦ ਪੰਥ ਦਿਖਾਵੇ ਆਪੇ ਪੰਥ ਦਾ ਪਹਿਲਾਂ ਵੀ ਸੀ ਬਹੁਤ ਦੇਖੇ ਅੰਕਲੇ ਦੇ ਚਿੱਤ ਨੇ ਵੀ ਪੰਥ ਦੀ ਪਛਾਣ ਨਹੀਂ ਹੋਈ ਸ਼ਬਦ ਉਹਦੀ ਕਿਰਪਾ ਦਾ ਬਿਨਾਂ ਪੰਥ ਦੀ ਪਛਾਣ ਨਹੀਂ ਹੋਈ ਪਰਮੇਸ਼ਰ ਦੀ ਕਿਰਪਾ ਅੰਦਰਲੇ ਰੂਪ ਨਹੀਂ ਹੁੰਦੀ ਚਿੱਤ ਨੂੰ ਨਹੀਂ ਕਿ ਕੋਈ ਨਹੀਂ ਉਹਦਾ ਦੋ ਹੈ ਨਹੀਂ ਇੱਕੋ ਬੁੱਧੀ ਹੈ ਦੋ ਪਾਸੇ ਹੀ ਨੇ ਇਹ ਬੁੱਧੀ ਨੂੰ ਕੋਈ ਪਛਾਣ ਨਹੀਂ ਹੈ ਪੰਥ ਦੀ ਆਪੇ ਕਿਵੇਂ ਦਿਖਾਣੇ ਕਿਵੇਂ ਆਪੇ ਦਿਖਾਣੇ ਜਾਂਦਾ ਨਾ ਲੈਣਾ ਦੇਵੀ ਦੇ ਮੋੜ ਕੇ ਉੱਤੇ ਲੈ ਜਾਣਾ ਆਪੇ ਦਿਖਾ ਲੈਣਾ ਨਾ ਦਿਖਾਣ ਆਉਂਦਾ ਕਹਿੰਦਾ ਜਾ ਅੱਗੇ ਜਾਂਦਾ ਹੀ ਸੀ ਜਾਂਦਾ ਹੀ ਸੀ ਪਰ ਦਿਖਾਣਾ ਸੀ ਉਹਨੇ ਇਹ ਗੱਲ ਨੂੰ ਕੌਣ ਜਾਣੇ ਆਪੇ ਹਾਲਾਤ ਵਜੇ ਪਹਿਲਾਂ ਖਤਮ ਇਹ ਬੰਦਾ ਠੀਕ ਹੈ ਇਹਨੂੰ ਜਗਾਉਣਾ ਅਗਲਾ ਕੰਮ ਇਹ ਲੈਣਾ ਅਗਲਾ ਕੰਮ ਨਾਲ ਵਾਲਾ ਇਹ ਤੇ ਲੈਣਾ ਇਹ ਬੰਦਾ ਠੀਕ ਹੈ ਸਿਲੈਕਟ ਤਾਂ ਪਰਮਿਸ਼ਨ ਨੇ ਕਰਨਾ ਭਗਤੀ ਤਾਂ ਉਹਦੇ ਕਰਦੇ ਨੇ ਸਾਰੇ ਸਿਲੈਕਟ ਕਰ ਲਿਆ ਇਹ ਸਾਰਿਆਂ ਨੂੰ ਕਾਬਲ ਹੈ ਉਹ ਦਸਮ ਪਾਸ਼ਾ ਸੁਰੱਖਿਅਤ ਦੀ ਗੱਲ ਕਰ ਰਹੇ ਨੇ ਉਹ ਜਿਹੜਾ ਕਹਿ ਰਹੇ ਮੈਨੂੰ ਪਰਮੇਸ਼ਰ ਨੇ ਕਿਹਾ ਵੀ ਤੂੰ ਲੈ ਕੇ ਅਗੇ ਲੋਕਾਂ ਨੇ ਹਾਂ ਕੀਤਾ ਤਾਂ ਸਿਲੈਕਸ਼ਨ ਦੀ ਗੱਲ ਕਰ ਰਹੇ ਨੇ ਉਹ ਆਪਣਾ ਸੁੱਤੋ ਹੈ ਵਜਾ ਆਹੋ ਵੀ ਸਾਡੀ ਨਿਗਾਹ ਤੂੰ ਤੇ ਤੋਂ ਚੰਗਾ ਨਹੀਂ ਹੋਰ ਕੋਈ ਸਿਲੈਕਸ਼ਨ ਉਹ ਆਪਣੇ ਡਿਗੇ ਵੀ ਨਹੀਂ ਥੱਲੇ ਆਪਣੇ ਆਪ ਨੂੰ ਪਰਮੇਸ਼ਰ ਨੂੰ ਨਹੀਂ ਕਹਾਇਆ ਦੂਜਿਆਂ ਸਾਰਿਆਂ ਨੇ ਕਹਾ ਲਿਆ ਜੇ ਉਹ ਸਿਲੈਕਸ਼ਨ ਦੀ ਗੱਲ ਕਰਦੇ ਨੇ ਤਾਂ ਉੱਥੇ ਲਿਖਦੇ ਨੇ ਜੋ ਲੋਕੋ ਪਰਮੇਸ਼ਰ ਵਿੱਚ ਰਹਿਣ ਉਸੇ ਚੈਪਟਰ ਦੇ ਵਿੱਚ ਕਹਿ ਰਹੇ ਨੇ ਉਹ ਗੱਲ ਮੈਨੂੰ ਨਾ ਕਿਤੇ ਕਹਦੇ ਹੋ ਆ ਤਾਂ ਪਹਿਲਾਂ ਪਹਿਲਾਂ ਆਪਣੇ ਆਪੇ ਕਹਣ ਲੱਗੇ ਦੀ ਸਾਰੇ ਸਾਰੇ ਖੋਟੇ ਸਾਬਤ ਕੀਤੇ ਨੇ ਜਿਹੜੇ ਆਪਣੇ ਆਪ ਨੂੰ ਕਹਣ ਰਹੇ ਮੈਨੂੰ ਨਾ ਕਿਤੇ ਕਹਦੇ ਹੋ ਜੋ ਹੀ ਗਲਤੀ ਕਰ ਲੋ ਮੇਰੇ ਨਾਲ ਵੀ ਮੈਨੂੰ ਸਿਲੈਕਟ ਤਾਂ ਕੀਤਾ ਸੀ ਮੇਰੇ ਮਨ ਦੇ ਵਿੱਚ ਗਦੇ ਨਹੀਂ ਸੀਗੇ ਲੈ ਗਏ ਨਾਨਕ ਕੋਲ ਲੈ ਗਏ ਨਾ ਬਸ ਫਿਰ ਮੰਨਣ ਦੀ ਜਿਹੜੀ ਸੀ ਨਾ ਉਹ ਵੀ ਸਮਰੱਥਾ ਵਰਤੀ ਬੁੱਧੀ ਨੂੰ ਤਾਕਤ ਵੀ ਦਿੱਤੀ ਗੱਲ ਸਮਝਣ ਦੀ ਸ਼ਕਤੀ ਵੀ ਬੁੱਧੀ ਨੂੰ ਦਿੱਤੀ ਇੱਕ ਦੇਵੀ ਦਾ ਬਨੌਤ ਅੰਦਰ ਬਣੀ ਹੋਈ ਦੇਵੀ ਦੀ ਬਨੌਤ ਨੂੰ ਹਟਾ ਲੈਣਾ ਤਾਂ ਸੌਖੀ ਗੱਲ ਨਹੀਂ ਹੈ ਜੀ ਦੇਖ ਆਪੇ ਲਿਖਿਆ ਆਇਆ ਤਾਂ ਅੰਦਰ ਬਨੌਤ ਦੇਵੀ ਦੀ ਆਪੇ ਬਣੀ ਹੋਈ ਸੀ ਇੰਨਾ ਚ ਝਾੜ ਮੈਂ ਗਈ ਸਾਡੀ ਵੀ ਕਿਰਪਾ ਪਰਮੇਸ਼ਰ ਦੀ ਹੋਈ ਉਹ ਪਤ ਦਿਖਾ ਰਿਹਾ ਆਪੇ ਇਹ ਦਿਖਾ ਲਿਆ ਉਹਨੇ ਉਹ ਵੇ ਸਾਰੀ ਜਦ ਗੱਲ ਸਮਝਾਈ ਦੇਵੀ ਦਾ ਸਤੋਤਰ ਉਹਨਾਂ ਦਾ ਪੜਿਆ ਪੜ ਕੇ ਤੇ ਅਰਥ ਸਮਝਾਏ ਉਹ ਗੱਲ ਇਸੇ ਦੀ ਕੀਤੀ ਹੋਈ ਹੈ ਦੇਵੀ ਇਸੇ ਨੇ ਲੱਭਦਾ ਉਹਨਾਂ ਨੇ ਉਹੀ ਮੂਰਤੀ ਬਣਾ ਲਈ ਜਿਹੜੀ ਇਹ ਦੇਵੀ ਹੈ ਇਹ ਜਗਮਾਤ ਹੈ ਇਹਨੂੰ ਕਿਹਾ ਹੋਇਆ ਉਹ ਵੀ ਜਗਮਾਤ ਕਹਿੰਦੇ ਜਗਮਾਤ ਪ੍ਰਤਾਪ ਹਰੇ ਸੁਰਤਾਪ ਸੁਦਾਨਬ ਸੈਨ ਗਈ ਜਾਉ ਕੇ ਚੰਡੀ ਤਰ ਦਸਰ ਪਰ ਜਾਈ ਲਿਖਦੇ ਚੰਡੀ ਚਿਰਤਰ ਹਿੰਦੂ ਮਤ ਨਹੀਂ ਆਇਆ ਹੋਇਆ ਥੇ ਉਹ ਤਾਂ ਲਿਖੇ ਨੇ ਉਹਨਾਂ ਦੇ ਗ੍ਰੰਥਾਂ 'ਚ ਵੀ ਇਹੀ ਕੁਝ ਹੈ ਜਗਮਾਤ ਹੈ ਜੇ ਸਾਰਾ ਜਗ ਪੈਦਾ ਕੀਤਾ ਹੈ ਕੌਣ ਜਗ ਕੇ ਮੈਂ ਪੈਦਾ ਕਰ ਦੂ ਜਗਮਾਤਾ ਦਾ ਜਮਣਾ ਮਾਤਾ ਹੁਕਮ ਹੈ ਹੁਕਮ ਨੂੰ ਜਗਮਾਤ ਕਿਹਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਇਹਨਾਂ ਨੇ ਜੇ ਦੇਵੀ ਬਣਾ ਲਈ ਪੂਜਾ ਖਾਤਰ ਲੋਕਾਂ ਨੂੰ ਪੈਸੇ ਲੈਣ ਖਾਤਰ ਦੁਕਾਨ ਚਲਾ ਲਈ ਫਿਰ ਦੁਕਾਨ ਮਗਰ ਜਾਣਾ ਕਿਤੇ ਜਗਮਾਤ ਦਾ ਅਰਥ ਦਿਖਣਾ ਨੇ ਤੂੰ ਸਮਝ ਲੈ ਜਗਮਾਤ ਕੀ ਹੁੰਦੀ ਹੈ ਲੋਕਾਂ ਨੂੰ ਛੱਡ ਪਰੇ ਜੋ ਮਰਜ਼ੀ ਸਮਝੀ ਜਾਓ ਹੋਰ ਉਹ ਹੈ ਜਿਹਨੇ ਸੰਸਾਰ ਪੈਦਾ ਕੀਤਾ ਤੋਏ ਮਾਤਾ ਤੋਏ ਪਿਤਾ ਤੂੰ ਹੀ ਮਾਤਾ ਤੂੰ ਹੀ ਪਿਤਾ ਹੈ ਜਾਂਦੇ ਕਹਿੰਦੇ ਆ ਹਿੰਦੂ ਮਤ ਵਾਲੇ ਕਹਿੰਦੇ ਨੇ ਫਿਰ ਕੌਣ ਹੈ ਪਿਤਾ ਮਾਤਾ ਤੂੰ ਹੀ ਪਿਤਾ ਤੂੰ ਹੀ ਮਾਤਾ ਹੈ ਉਹ ਵੀ ਤਾਂ ਬੰਦੇ ਉਹਨਾਂ ਨੂੰ ਸਮਝਾਉਣਾ ਹੀ ਸੀਗਾ ਕਿ ਫਿਰ ਇਸਤਰੀ ਕਿਵੇਂ ਹੋਊਗੀ ਪਾਗਲੋ ਕੋਈ ਪਿਤਾ ਉਹੀ ਮਾਤਾ ਫਿਰ ਫਿਰ ਮੂਰਤੀ ਕਿਵੇਂ ਬਣਦੀ ਉਹਦੀ ਜਿਹੜਾ ਮਾਤਾ ਪਿਤਾ ਇੱਕ ਉਹਦੀ ਮੂਰਤੀ ਬਣਾਉਂਦਾ ਨਾਲੇ ਉਹ ਸ਼ਰੀਰ ਨੂੰ ਜਨਮ ਦੇਣ ਵਾਲੀ ਹੈ ਆਤਮਾ ਨੂੰ ਜਨਮ ਦੇਣ ਵਾਲੀ ਨਹੀਂ ਹੈਗੀ ਉਹ ਜੇ ਵਾਦਾ ਬਣਾਓਗੇ ਤੁਸੀਂ ਦੇ ਮੂਰਤੀ ਤਾਂ ਸ਼ਰੀਰ ਸ਼ਰੀਰ ਨੂੰ ਜਨਮ ਦੇਣ ਵਾਲੀ ਉਹ ਵਾਦਾ ਵਾਸੋ ਹੀ ਮਾਸ ਉਪਜੈ ਤੁਮਾਸ ਤੋਂ ਮਾਸ ਦਾ ਕਰ ਸਕਦੇ ਗੁਰੂ ਦੀ ਡੈਫੀਨੇਸ਼ਨ ਹੈ ਵੀ ਉਹਦੀ ਦੇਹ ਨਹੀਂ ਹੁੰਦੀ ਹੈ ਜੀ ਸ਼ਰੀਰ ਵਾਹ ਨਹੀਂ ਹੁੰਦੀ ਮਾਇਆ ਤੋਂ ਲਿਪਤ ਹੁੰਦਾ ਗੁਰੂ ਦਾ ਵੱਡਾ ਕੋਈ ਨਹੀਂ ਹੈ ਉਹ ਸੰਸਾਰ ਚਾਰ ਤਿੰਨ ਲੋਕ ਆਏ ਨੇ ਚੌਥਾ ਲੋਕ ਪਰ ਲੋਕ ਹੈ ਲੋਕ ਪਰ ਲੋਕ ਦੇ ਵਿੱਚ ਗੁਰੂ ਤੋਂ ਵੱਡਾ ਕੋਈ ਨਹੀਂ ਪਰ ਲੋਕ ਵਿੱਚ ਨਹੀਂ ਕੋਈ ਵੱਡਾ ਜੇ ਇੱਥੇ ਜਦੋਂ ਗੁਰੂ ਬਣਾ ਲਿਆ ਪਰ ਲੋਕ ਫਿਰ ਉਹਦੇ ਅਧੀਨ ਹੋ ਜੂ ਇਹਨਾਂ ਨੂੰ ਇੰਨੀ ਅਕਲ ਕਿੱਥੋਂ ਇਹਨਾਂ ਮਤਲਬ ਸਾਰੇ ਪੰਡਤ ਦੀ ਪੜ੍ਹਾਈ ਪੜ ਗਏ ਪੰਡਤ ਜੀ ਜਲੇ ਹੋਏ ਬਾਪੜ ਗੁਰੂ ਹੈ ਜਗਤ ਦਾ ਗੁਰੂ ਨਾਨਕ ਬਾਪੜ ਸੀ ਉਹ ਪੰਡਤ ਸੀਗਾ ਆਪਣੇ ਆਪ ਨੂੰ ਗੁਰੂ ਕਹਉਂਦਾ ਬਾਪੜ ਕਹਉਂਦਾ ਦਾ ਗੁਰੂ ਜਗਤਪੁਰ ਬਾਬਾ ਕਹਿੰਦੇ ਹਾਂ ਜਗਤਪੁਰ ਬਾਬਾ ਚਾ ਗੁਰ ਬਾਬਾ ਦਾ ਹੋਰ ਗੱਲ ਹੈ ਗੁਰੂ ਦੀ ਹੋਰ ਗੱਲ ਹੈ ਕਾਹੂ ਉਦਿਆਨ ਭਰਮਤ ਪਛਤਾਪੈ ਕਾਹੂ ਉਦਿਆਨ ਭਰਮਤ ਪਛਤਾਪੈ ਕਿਤੇ ਉਦਿਆਨ ਜਿ ਫਿਰਦਾ ਕਿਤੇ ਦਾ ਰਾਹ ਲੈ ਗਿਆ ਉਹ ਤਾਂ ਬਹਿ ਗਿਆ ਦੇਖੇ ਕਿਤੇ ਵਿਚਾਰਾ ਜੰਗਲਾਂ ਤੁਰਿਆ ਫਰੀ ਜਾਂਦਾ ਸਮਝ ਲੱਗਦੀ ਨਹੀਂ ਸਾਰੀ ਜ਼ਿੰਦਗੀ ਮਨ ਲੱਗਿਆ ਪਛਤਾਉਂਦਾ ਮੇਰਾ ਤਾਂ ਕੁਝ ਨਹੀਂ ਹਰ ਆਦਮੀ ਧਾਰਮਿਕ ਮਨ ਲੱਗਿਆ ਪਛਤਾਉਂਦਾ ਜੇ ਕੁਝ ਮਿਲਿਆ ਨਹੀਂ ਮੈਨੂੰ ਕਿਉਂ ਨਹੀਂ ਮਿਲਿਆ ਕਿੱਥੇ ਮਿਲੂ ਸੀ ਜਿਹਨੇ ਸਾਰੀ ਜ਼ਿੰਦਗੀ ਦੁਨੀਆ ਦੇ ਵਿੱਚ ਆਰਾਮ ਕਰਕੇ ਨਹੀਂ ਦੇਖਿਆ ਘਰ 'ਚ ਨਹੀਂ ਰਿਹਾ ਤਿਆਗ ਤੇ ਤਿਆਗ ਕੀਤਾ ਤੈਨੂੰ ਵੀ ਮਿਲਣ ਮਨ ਲੱਗੇ ਨੂੰ ਕੁਝ ਨਾ ਮਿਲੇ ਉਹਨੂੰ ਪਛਤਾਉ ਕੇ ਨਾ ਹੋ ਸਭ ਕੁਝ ਦਾ ਦੇਣਾ ਤਾਂ ਨੇ ਫਿਰ ਵੀ ਮਿਲਿਆ ਨਹੀਂ ਉਹ ਪਛਤਾਵੇ ਤਾਂ ਲਿਖਿਆ ਸੰਸਾਰੀ ਆਦਮੀ ਦਾ ਮਨ ਲੱਗਿਆ ਇਹਨਾਂ ਨਹੀਂ ਪਛਤਾਉਂਦਾ ਉਹ ਤਾਂ ਕਹਿੰਦਾ ਫਰਾਨੇ ਮੁੰਡੇ ਨੂੰ ਮਾਰ ਦੋ ਮੈਂ ਉਹਨੂੰ ਲੈ ਫਰਾਨੇ ਕੁੜੀ ਨੂੰ ਮਾਰ ਦੋ ਫਰਾਨੇ ਪੋਤੇ ਦਾ ਮੂੰਹ ਦਿਖਾ ਦਿਓ ਉਹ ਤਾਂ ਇੱਥੇ ਤੱਕ ਹੁੰਦਾ ਜੋ ਉਹ ਕਿਹਨੂੰ ਕਹੂ ਉਹ ਜਿਹਦਾ ਦਰਸ਼ਨ ਕਰਨ ਨੂੰ ਚਾਹੁੰਦਾ ਤਾਂ ਉਹਦੇ ਹੋਏ ਨਹੀਂ ਬਾਕੀ ਉਹਨੇ ਜੇ ਦਰਸ਼ਨ ਦੀ ਗੱਲ ਇੱਛਾ ਰੱਖੀ ਨਹੀਂ ਉਹਨੂੰ ਪਛਤਾਵਾ ਜ਼ਿਆਦਾ ਹੁੰਦਾ ਮਿਲਿਆ ਕੁਝ ਨਹੀਂ ਕਿਹਦੀ ਇਹਨਾਂ ਕੁਝ ਐਨੇ ਸਾਲ ਪੜ੍ਹ ਕੇ ਪੂਰੀ ਜ਼ਿੰਦਗੀ ਪੜ੍ਹ ਕੇ ਫੇਲ ਹੋ ਗਿਆ ਜਿਹੜਾ ਇੱਕ ਬੱਚਾ ਇੱਕ ਸਾਲ ਲਾ ਕੇ ਫੇਲ ਹੋ ਜਾਂਦਾ ਹੈ ਉਹ ਪਛਤਾਉਣਾ ਹੋ ਜਾਂਦਾ ਪੂਰੇ ਜੀਵਨ ਕੋਈ ਪੜ੍ਹਾਈ ਪੜ੍ਹ ਕੇ ਫੇਲ ਹੋ ਜਵੇ ਪੂਰਾ ਜੀਵਨ ਲਾ ਦੇਵੇ ਕਿਸੇ ਗੱਲ ਦੇ ਉੱਤੇ ਦਰਸ਼ਨ ਵਾਤੇ ਆ ਦਰਸ਼ਨ ਹੋਵੇ ਨਾ ਫੇਲ ਹੋ ਜਵੇ ਉਹਦਾ ਪਛਤਾਵਾ ਕਿੰਨਾ ਬੋਝ ਹੋਊਗਾ ਉਦਿਆਨ ਜਿਹੜੇ ਭਰਮਦੇ ਨੇ ਪਛਤਾਉਂਦੇ ਨੇ ਬਹੁਤ ਬੜਾ ਪਛਤਾਵਾ ਹੈ ਸਾਲ ਦੇ ਬੱਚੇ ਫੇਲ ਹੋ ਗਏ ਆਤਮ ਹੱਤਿਆ ਕਰ ਲੈਂਦੇ ਨੇ ਸਾਲ ਦਾ ਬਰਦਾਸ਼ਤ ਨਹੀਂ ਹੁੰਦਾ ਉਹ ਜ਼ਿੰਦਗੀ ਦਾ ਬਰਦਾਸ਼ਤ ਕਿਵੇਂ ਕਰੇ ਹੋ ਪਰ ਉਹਨੂੰ ਪਤਾ ਨਹੀਂ ਲੱਗਿਆ ਵਿਚਾਰੇ ਨੂੰ ਵੀ ਗੱਲ ਕੀ ਸੀ ਠੀਕ ਕਿਸੇ ਨੇ ਦੱਸੀ ਨਹੀਂ ਆਪਣੇ ਆਪ ਨੂੰ ਪਤਾ ਲੱਗਿਆ ਨਹੀਂ ਲਕੀਰ ਰਫਕੀ ਹੋਏ ਲਕੀਰ ਪਟੀ ਕੇ ਮਿਲਿਆ ਕੁਝ ਹੈ ਨਹੀਂ ਆਪਣ ਖੇਲ ਆਪ ਹੀ ਕੀਨੋ ਜੋ ਜੋ ਦੀਨੋ ਸੋ ਨਾਨਕ ਲੀਨੋ ਆ ਜਿਹੜਾ ਖੇਲ ਸੰਸਾਰ ਦਾ ਇਹਨੇ ਆਪਣੇ ਆਪ ਕੀਤਾ ਖੇਲ ਆਪੇ ਖੇਲਦਾ ਜੋ ਜੋ ਦੀਨੋ ਸੋ ਨਾਨਕ ਲੀਨੋ ਤੇ ਫਿਰ ਜੋ ਦੀਨੋ ਉਹੀ ਲਿਆ ਜੋ ਹੁਕਮ ਨਾ ਪ੍ਰਾਪਤ ਹੋਇਆ ਉਹੀ ਪ੍ਰਾਪਤ ਹੋਇਆ ਨਾਨਕ ਕਹਿੰਦਾ ਇਹਨੂੰ ਉਹੀ ਮਿਲਿਆ ਜੋ ਪਰਮੇਸ਼ਰ ਦੇ ਦਿੱਤਾ ਜੇ ਨਾਮ ਇਹਨੇ ਪਰਮੇਸ਼ਰ ਤੋਂ ਮੰਗਿਆ ਤਾਂ ਮਿਲਿਆ ਜੇ ਇਹਨੇ ਨਾਮ ਆਪਣੇ ਜੁਗਤ ਨਾਲ ਆਪਣੇ ਜਤਨ ਨਾਲ ਪ੍ਰਾਪਤ ਕੀਤਾ ਹੋਇਆ ਹੀ ਕਿਹਨੇ ਮੰਗਿਆ ਨਹੀਂ ਮਿਲਿਆ ਜਿੱਥੇ ਦਾ ਕਰਦਾ ਰਿਹਾ ਨਾਮ ਵਾਸਤੇ ਜਤਨ ਉੱਥੇ ਦਾ ਇਹਨੂੰ ਪ੍ਰਾਪਤ ਹੋਇਆ ਹੀ ਜਿੱਥੇ ਕਰਦਾ ਰਿਹਾ ਮਾਇਆ ਵਾਸਤੇ ਪ੍ਰੇਤਨ ਉੱਥੇ ਮਾਇਆ ਬੜੀ ਹੋ ਰਹੀ ਸਾਰੀਆਂ ਗੱਲਾਂ ਪੂਰੀਆਂ ਨਹੀਂ ਹੋਈਆਂ ਤੇ ਘਟਾ ਹੋ ਗਿਆ ਤੇ ਵਧਾ ਹੋ ਗਿਆ ਵਿੜਿਆ ਉਹੀ ਹੈ ਜਿਹੜਾ ਇਹਨੂੰ ਦਿੱਤਾ ਹੋਵੇ ਜਿਹੜਾ ਦਿੱਤਾ ਨਾ ਉਹ ਇਹਨੂੰ ਮਿਲਿਆ ਚਾਹੇ ਉਹ ਸੰਸਾਰੀ ਪ੍ਰਾਰਥਨਾ ਦੇ ਪੱਖ ਤੋਂ ਲੈ ਲਓ ਤੂੰ ਕਿਸੇ ਨੂੰ ਪਦਾਰਥ ਬੋਧ ਨੇ ਦੇ ਉਹ ਰਾਤ ਨੂੰ ਫਿਰ ਦਿੱਤੀ ਨਹੀਂ ਉਹਨੇ ਪਦਾਰਥ ਦੇ ਦਿੱਤੇ ਪਦਾਰਥ ਨੂੰ ਕੀ ਕਰਦੇ ਨੇ ਉਹ ਹੁਣ ਤਕਰੀਬ ਹੁੰਦਾ ਨਾ ਤੁਸੀਂ ਨਾ ਹੁੰਦਾ ਜੇ ਬਹੁਤਾ ਗਰੀਬ ਹੋਵੇ ਰਾਤ ਨੂੰ ਉਹ ਕਹਿੰਦੇ ਚੱਲ ਯਾਰ ਦੁਖੀ ਅਸੀਂ ਆਪ ਆਓ ਰਾਤ ਦੁਖੀ ਵੀ ਦੁਖੀ ਹੋ ਪਰ ਜਿਹਦੇ ਕੋ ਘਰ ਬਾਰ ਰੁਪਈਏ ਨੇ ਉਹ ਦੁਖੀ ਜ਼ਿਆਦਾ ਹੁੰਦਾ ਵੀ ਮੈਨੂੰ ਦੇ ਲਓਗੇ ਕੀ ਉਹ ਪਦਾਰਥ ਨੂੰ ਸੁਖ ਰੂਪ ਦਿੱਤੇ ਨੇ ਸੁਖ ਰੂਪ ਦਿੱਤੇ ਨੇ ਦੁਖੀ ਜ਼ਿਆਦਾ ਦੁਖੀ ਹੈ ਮਿਲਿਆ ਉਹ ਹੈ ਜਿਹੜਾ ਉਹਨੇ ਦਿੱਤਾ ਹੈ ਇਹ ਗੱਲ ਸੱਚ ਹੈ ਖੇਲ ਇਹਨੇ ਆਪ ਕੀਤਾ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਦਾ ਖੇਲ ਕਰਦਾ ਉਹਦੇ ਵਾਸਤੇ ਦੁਖੀ ਹੈ ਜਿਹੜਾ ਮਰਜ਼ੀ ਦਾ ਨਹੀਂ ਖੇਲ ਕਰਦਾ ਉਹਦੇ ਉਹਦੇ ਵਾਸਤੇ ਭਗਤੀ ਆਪਣੀ ਮਰਜ਼ੀ ਦਾ ਨਹੀਂ ਕੀਤਾ ਪਰਮੇਸ਼ਰ ਦੀ ਮਰਜ਼ੀ ਦਾ ਖੇਡ ਕੀਤਾ ਉਹਨੂੰ ਤਾਂ ਸਭੇ ਤੋਂ ਪ੍ਰਾਪਤ ਲਿਖਿਆ ਉਹਦੇ ਬਾਰੇ ਹਾਂ ਉਹਦਾ ਹਿਸਾਬ ਨਹੀਂ ਕੋਈ ਉਹ ਲੇਖਾ ਮੂਲ ਨਾ ਸਮਝਾ ਉਹਦਾ ਨਹੀਂ ਲੇਖਾ ਹੈਗਾ ਇਹ ਲੇਖੇ ਜੇ ਜੋ ਜੋ ਦਿਨੋ ਜਿੰਨਾ ਦਿੱਤਾ ਹੈ ਦਿੱਤਾ ਉਹ ਨਹੀਂ ਹੈ ਉਹ ਤਾਂ ਕੇ ਹੋਇਆ ਉੱਥੇ ਦਾ ਉਹਨੇ ਸਾਰੇ ਕੁਝ ਨੂੰ ਦਿੱਤਾ ਫਿਰ ਲੇਖਾ ਮੂਲ ਨਾ ਸਮਝਾ ਸੰਸਾਰੀ ਪਦਾਰਥਾਂ ਦੀ ਉਹਨੂੰ ਲੋੜ ਨਹੀਂ ਉਹਦਾ ਦੋਸਤ ਹੈ ਮੂੰਹ ਚੋਂ ਨਾ ਲੋੜ ਨਹੀਂ ਬਾਕੀ ਉਹਨੇ ਇੰਨਾ ਕੁਝ ਦੇਤਾ ਉਹਨੂੰ ਚਿੰਤਾ ਕੋਈ ਨਹੀਂ ਗਾਂ ਦੀ ਬਗਦੀ ਆ ਜਾਣਾ